ਲੱਲੇ ਲਾਏ ਧੰਦੇ ਜਿਨ ਛੋਡੀ ਮਿੱਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮਕਰ ਸਹਿਣਾ ਭਾਣੇ ਤਾਕ ਹੁਕਮ ਪਿਆ ਲੱਲੇ ਲਾਏ ਧੰਦੇ ਜਿਨ ਛੋਡੀ ਧੰਦੇ ਜਿਨ ਛੋਡੀ ਮਿੱਠਾ ਮਾਇਆ ਮੋਹ ਕੀਆ ਸੁਰਤ ਧੰਦੇ ਲਾਤੀ ਅੰਦਰਲੇ ਨੇ ਛੱਡ ਦਿੱਤੀ ਅੰਦਰਲੇ ਇੱਕ ਚੀਜ਼ ਪੈਦਾ ਕਰਕੇ ਅੱਖਾਂ ਨੂੰ ਲਾ ਕੇ ਦਿਮਾਗ ਨੂੰ ਲਾ ਕੇ ਪੰਜ ਸਰੀਰਾਂ ਜਾਂ ਗਿਆਨ ਇੰਦਰੀਆਂ ਨਾਲ ਟੱਚ ਕਰਕੇ ਛੱਡ ਦਿੱਤੀ ਮੋਹ ਕੀਆ ਜਿਹੜਾ ਮੋਹ ਹੈਗਾ ਮਾਇਆ ਮੋਹ ਨੂੰ ਬਿਠਾ ਕਰ ਬਿਠਾ ਮਾਇਆ ਮੋਹ ਜੇ ਬਿਠਾ ਨਾ ਹੋਵੇ ਤਾਂ ਜੋ ਪਾਣੀ ਦੀ ਪਿਆਸ ਦਾ ਪਤਾ ਹੀ ਨਾ ਲੱਗੇ ਰੋਟੀ ਦੀ ਭੁੱਖ ਦਾ ਪਤਾ ਹੀ ਨਾ ਲੱਗੇ ਸੇਕ ਮੁਲੇ ਨੂੰ ਪਤਾ ਹੀ ਨਾ ਲੱਗੇ ਸਰੀਰ ਦਾ ਜ਼ਿਆਦਾ ਸੇਗ ਦੇ ਵਿੱਚ ਚਲਾ ਜਾਵੇ ਜਿੱਥੇ ਸਰੀਰ ਖਤਮ ਹੋ ਜਾਵੇ ਜਾ ਕੇ ਇਹ ਮਾਇਆ ਦੇ ਬੋਝ ਆ ਜੜੀ ਸਾਰੀ ਚੀਜ਼ਾਂ ਬੋਧਾ ਅਸਲ ਚ ਮਤਲਬ ਧਿਆਨ ਦੇ ਹੁੰਦਾ ਬੋਧਾ ਮਤਲਬ ਧਿਆਨ ਦੇ ਹੁੰਦਾ ਬਹੁਤ ਧਿਆਨ ਖਿੱਚਦਾ ਸਾਡਾ ਧਿਆਨ ਜਿਹੜੀ ਚੀਜ਼ ਖਿੱਚਦੀ ਹੈ ਸਾਡਾ ਉਹ ਵੈਦਾ ਕਰਦੀ ਹੈ ਧਿਆਨ ਨੂੰ ਖਿੱਚਣ ਵਾਲੀ ਚੀਜ਼ ਹੈ ਉਹ ਉਹ ਕਹਿੰਦੇ ਨੇ ਭੁੱਲਦਾ ਹੀ ਨਹੀਂ ਤੂੰ ਕੀ ਕਰ ਭੁੱਲਦਾ ਨਹੀਂ ਧਿਆਨ ਚੋਂ ਜਾਂਦੀ ਨਹੀਂ ਚੀਜ਼ ਮੇਰੀ ਧਿਆਨ ਨੂੰ ਖਿੱਚਣ ਵਾਲੀ ਚੀਜ਼ ਦਾ ਜੋੜਨ ਵਾਲੀ ਚੀਜ਼ ਦਾ ਨਾਮ ਉਹ ਹੈ ਜਾਂ ਪ੍ਰੇਮ ਧਿਆਨ ਜੋੜ ਸਕਦਾ ਹੈ ਜਾਂ ਉਹ ਜੋੜ ਸਕਦਾ ਮੋਹ ਔਰ ਪ੍ਰੇਮ ਫਰਕ ਜੋ ਸੰਸਾਰ ਦੀ ਚੀਜ਼ ਵਸਤੂ ਸਾਡਾ ਧਿਆਨ ਸਿੱਧੀ ਉਹ ਹੈ ਬਾਇਰ ਬਾਇਰ ਉਹ ਚਾਹੇ ਸਰੀਰ ਹੈ ਉਹ ਵੀ ਬੋਲ ਸਰੀਰ ਹੈ ਦਾ ਜਿਹੜੀ ਪੰਜੇ ਗਿਆਨ ਅੰਦਰ ਅਰਮਨ ਬੁੱਧੀ ਤੋਂ ਪਰੇ ਦੀ ਹੈ ਜੇ ਉਹਦਾ ਉਹ ਹੈ ਉਹ ਪ੍ਰੇਮ ਹੋ ਜਾਂਦਾ ਫਿਰ ਉਹਨਾਂ ਨੂੰ ਪ੍ਰੇਮ ਹੈ ਵੈਸੇ ਦੋ ਗੱਲਾਂ ਜਿਵੇਂ ਪਰਵਾ ਔਰ ਉਹ ਇੱਕੋ ਇੱਕ ਵਾਰ ਪੜਵਾ ਪੜਵਾ ਦੋ ਲਫ਼ਜ਼ ਨੇ ਨਾ ਇਹ ਵੀ ਪ੍ਰੇਮ ਰੂਹ ਨੇ ਉਹ ਮਾਇਆ ਦੇ ਵਿੱਚ ਹੈ ਦਰਗਾਹੀ ਦੁਨੀਆ ਦਾ ਪ੍ਰੇਮ ਜਦ ਪ੍ਰੇਮ ਕੀ ਹੋਤੇ ਨਹੀਂ ਪ੍ਰਭ ਪਾਇਆ ਕਿਉਂਕਿ ਪ੍ਰਭ ਦੇ ਨਾਲ ਜਿਹੜੀ ਸੰਬੰਧਤ ਮੋਹ ਹੈ ਉਰਬਨ ਮਨ ਵੀ ਕਿਹਾ ਬੋਹੜ ਪ੍ਰਭ ਨੂੰ ਮੋਹਰ ਵੀ ਕਹਿੰਦਾ ਫਿਰ ਉਹ ਪ੍ਰੇਮ ਹੈ ਉਹ ਮੋਹ ਹੈ ਜਿਹੜਾ ਇੱਕ ਸੱਚ ਨਾਲ ਮੋਹ ਹੈ ਇੱਕ ਝੂਠ ਨਾਲ ਮੋਹ ਹੈ ਬਸ ਇੱਕ ਸੱਚ ਨਾਲ ਪ੍ਰੇਮ ਹੈ ਇੱਕ ਝੂਠ ਨਾਲ ਅਸੀਂ ਮੋਹ ਇੱਥੇ ਵੀ ਪ੍ਰੇਮ ਕਹਿੰਦੇ ਨੇ ਵਰਤ ਲੈਣੇ ਨਾਲ ਪ੍ਰੇਮ ਵਾਇਜ ਨਹੀਂ ਵਰਤਦੇ ਆਪਾਂ ਉਹਨਾਂ ਦਾ ਤਾਂ ਬੜਾ ਪ੍ਰੇਮ ਸੱਚ ਨਾਲ ਜਿਹੜਾ ਹੁੰਦਾ ਹੈ ਉਹ ਸੱਚਾ ਹੁੰਦਾ ਹੈ ਕਦੇ ਵੀ ਨਹੀਂ ਟੁੱਟਦਾ ਸੱਚੇ ਦਾ ਮਤਲਬ ਟੁੱਟਦਾ ਹੀ ਨਹੀਂ ਹੈ ਉਹਦਾ ਸਾਥ ਛੁੱਟਦਾ ਹੀ ਨਹੀਂ ਹੈ ਝੂਠੇ ਦਾ ਸਾਥ ਛੁੱਟ ਜਾਂਦਾ ਉਹ ਤੁਸੀਂ ਚਾਹਣਾ ਛੁੱਟੇ ਚਾਹੇ ਛੱਡਣ ਵਾਲਾ ਨਹੀਂ ਆਵੇ ਸਾਡੇ ਨਾਂ ਚਾਹੁੰਦੇ ਹੋਏ ਵੀ ਇਹ ਨਹੀਂ ਰਹਿਣਾ ਇਹਦੀ ਲਾਈਫ ਥੋੜੀ ਹੈ ਉਹਦੀ ਲਾਈਫ ਥੋੜੀ ਹੈ ਝੂਠ ਦੀ ਲਾਈਫ ਥੋੜੀ ਹੈ ਤਕਲੀਫ ਛੱਡਣ ਵੇਲੇ ਬਹੁਤ ਹੁੰਦੀ ਹੈ ਛੱਡਣਾ ਬਹੁਤ ਔਖਾ ਹੈ ਇਸ ਕਰਕੇ ਜਿਹੜੀ ਚੀਜ਼ ਤੰਗ ਕਰੇ ਨਾ ਬਿਮਾਰੀ ਉਹ ਵਧਾਉਣੀ ਨਹੀਂ ਚਾਹੀਦੀ ਗੁਰਬਾਣੀ ਇਹ ਹੀ ਸਮਝਾਉਂਦੀ ਹੈ ਵੀ ਇਹ ਤਾਂ ਦੁਖੀ ਕਰੂਗੀ ਤੰਗ ਕਰੂਗੀ ਫਿਰ ਇੱਥੇ ਹੀ ਰੱਖ ਲੂਗੀ ਤੁਹਾਨੂੰ ਇਹ ਜਾਣ ਨਹੀਂ ਦਿੰਦੀ ਸੰਸਾਰ ਛੱਡਣ ਨਹੀਂ ਦੇਣਾ ਇਹਨੇ ਬੋਲ ਸੁਰਤ ਫਿਰ ਕਿੱਥੇ ਰਹੂਗੀ ਅੰਤ ਕਾਲ ਕੀ ਸਿਮਰੂਗਾ ਉਹ ਸਾਰਾ ਸਬਰਨ ਬੋਧ ਦੇ ਵਿੱਚ ਹੀ ਹੈ ਇੱਕ ਭਗਤੀ ਹੈ ਨਾਰਾਇਣ ਸਬਰੇ ਦੀ ਪਿਛਲੀ ਅੰਤਕਾਲ ਜੀ ਨਾਰਾਇਣ ਸਬਰੇ ਦੀ ਇੱਕ ਭਗਤੀ ਹੈ ਲਾਸਟ ਵਾਲੀ ਬਾਕੀ ਸਾਰੀਆਂ ਮਾਇਆ ਦੇ ਸਬਰਨ ਦੀ ਦੇਖੋ ਉੱਥੇ ਵੀ ਸਬਰਨ ਲਫ਼ਜ਼ ਵਰਤਿਆ ਹੈ ਸਿਮਰੇ ਵਰਤਿਆ ਲਫ਼ਜ਼ ਉੱਥੇ ਵੀ ਸਿਮਰਨ ਜੀ ਧਿਆਨ ਹੋਵੇ ਜਿੱਥੇ ਸਾਡਾ ਧਿਆਨ ਜੁੜਿਆ ਹੋਇਆ ਉਹਨੂੰ ਸਿਮਰਨ ਕਹਿੰਦੇ ਨੇ ਸਿਮਰਨ ਵੀ ਉਹ ਤੋਂ ਕਲੀਅਰ ਹੋ ਜਾਣਾ ਚਾਹੀਦਾ ਸਾਨੂੰ ਸਿਮਰਨ ਕਹਿੰਦੇ ਕਿਹਨੂੰ ਨੇ ਬਾਲਾ ਫੇਰੇ ਧਿਆਨ ਕਿਤੇ ਹੋਵੇ ਸਿਮਰਨ ਨਹੀਂ ਦਾ ਸਿਮਰਨ ਉੱਥੇ ਜਿੱਥੇ ਤੁਹਾਡਾ ਧਿਆਨ ਜਿਹਦਾ ਧਿਆਨ ਉੱਥੇ ਤੁਸੀਂ ਪ੍ਰੈਜ਼ੈਂਟ ਹੋ ਜੋ ਸਾਡੇ ਅੰਦਰ ਪ੍ਰੈਜ਼ੈਂਟ ਥਾਟ ਚੱਲਦੇ ਨੇ ਪ੍ਰੈਜ਼ੈਂਟ ਖਿਆਲ ਚੱਲਦੇ ਨੇ ਉਹੀ ਸਾਡਾ ਸਿਮਰਨ ਹੋ ਰਿਹਾ ਜੋ ਖਿਆਲ ਚੱਲ ਰਹੇ ਨੇ ਉਹ ਸਿਮਰਨ ਉਸੇ ਜੀ ਦਾ ਸਿਮਰਨ ਹੋ ਗਿਆ ਉਹੀ ਸਿਮਰਨ ਹੈ ਜੋ ਖਿਆਲ ਚੱਲਦੇ ਨੇ ਬਸ ਜਿਹਦੇ ਬਾਰੇ ਖਿਆਲ ਚੱਲਦੇ ਨੇ ਉਹਦਾ ਸਿਮਰਨ ਹੋ ਰਿਹਾ ਜਿਹਦੇ ਬਾਰੇ ਖਿਆਲ ਚੱਲਦੇ ਨੇ ਉਹਦਾ ਸਿਮਰਨ ਹੋ ਰਿਹਾ ਅੰਤਕਾਲ ਜੇ ਮੰਦਰ ਸਿਮਰ ਬੁੱਧਰ ਦਾ ਸਿਮਰਨ ਹੋ ਰਿਹਾ ਬੁੱਧਰ ਚ ਸੁਰਤ ਹੈ ਸੁਰਤ ਸ਼ਬਦ ਭਵ ਸਾਗਰ ਤਰੀਏ ਸੁਰਤ ਹੈ ਇੱਕ ਪਾਸੇ ਵਾਲੀ ਸੁਰਤ ਉਹਦੇ ਨਾਲ ਜੋੜ ਕੇ ਰੱਖ ਲੂ ਧਿਆਨ ਅਟੈਚਮੈਂਟ ਦਾ ਲੋਹ ਹੈ ਇਹਨੇ ਮਾਇਆ ਦੇ ਸਿਮਰਨੇ ਛੱਡਣੀ ਦੇਣਾ ਸੰਸਾਰ ਅਗਲਾ ਜਨਮ ਹੋ ਜਾਣਾ ਹੈ ਮਾਇਆ 'ਚ ਫਸਾ ਕੇ ਰੱਖ ਲੈਣਾ ਉਸ ਬਸ ਇਹੀ ਕਹਿ ਰਹੀ ਹੈ ਹੋਰ ਤਾਂ ਕੁਝ ਸੰਸਾਰ ਛੱਡਣ ਨੂੰ ਨਹੀਂ ਕਹਿ ਰਹੀ ਸੰਸਾਰ ਦਾ ਸਿਮਰਨ ਛੱਡਣ ਨੂੰ ਕਹਿ ਰਹੀ ਸਿਮਰਨ ਪਰਮੇਸ਼ਰ ਦਾ ਤਾਂ ਹੋ ਰਹੋ ਜਾਏ ਸੰਸਾਰ 'ਚ ਉਹ ਸੰਸਾਰ 'ਚ ਰਹਿ ਕੇ ਸਿਮਰਨ ਕਰਨਾ ਹੈ ਹੁਣ ਵਰ ਕੇ ਕਰਨਾ ਸਭ ਮਾਇਆ ਵਿੱਚੋਂ ਦਾਸੀ ਦਾ ਮਤਲਬ ਇਹੀ ਹੈ ਸੰਸਾਰ ਤਾਂ ਰਹਿ ਕੇ ਹੀ ਕਰਨਾ ਹੈ ਸਿਮਰਨ ਨੂੰ ਪਰ ਸਿਮਰਨ ਸੰਸਾਰ ਦਾ ਨਹੀਂ ਕਰਨਾ ਸਿਮਰਨ ਸੰਸਾਰ ਦਾ ਨਹੀਂ ਕਰਨਾ ਰਹਿਣਾ ਸੰਸਾਰ 'ਚ ਕੁਰਸੀ ਤੇ ਬਹਿ ਜਾਣਾ ਜਾ ਕੇ ਕੰਮ ਦਾ ਟੱਕਾ ਨਹੀਂ ਤੋੜਨਾ ਉੱਥੇ ਦਾ ਆਪਣਾ ਖਿਆਲ ਕਿਤੇ ਹੋਰ ਰੱਖਣਾ ਤਨਖਾਹ ਹੋਰ ਤਾਂ ਹੀ ਲੈਣੀ ਹੈ ਹਾਜ਼ਰੀ ਉੱਥੇ ਹਾਜ਼ਰੀ ਉੱਥੇ ਹੀ ਹੈ ਉਹਨਾਂ ਕਰ ਦੇਣਾ ਵਜਨ ਜੋਗੀ ਟੁੱਟ ਕੇ ਮਰਨ ਦੀ ਲੋੜ ਨਹੀਂ ਹੈ ਖਾਣਾ ਪੀਣਾ ਸਮ ਕਰ ਸਹਿਣਾ ਖਾਣਾ ਪੀਣਾ ਖਾਣਾ ਪੀਣਾ ਸੰਸਾਰ ਤੇ ਮਨ ਕਰਕੇ ਵੀ ਤਨ ਕਰਕੇ ਵੀ ਖਾਣ ਪੀਣ ਨੂੰ ਬਰਦਾਸ਼ਤ ਕਰਨਾ ਪੈਣਾ ਤੁਹਾਨੂੰ ਖਾਣੇ ਪੀਣੇ ਨੇ ਧਿਆਨ ਖਿੱਚਣਾ ਧਿਆਨ ਨਹੀਂ ਜਾਣ ਦੇਣਾ ਖਾਣੇ ਪੀਣੇ ਵੱਲ ਤਿਲਕ ਕਿਹੜੇ ਪੈਦਾ ਕਲਕੜ ਬੜੀ ਹੈ ਗਲੀਆਂ ਚਿੱਕੜ ਦੂਰ ਕਰ ਇਹ ਖਾਣ ਪੀਣ ਨਹੀਂ ਤੇ ਖਾਦੇ ਪੀਂਦੇ ਚਲ ਕੇ ਜਾਣਾ ਕਾਰੇ 'ਚ ਚੱਲਣਾ ਤਿਲਕਣ ਦੇ ਵਿੱਚ ਚੱਲਣਾ ਪੈਰ ਸੁਭੜ ਕੇ ਰੱਖਣਾ ਚੱਲੋ ਵੀ ਦੇ ਵਿੱਚ ਹੀ ਹੈ ਜਿਹੜੇ ਤਲਕ ਕੇ ਡੇਪੇ ਪਿਛੇ ਸਭ ਕਰ ਸਹਿਣ ਖਾਣਾ ਪੀਣਾ ਸਭ ਕਰ ਸਹਿਣਾ ਇਹਨੂੰ ਸਹਿਣਾ ਪਤਾ ਹੈ ਵੀ ਖਾਣ ਦੇ ਵਿੱਚ ਤਲਕ ਜਾਵਗੇ ਤਲਕ ਚਲੇ ਜਾਊਗਾ ਮੈਂ ਧਿਆਨ ਚਲਾ ਫਿਸਲ ਗਿਆ ਜੇ ਤੁਹਾਡਾ ਧਿਆਨ ਜਿੱਥੇ ਹੈਗਾ ਸਿਮਰਨ ਟੁੱਟ ਗਿਆ ਨਾ ਖਾਣ ਪੀਣ ਨਾਲ ਸਿਮਰਨ ਤਾਂ ਨਿਰਾਕਾਰ ਦਾ ਕਰਨਾ ਅੰਦਰ ਦਾ ਸ਼ਬਦ ਵਿਚਾਰ ਚੱਲਦੀ ਹੈ ਸਾਹਮਣੇ ਬੈਠਾ ਰੋਟੀ ਖਾ ਰਿਹਾ ਜੇ ਰੋਟੀ ਧਿਆਨ ਚਲਾ ਗਿਆ ਅੰਦਰਲਾ ਸਿਮਰਨ ਟੁੱਟ ਗਿਆ ਫਿਸਲ ਗਿਆ ਗਿਰ ਗਿਆ ਥਾਲੀ 'ਚ ਫਿਰ ਜਾ ਕੇ ਦੇਖੋ ਗੱਲ ਊਟ ਦੀ ਜੀ ਵਾਂਗੂ ਲੱਗਦੀ ਹੈ ਤੁਹਾਨੂੰ ਵੀ ਲਿਖਿਆ ਹੈ ਕੀ ਹੈ ਖਾਣਾ ਪੀਣਾ ਸਭ ਕਰ ਬੜਾ ਖਤਰਨਾਕ ਹੈ ਖਾਣਾ ਪੀਣਾ ਜੇ ਨਾ ਸਿਆ ਜਾਵੇ ਇੱਥੇ ਹੀ ਡਗ ਜਾਂਦੇ ਨੇ ਸਾਰੇ ਇਹ ਸਹਿ ਨਹੀਂ ਹੁੰਦਾ ਖਾਣਾ ਪੀਣਾ ਨਹੀਂ ਸਹਿ ਹੁੰਦਾ ਕਹਿੰਦੇ ਤੇ ਰੋਟੀ ਨਹੀਂ ਖਾ ਹੁੰਦੀ ਕਹਿੰਦੇ ਨਾ ਕਦੇ ਕੋਈ ਸਿਆਣੇ ਕਹਿੰਦੇ ਨੂੰ ਤੰਦਰੁਸਤੀ ਲੜਦੀ ਹੈ ਤੰਦਰੁਸਤੀ ਵੀ ਲੜ ਜਾਂਦੀ ਹੈ ਖਾਣਾ ਪੀਣਾ ਜੇ ਨਾ ਬਰਦਾਸ਼ਤ ਹੋਵੇ ਬਰਦਾਸ਼ਤ ਕੀ ਭਾਵ ਜੇ ਖਾਣ ਨੂੰ ਬਾੜਾ ਮਿਲਿਆ ਦੂਆ ਚੰਗਾ ਦੇ ਕੇ ਬਰਦਾਸ਼ਤ ਨਹੀਂ ਹੁੰਦਾ ਜੇ ਚੰਗਾ ਮਿਲਿਆ ਤਾਂ ਉਹਦਾ ਉਹ ਉਬਲਾ ਦਿੰਦਾ ਉਹ ਆਪਣੇ ਨਾਲ ਜੋੜ ਲੈਂਦਾ ਸੁਖ ਜਿਵੇਂ ਭਲਾ ਦਿੰਦਾ ਸਾਨੂੰ ਸੁਖ ਸਹਿਣਾ ਔਖਾ ਚੰਗੇ ਪਦਾਰਥ ਸੁਖ ਦਾ ਰੂਪ ਦਾਇਰੇ ਚਾਉਂਦੇ ਮਨ ਭਉਦਾ ਜਿਹੜਾ ਹੈ ਕਰ ਫਰਮਾਇਸ਼ ਖਾਇਆ ਉਹ ਕੀ ਜਦੋਂ ਫਰਮਾਇਸ਼ ਦਾ ਮੂਰੇ ਆਉਂਦਾ ਸਭ ਕੁਝ ਭੁੱਲ ਜਾਂਦਾ ਪਰ ਹਾਲਤ ਹੈ ਨਾ ਬਰਦਾਸ਼ਤ ਨਹੀਂ ਹੋਇਆ ਦੇਖ ਕੇ ਹੀ ਬਰਦਾਸ਼ਤ ਨਹੀਂ ਹੋਇਆ ਸਾਰਾ ਧਿਆਨ ਉੱਥੇ ਆ ਗਿਆ ਧਿਆਨ ਟੁੱਟ ਗਿਆ ਇਹਨਾਂ ਲਾ ਬਰਦਾਸ਼ਤ ਨਹੀਂ ਹੋਇਆ ਧਿਆਨ ਤੋੜ ਕੇ ਰੱਖਤਾ ਉਹਨੇ ਸਹਿਰੀ ਹੋਇਆ ਘਰ ਫਰਮਾਇਸ਼ ਖਾਇਆ ਬੇਖ ਮਹਿਲਤ ਮਰਨ ਬਸਾਰਿਆ ਮਹਿਲਾ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਿਆ ਵਰਣ ਬਿਸਰੇ ਇੱਥੋਂ ਹੀ ਬਸਰੇ ਪਹੁੰਚ ਜੜ ਇੱਥੋਂ ਵਜੋ ਸਰੇ ਪਹੁੰਚ ਇਹ ਪਹਿਲੀ ਸਟੇਜ ਆ ਇਹ ਆਖਰੀ ਸਟੇਜ ਆ ਜਿੱਥੋਂ ਸ਼ੁਰੂ ਕੀਤਾ ਨਾ ਅੱਡ ਹੁਣ ਉੱਥੇ ਹੀ ਧਿਆਨ ਰੱਖਣਾ ਉੱਥੇ ਹੀ ਜਾ ਕੇ ਉੱਥੇ ਹੀ ਡਿਗਣਾ ਉਸੇ ਪੁਆਇੰਟ ਤੋਂ ਡਿਗਣਾ ਜਿਹੜੇ ਪੁਆਇੰਟ ਤੋਂ ਸਟਾਰਟ ਕਰਨਾ ਜਾਂ ਸ਼ੁਰੂ ਕਰਨਾ ਜਿੱਥੋਂ ਧਿਆਨ ਉਹ ਚੀਜ਼ ਦੇ ਧਿਆਨ ਸੁਣਨਾ ਇੱਥੇ ਸਟਾਰਟ ਹੈ ਦੁਨੀਆ ਦਾ ਹੋਰ ਕਾਹਦਾ ਜੇ ਬਾੜਾ ਖਾਣ ਨੂੰ ਮਿਲਿਆ ਫਿਰ ਸ਼ਿਕਾਇਤ ਹੈ ਫਿਰ ਸ਼ਿਕਾਇਤ ਹੈ ਸ਼ਿਕਾਇਤ ਤਾਂ ਜੋ ਸਾਡੀ ਸਖਾਲੀ ਹੈ ਜੇ ਤਾਂ ਪਰਮੇਸ਼ਰ ਨੂੰ ਯਾਦ ਕਰੂਗਾ ਚਾਹੇ ਗੁਰਦੁਆਰੇ ਜਾ ਕੇ ਬੁੱਧਾ ਜਾ ਕੇ ਪਾਠ ਕਰਕੇ ਮੰਗੂਗਾ ਵੀ ਮੈਨੂੰ ਹੋਰ ਵਧੀਆ ਦੇ ਪਰ ਜੇ ਵਧੀਆ ਮਿਲਿਆ ਹੋਇਆ ਸ਼ਿਕਾਇਤ ਨਹੀਂ ਹੈ ਫਿਰ ਉਹ ਕੀ ਹੈ ਉਹ ਦਾਤ ਪਿਆਰੀ ਵਿਸਰਿਆ ਦਾ ਤਾਰ ਉਹ ਖਤਰਨਾਕ ਹੈ ਜ਼ਿਆਦਾ ਜਿਹੜਾ ਮਨ ਪਾਉਂਦਾ ਮਿਲਿਆ ਜ਼ਿਆਦਾ ਖਤਰਨਾਕ ਹੈ ਜਿਹੜਾ ਮਨ ਪਾਉਂਦਾ ਨਹੀਂ ਉਹਦਾ ਜ਼ਿਕਰ ਨਹੀਂ ਕੀਤਾ ਜ਼ਿਕਰ ਮਨ ਪਾਉਂਦੇ ਦਾ ਕੀਤਾ ਜਿਹੜਾ ਨਹੀਂ ਮਨ ਪਾਉਂਦਾ ਉਹਦਾ ਨਹੀਂ ਜ਼ਿਕਰ ਕੀਤਾ ਬਾਣੀ 'ਚ ਜ਼ਿਕਰ ਮਨ ਪਾਉਂਦੇ ਦਾ ਕੀਤਾ ਵੀ ਇਹਦੋਂ ਬਚਿਓ ਮਨ ਪਾਉਂਦੇ ਤੋਂ ਝੁੱਗੀ ਦਾ ਜ਼ਿਕਰ ਨਹੀਂ ਕੀਤਾ ਮਹਿਲ ਦਾ ਜ਼ਿਕਰ ਕੀਤਾ ਭਲਾਉਣਾ ਮਹਿਲ ਨੇ ਤਲਕਣਾ ਮਹਿਲ ਤੋਂ ਝੁੱਗੀ ਤੋਂ ਕੀ ਤਲਕਣਾ ਤੇ ਇੱਕ ਮਹਿਲ ਤੇ ਬਣ ਇਹ ਸੈੜਨ ਦਾ ਮਤਲਬ ਹੈਗਾ ਨਹੀਂ ਤਾਂ ਫਿਰ ਕੀ ਸੜ ਸਭ ਕਰ ਸੜ ਦਾ ਕੀ ਹੈ ਉਹ ਖਾਣਾ ਪੀਣਾ ਸਭ ਕਰ ਸੜਾ ਕੀ ਕੀ ਹੋਇਆ ਫਿਰ ਹੋਰ ਕੀ ਹੋਇਆ ਹੈ ਜੇ ਚੰਗਾ ਇਹ ਵਾਲਾ ਆਖਰ ਉਹਦਾ ਰਿਜ਼ਲਟ ਕੀ ਹੈ ਬਣਨਾ ਕੀ ਹੈ ਉਹਦਾ ਖਾਦੇ ਦੇ ਬਾਅਦ ਉਹਦਾ ਕੀ ਬਣਨਾ ਉਹ ਧਿਆਨ ਉੱਥੇ ਰੱਖਣ ਖਾਦੇ ਦੇ ਬਾਅਦ ਉਹਦਾ ਕੀ ਬਣਨਾ ਉਹਦਾ ਐਂਡ ਕੀ ਹੈ ਐਂਡ ਕੋਈ ਜਦੋਂ ਚੰਗਾ ਚਾਹੇ ਬੋਲਣਾ ਐਂਡ ਕੋ ਜੇ ਚੰਗਾ ਚੰਗਾ ਨਹੀਂ ਮਾੜਾ ਮਾੜਾ ਨਹੀਂ ਦੋ ਇੱਕੋ ਜਿਹੇ ਸੰਕਰ ਸੇਣਾ ਖਾਦੇ ਦੇ ਬਾਅਦ ਇੱਕੋ ਬਣੋ ਇੱਕੋ ਚੀਜ਼ ਬਣਦੀ ਹੈ ਤੇ ਚੰਗਾ ਕੀ ਹੋਇਆ ਮਾੜਾ ਕੀ ਹੋਇਆ ਸਾਡੀ ਆਪਣੀ ਸੋਚ ਚੰਗੀ ਬਾੜੀ ਹੈ ਚੰਗਾ ਮਾੜਾ ਕੁਛ ਚੰਗਾ ਮਾੜਾ ਕੀ ਹੋਇਆ ਵਿਚਾਰੇ ਹੈ ਇੱਕ ਪਰ ਉਹ ਇੱਕ ਜੀ ਜੇ ਇੱਥੇ ਚੰਗੀ ਲੱਗਦੀ ਹੈ ਬਾਹਰ ਪਈ ਇੱਥੇ ਬੜੀ ਲੱਗਦੀ ਹੈ ਉਹਦੇ ਬਾਅਦ ਦੋਏ ਕੋ ਜੇ ਲੱਗਦੀ ਹੈ ਦੋ ਜਨ ਨੱਕ ਕਰਕੇ ਜਾਂਦਾ ਫਿਰ ਵੀ ਕੋ ਦੇਖਦਾ ਕਿ ਜਦੋਂ ਬੜਾ ਕੀ ਹੋਇਆ ਬਈ ਇਹਨੂੰ ਬਰਾਬਰ ਹੀ ਸਮਝ ਕੇ ਚੱਲਣ ਸੋਚ ਚੰਗੀ ਮਾੜੀ ਹੈ ਹਾਂ ਸੋਚ ਚੰਗੀ ਮਾੜੀ ਹੈ ਜੀ ਸਾਡੇ ਗਿਆਨ ਦੇ ਵਿੱਚ ਹੈ ਨਾ ਅਸੀਂ ਇੱਕ ਨੂੰ ਚੰਗਾ ਮੰਨਦੇ ਹਾਂ ਸਾਡਾ ਮੰਨਣਾ ਹੀ ਹੈ ਸਾਡਾ ਮੰਨਣਾ ਤਾਂ ਹੈ ਸਾਡਾ ਧਿਆਨ ਅਸਲ ਬੁੱਧੇ ਤੋਂ ਟੁੱਟਿਆ ਹੋਇਆ ਹੈ ਤਾਂ ਕਰਕੇ ਸਾਨੂੰ ਚੰਗਾ ਮਾੜਾ ਲੱਗਦਾ ਧਿਆਨ ਡਿਸਟਰਬ ਨਹੀਂ ਜੋ ਹੈਗਾ ਲੈ ਲਓ ਬਸ ਜੋ ਪਤਾ ਹੀ ਨਹੀਂ ਕੀ ਖਾ ਲਿਆ ਸੁਧਰ ਕਿਵੇਂ ਸੁਧਰ ਪਤਾ ਹੀ ਨਹੀਂ ਕੀ ਪੀ ਲਿਆ ਬਸ ਧਿਆਨ ਨਾ ਜਿਤ ਖਾਦਾ ਤਨ ਪੀੜੀਏ ਮਨ ਵਿੱਚ ਚੱਲੇ ਖਾਦੇ ਤੇ ਜੇ ਮਨ ਚ ਚੱਲਦੇ ਨੇ ਫਿਰ ਧਿਆਨ ਜਾਵੇ ਵੀ ਆ ਅੱਜ ਕੀ ਖਾਇਆ ਕੱਲ ਨੂੰ ਨਹੀਂ ਖਾਣਾ ਉੜ ਕੇ ਨਹੀਂ ਖਾਣਾ ਇਹ ਖਾਣ ਨਾਲ ਮਨ ਚ ਵੀ ਬੁਕਾਰ ਚਲੇ ਜਾਂਦੇ ਨੇ ਸਰੀਰ ਦੇ ਖਾਣ ਉਹ ਬੁਕਾਰ ਜਿਸ ਜੋ ਸਾਡੀ ਬਨੌਤ ਹੈ ਉਹਦੇ ਨਾਲ ਚਲੇ ਜਾਂਦੇ ਨੇ ਇੱਕ ਆਦਮੀ ਨੂੰ ਬਚਪਨ ਤੋਂ ਬਹੁਤ ਕਿਹਾ ਆਇਆ ਵੀ ਖਾਣਾ ਨਹੀਂ ਮੈਂ ਉਹਨੂੰ ਧਰਮ ਦਾ ਪੜਾਇਆ ਹੋਇਆ ਉਹ ਗਲਤੀ ਨੂੰ ਲੈਂਦਾ ਉਹਦਾ ਵਿਆਕੁਲਤਾ ਹੋ ਜਾਂਦੀ ਕਹਿੰਦੇ ਖਾਓ ਹੀ ਨਾ ਕੋਈ ਗੱਲ ਨਹੀਂ ਇਹ ਤੁਹਾਡਾ ਇਹ ਕੋ ਬਾਤ ਹੈ ਨਾ ਪਹਿਲੀ ਸਟੇਜ ਦੇ ਵਿੱਚ ਦਿਖਾਓ ਹੀ ਨਾ ਉਹ ਖਾਓ ਨਾ ਤੁਹਾਨੂੰ ਵਿਆਕੁਲ ਕਰ ਦੂਗੀ ਨਾ ਖਾਓ ਕੋਈ ਨਹੀਂ ਜੇ ਮੁਸਲਮਾਨ ਸੂਰ ਨਹੀਂ ਖਾਂਦਾ ਨਾ ਖਾਵੇ ਕੋਈ ਫਰਕ ਨਹੀਂ ਪੈਂਦਾ ਜ਼ਰੂਰੀ ਨਹੀਂ ਤੁਸੀਂ ਸੂਰ ਖੜਾਉਣੇ ਖੜਾਉਣੇ ਤੇ ਜੋ ਗਊ ਨਹੀਂ ਖਾਂਦਾ ਨਾ ਖਾਵੇ ਕੀ ਫਰਕ ਪੈਂਦਾ ਉਹਨੂੰ ਆ ਪੜਾਈ ਪੜਾ ਦੋ ਜੇ ਅਗਲੇ ਦੋਏ ਖਾ ਜਾਂਦਾ ਉਹ ਵੀ ਨਾ ਕਹੋ ਵੀ ਇਹ ਘਟਿਆ ਵਧੀਆ ਦੋ ਸਾਰੇ ਅਗਿਆਦੀ ਦੇ ਇੱਕੋ ਜਿਹੀ ਪਰ ਮਰਵੇ ਬਕਾਰ ਚੱਲਦੇ ਨੇ ਉਹ ਬੇਸ ਉਹਦਾ ਬੇਸ ਹੈ ਕੁਝ ਬਣਿਆ ਹੋਇਆ ਉਹਦੀ ਚੰਗਾ ਦਾ ਖਾਣਾ ਇੱਕ ਆਦਮੀ ਕਹਿੰਦਾ ਸ਼ਰਾਬ ਪੀਣੀ ਬੜੀ ਆ ਤੂੰ ਨਾ ਪੀ ਹੋਰ ਕਾਹਦੇ ਨਾਲ ਵੀ ਕੋਈ ਵੀ ਨਹੀਂ ਪੀ ਸਕਦਾ ਜਿੰਨ ਕਿਉਂ ਕਹਿੰਦਾ ਤੂੰ ਨਾ ਪੀ ਤੇ ਤੈਨੂੰ ਇਹ ਡਿਸਟਰਬ ਕਰਦੀ ਹੈ ਤੂੰ ਨਾ ਪੀ ਇਹ ਕਹਿੰਦਾ ਮਾਸ ਨਹੀਂ ਖਾਣਾ ਤੂੰ ਰਖਾ ਇਹ ਕਹਿੰਦਾ ਆਲੂ ਨਹੀਂ ਖਾਣਾ ਹੁਣ ਤਾਂ ਸੁਫੇ ਕੀ ਕਰੋਗੇ ਉਹ ਕਹਿੰਦੇ ਸਬਜ਼ੀ ਖਾਓ ਇਹ ਖਾਓ ਉਹ ਖਾਓ ਇਹ ਦੁੱਧ ਪੀਓ ਜਗ ਮੇ ਹੋਤੇ ਦੁੱਧਾ ਤਾਰੀ ਤੁਸੀਂ ਕਿਹਦੀ ਕਿਹਦੀ ਬਣੋਗੇ ਤੂੰ ਨਾ ਪੀ ਨਾ ਖਾ ਸਵਾਨ ਨੂੰ ਗਿਆ ਛਾੜ ਅਨ ਕਰੇ ਬਖੜ ਨਾ ਉਹ ਸਵਾਗਣ ਨਾ ਉਹ ਰੱਡ ਇਹ ਆਦਮੀ ਦੀਆਂ ਬੜੀ ਹੋਈਆਂ ਗੱਲਾਂ ਨੇ ਸਾਰੀਆਂ ਮਨਵੇਂ ਬਕਾਰ ਦਾ ਮਤਲਬ ਸਰੀਰ ਇੱਕੋ ਜਿਹਾ ਨਹੀਂ ਹੁੰਦਾ ਸਾਰਿਆਂ ਦਾ ਜੇ ਤੁਹਾਡੇ ਸਰੀਰ ਨੂੰ ਕੋਈ ਤਕਲੀਫ ਹੁੰਦੀ ਹੈ ਕਿਸੇ ਚੀਜ਼ ਖਾਣ ਤੇ ਸੁਧ ਬਾਜੋ ਨਾ ਖਾਓ ਜੇ ਤੁਹਾਡਾ ਮਨ ਨਹੀਂ ਕਰਦਾ ਕਿਸੇ ਚੀਜ਼ ਨੂੰ ਤੁਹਾਡੇ ਧਰਮ ਦੇ ਵਿੱਚ ਵੱਖ ਧਰਮਾਂ ਦੇ ਆਦਮੀ ਆ ਰਹੇ ਨੇ ਨਾ ਗੁਰੂ ਸਾਹਿਬ ਕੋਲ ਉਹਨਾਂ ਨੇ ਇਹੋ ਜਿਹਾ ਬੈਦ ਨਹੀਂ ਲਾਇਆ ਵੀ ਪਹਿਲਾਂ ਤੂੰ ਗਊ ਖਾਏਗਾ ਤਾਂ ਹੀ ਤੈਨੂੰ ਮੈਂ ਸਿੱਖ ਬਣਾਉਂਗਾ ਜਾਂ ਤਾਂ ਪਹਿਲਾਂ ਤੂੰ ਮਾਸ ਖਾਏਗਾ ਤਾਂ ਸਿੱਖ ਬਣਾਉਂਗਾ ਇਹ ਸੂਰ ਖਾਣ ਨੂੰ ਤੂੰ ਕਹਿ ਪਹਿਲਾਂ ਖਾ ਕੇ ਦਿਖਾ ਮੈਨੂੰ ਮੈਂ ਤਾਂ ਤੈਨੂੰ ਤਾਂ ਸਿੱਖ ਬਣਾਉਂਗਾ ਨਹੀਂ ਨਹੀਂ ਲੋਖਾ ਕੋਈ ਨਹੀਂ ਤੂੰ ਸੁਣ ਗੱਲ ਸੁਣ ਕੇ ਖਾਣਾ ਪੀਣਾ ਸਭ ਕਰ ਸਣ ਧਿਆਨ ਤੇਰਾ ਨਾ ਜਾਵੇ ਉਹਦੇ ਚ ਜੁਗੇ ਬਾੜੇ ਚ ਤੂੰ ਇਹ ਸਮਝ ਸਬਜੀ ਵੀ ਮਾਸ ਹੈ ਮਾਸ ਵੀ ਸਬਜੀ ਹੈ ਇਹ ਵੀ ਸਭ ਕਰ ਸਣ ਕੌਣ ਸਾ ਕੌਣ ਮਾਸ ਕਾ ਮਾਸ ਕਾ ਹੈ ਕਹਿੰਦੇ ਪਾਪ ਚਪੜ ਕਿਸ ਵਿੱਚ ਪਾਪ ਸਮਾਣ ਇਸ ਵਿੱਚ ਪਾਪ ਸਮਾਣ ਪਾਪ ਕਿੱਥੇ ਕਿਹਦੇ ਵਿੱਚ ਸਮਾਏ ਹੋਏ ਇਹ ਵੀ ਸਭ ਕਰ ਸਣ ਗੁਰਬਾਣੀ ਦੀ ਆਪਣੀ ਦਲੀਲ ਹੈ ਉਹਨਾਂ ਦੀ ਆਪਣੀ ਦਲੀਲ ਉਹਨਾਂ ਧਰਮਾਂ ਦੀ ਹੈ ਤਾਂ ਕਹਿੰਦੇ ਅਸਲੀ ਦੇ ਵਿੱਚ ਇਹੀ ਗੱਲ ਉਪਦੇਸ਼ ਤਾਂ ਹੈ ਤਾਂ ਆਹੀ ਗੱਲ ਭਰਮ ਦਾ ਨਾਸ ਇਸੇ ਗੱਲ ਨੇ ਕਰਦੇ ਪਰ ਤੇਰਾ ਮਨ ਨਹੀਂ ਮੰਨਦਾ ਨਾ ਕਾ ਕੀ ਫਰਕ ਪੈਂਦਾ ਉਹਨੂੰ ਮਜਬੂਰ ਕਰੀਏ ਗੁਰੂ ਅਮਰਦਾਸ ਜੀ ਜਾਂਦੇ ਨੇ ਨਾ ਗੁਰੂ ਅੰਗਦ ਦੇਵ ਕੋਲ ਉਹਨਾਂ ਦੇ ਬੱਚੀ ਬਣੀ ਹੋਈ ਸੀ ਦੱਸਿਆ ਉਧਰ ਉਹ ਇੱਕ ਹੱਦ ਨਹੀਂ ਸੀ ਗੁਰੂ ਅੰਗਦ ਦੇਵ ਦੇ ਲੰਗਰ ਚ ਮੱਛੀ ਬਣੀ ਹੋਈ ਸੀ ਬਰਾਬਰ ਬੈਠੇ ਨੇ ਭਾਪ ਲਿਆ ਹੁਣ ਸੰਗਤ ਵਿੱਚ ਬਣਾ ਨਹੀਂ ਕਰ ਸਕਦੇ ਅੱਗੇ ਨਿਯਮ ਹੁੰਦੇ ਸੰਗਤਾਂ ਦੇ ਵਿੱਚ ਬੈਠਣ ਦੇ ਜਿਹੜੇ ਆਦਮੀ ਸੰਗਤ ਵਿੱਚ ਬੈਠਦੇ ਨੇ ਨਿਯਮ ਹੁੰਦੇ ਨੇ ਹੁਣ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਧਰਮ ਦੇ ਨੇ ਤੇ ਵਰਤਦੇ ਨਹੀਂ ਉਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਭਾਈ ਜਿਹੜੇ ਸਾਡੇ ਮਹਿਮਾਨ ਨੇ ਨਾ ਜਨਮੇ ਪੰਗਤ ਵਿੱਚ ਬੈਠੇ ਇਹਨਾਂ ਦੇ ਧਰਮ ਮੁਤਾਬਕ ਇਹਨਾਂ ਦੇ ਧਰਮ ਮੁਤਾਬਕ ਇਹ ਵਰਜਿਤ ਹੈ ਇਹਨਾਂ ਨੂੰ ਦਹੀਂ ਲਿਆ ਦਿਓ ਜਾਂ ਕੋਈ ਹੋਰ ਚੀਜ਼ ਲਿਆ ਦਿਓ ਦੋ ਤਿੰਨ ਸਬਜ਼ੀਆਂ ਦੀ ਸੀ ਬਣਦੀ ਹੁੰਦੀ ਉੱਥੇ ਇਹਨਾਂ ਨੂੰ ਭਾਈ ਦਹੀਂ ਲਿਆ ਦਿਓ ਮਿੱਠਾ ਲਿਆ ਦਿਓ ਕੁਝ ਹੋਰ ਲਿਆ ਦਿਓ ਉਹਦੇ ਨਾਲ ਪ੍ਰਸ਼ਾਦਾ ਛਕ ਲੈਣੇ ਉਦੋਂ ਤੱਕ ਉਹ ਗਲਤ ਬੰਦੇ ਸੀ ਅਜੇ ਤਾਂ ਪਹਿਲੇ ਦਿਨ ਆਏ ਸੀ ਤੇ ਸੁੱਟ ਕੇ ਫੇਰੇ ਪਤਾ ਲੱਗੂਗਾ ਅਸੀਂ ਆਉਂਦੇ ਤੇ ਪਹਿਲਾਂ ਆਪਣੇ ਨਿਯਮ ਲਾਦੇ ਉਬਰ ਸ਼ੰਕ ਜੀ ਤੂੰ ਕਿਉਂ ਜਗੇ ਕਿਉਂ ਕਹਿ ਰਹੇ ਹੋ ਕੇਸ ਰੱਖ ਜੀ ਤੂੰ ਕਿਰਪਾਨ ਪਾ ਜੀ ਤੂੰ ਇੱਕ ਦੇਣ ਨੂੰ ਬਾਅਦ ਕੁਝ ਵੀ ਨਹੀਂ ਸਾਡੇ ਕੋਲ ਜਿਹੜਾ ਜਿਹਦੇ ਦੇ ਛੱਕੇ ਹੈ ਉਹਨਾਂ ਨੂੰ ਦੇਣ ਨੂੰ ਕੁਝ ਨਹੀਂ ਫਿਰ ਬਸ ਸ਼ਕਲ ਜਾ ਜੀ ਤੂੰ ਜੈ ਜੀ ਮਾਲਾ ਬਣਾਤੀ ਸੀ ਉਹ ਜਦ ਤੁਸੀਂ ਇਹ ਫੜਾਤਾ ਉਹਨੂੰ ਇਹ ਪੰਜ ਬਾਣੀਆਂ ਨੇ ਪਾਠ ਕਰ ਲਿਆ ਕਰ ਇਹਦੇ ਅਰਥ ਕੀ ਨੇ ਤੂੰ ਆਪੇ ਲੱਭ ਲਈ ਸਾਨੂੰ ਵੀ ਨਹੀਂ ਪਤਾ ਜੋ ਕੁਝ ਪਿੱਛੇ ਸੀ ਉਹ ਇਹ ਹੈ ਫਿਰ ਜੋ ਕੁਝ ਪਿੱਛੇ ਸੀ ਉਹ ਇਹ ਹੈ ਕਿਸ ਵੇਸਤੇ ਸੀ ਅਸੀਂ ਕਹਿੰਦੇ ਸਾਡਾ ਧਰਮ ਵਧੀਆ ਵਧੀਆ ਤਾਂ ਇਹਦੇ ਵਿੱਚ ਵਸਤੂ ਹੈ ਵਧੀਆ ਤਾਂ ਇਹਦੇ ਵਿੱਚ ਮੱਖਣ ਉਹ ਅਸੀਂ ਰੜਕਿਆ ਨਹੀਂ ਉਹ ਅਸੀਂ ਪ੍ਰਾਪਤ ਨਹੀਂ ਕੀਤਾ ਛਾਛ ਪੀਏ ਸੰਸਾਰ ਲੱਸੀ ਭਲਾਈ ਜਾਂਦੇ ਸੰਸਾਰ ਜ਼ਮੀਨੀ ਅਰਥ ਨੇ ਜਿਹੜੇ ਬਾਹਰਲੇ ਅਰਥ ਇਹਦੇ ਲਫ਼ਜ਼ੀ ਅਰਥ ਨੇ ਜਿਹੜੇ ਸੰਸਾਰੀ ਸਾਡੀ ਬੋਲੀ ਵਾਲੇ ਉਹ ਸਭ ਲੱਸੀ ਜਿਹੜੇ ਨੇ ਭਾਵ ਅਰਥ ਨੇ ਗੁਰਬਾਣੀ ਦੇ ਬੁੱਝਣ ਵਾਲੀ ਜੋ ਗੱਲ ਹੈ ਉਹ ਵਖਣ ਜੋ ਬੁੱਝਣ ਵਾਲੀ ਗੱਲ ਹੈ ਇਹਦੇ 'ਚ ਉਹ ਤਾਂ ਭਾਵ ਅਰਥ ਨੇ ਜਿਹੜੇ ਉਹ ਬਖੜ ਜੋ ਅਸੀਂ ਅਰਥ ਟੀਕੇ ਵਾਲੇ ਕਰਦੇ ਹਾਂ ਵੀ ਮੇਰੀ ਜੀਵ ਨੂੰ ਰੰਗ ਚੜ ਗਿਆ ਨਾਮ ਦਾ ਲਾਲ ਰੰਗ ਲਾਲ ਨੂੰ ਜੇ ਅਸੀਂ ਰੈੱਡ ਬੰਦੇ ਹਾਂ ਫਿਰ ਇਹ ਬਾਲ ਅਰਥ ਨੇ ਇੱਕ ਪਾਸੇ ਸੀਗਾ ਇਹਨੂੰ ਰੂਪ ਰੰਗ ਰੇਖ ਕਿਛ ਕਹਿੰਦੇ ਉਹ ਲਾਲ ਰੰਗ ਦਾ ਚਿੱਟਾ ਰੰਗ ਕੱਲ ਮੁਸਕੀਰ ਵੀ ਕਰ ਰਿਹਾ ਸੀ ਉੱਥੇ ਬੈਠ ਕੇ ਔਰ ਉਹਦੇ ਨਾਲ ਧਾਰੀ ਹੋ ਜਾਂਦੀ ਆ ਹੋ ਜਾਂਦੀ ਆ ਹੋ ਜਾਂਦੀ ਕਵਲਿਆ ਮਾਰਦੇ ਨੇ ਵਿਦਵਾਨ ਕਵਲੇ ਰੰਗ ਤਾਂ ਤਾਂ ਪਤਾ ਹੋਵੇ ਜੇ ਚੜਿਆ ਹੋਵੇ ਉਹਨੂੰ ਰੰਗ ਤਾਂ ਤਾਂ ਪਤਾ ਹੋਵੇ ਜੇ ਕੋਈ ਦਿਸਿਆ ਹੋਵੇ ਰੈੱਡ ਵਾਸਤੇ ਸੂਹਾ ਲਫ਼ਜ਼ ਆਇਆ ਹੋਇਆ ਲਾਲ ਦਾ ਰੰਗ ਰੈੱਡ ਨਹੀਂ ਹੁੰਦਾ ਲਾਲ ਪ੍ਰੇਮ ਦਾ ਰੰਗ ਹੈ ਮੇਰੇ ਲਾਲ ਜੀ ਉਹ ਪ੍ਰੇਮ ਨਾਲ ਕਹਿੰਦੇ ਪ੍ਰੇਮ ਦੀ ਭਾਸ਼ਾ ਦੇ ਵਿੱਚ ਹੈ ਲਾਲ ਲਫ਼ਜ਼ ਪ੍ਰੇਮ ਦਾ ਰੰਗ ਹੈ ਲਾਲ ਗਿਆਨ ਦਾ ਰੰਗ ਹੈ ਚਿੱਟਾ ਜਿਹੜਾ ਨੇਰੇ ਨੂੰ ਦੂਰ ਕਰਦਾ ਹੈ ਪ੍ਰੇਮ ਨਾਲ ਜੋੜਦਾ ਤੇਰੇ ਨੂੰ ਦੂਰ ਕਰਦਾ ਦੋ ਰੰਗਾ ਡੱਡ ਨੇ ਪ੍ਰੇਮ ਜੁੜਨ ਨੂੰ ਇੱਕ ਹੋਰ ਨੂੰ ਮਜਬੂਰ ਕਰਦਾ ਗਿਆਨ ਚਿੱਟਾ ਰੰਗ ਭਲੇਖਾ ਦੂਰ ਕਰਦਾ ਭਲੇਖਾ ਦੂਰ ਹੋਏ ਤੇ ਬਿਨਾ ਜੁੜ ਨਹੀਂ ਸਕਦਾ ਇੱਕ ਨਹੀਂ ਹੋ ਸਕਦਾ ਤਾਂ ਭਰਮ ਦੂਰ ਕਰਦਾ ਹੈ ਭਰਮ ਦਾ ਨਾਸ ਤਾਂ ਜਿਹੜਾ ਕਰੂਗਾ ਤੇ ਚਿੱਟੇ ਰੰਗ ਕਰੂਗਾ ਪ੍ਰੇਮ ਦਾ ਰੰਗ ਲਾਲ ਹੈ ਗਿਆਨ ਦਾ ਰੰਗ ਚਿੱਟਾ ਫਾਸਲਾ ਬਟੋਲਦਾ ਹੈ ਵਿਚਾਲੇ ਜਗ੍ਹਾ ਕਾਲੀ ਸੀ ਭਰਮ ਸੀ ਚਾਹੇ ਭਰਮ ਦਾ ਪਰਦਾ ਬਰੀਕ ਸੀ ਸੀ ਤਾਂ ਸੀ ਤਾਂ ਜਗ੍ਹਾ ਬਰੀਕ ਜਗ੍ਹਾ ਸੀ ਚਾਹੇ ਭਬੀਰੀ ਦੇ ਪੱਤ ਜਿੰਨੀ ਉਹ ਜਗ੍ਹਾ ਸੀ ਜਗ੍ਹਾ ਤਾਂ ਸੀ ਨਾ ਵਿਚਾਲੇ ਜਦ ਭਰਮ ਚਲਿਆ ਗਿਆ ਸਪੇਸ ਤਾਂ ਖਾਲੀ ਹੋ ਗਈ ਨਾ ਉਹ ਹੋ ਗਈ ਨਾ ਖਾਲੀ ਤੇ ਜੇ ਦੋਏ ਪ੍ਰੇਮ ਨਹੀਂ ਉਹ ਡੇੜੇ ਕਿਵੇਂ ਆਉਣਗੇ ਡੇੜੇ ਆਏ ਤੇ ਸਪੇਸ ਉਹ ਕਲੋਜ਼ ਖਤਮ ਹੋਣੀ ਹੈ ਗਿਆਨ ਨਾਲ ਨਹੀਂ ਖਤਮ ਹੋਣੀ ਗਿਆਨ ਦਾ ਤਾਂ ਸਿਰਫ ਚਿੱਟਾ ਹੋਇਆ ਗਿਆਨ ਨਾ ਤਾਂ ਉਹ ਜਗ੍ਹਾ ਦਿਖੀ ਹੈ ਵੀ ਖਾਲੀ ਹੈ ਐਡੀ ਵਿਚਾਲੇ ਫਾਸਲਾ ਇੰਨਾ ਦੋਏ ਨੇੜੇ ਆਉਣਗੇ ਨੇੜੇ ਦੋਹਾਂ ਚੋਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਅਲੱਗ ਗੱਲ ਹੈ ਜਿਹੜਾ ਦੂਰ ਗਿਆ ਉਹਨੇ ਨੇੜੇ ਜਾਣਾ ਫਿਰ ਨੇੜੇ ਪ੍ਰੇਮ ਨਾਲ ਜੁੜ ਲੜਦੇ ਲੜਦੇ ਆਦਮੀ ਜੱਫੀ ਜਾਂ ਪਾਉਣਗੇ ਜਾਂ ਪ੍ਰੇਮ ਹੋਊਗਾ ਚਾਹੇ ਹਥਿਆਰ ਸੱਟ ਵੀ ਦੇਣ ਲੜਦੇ ਲੜਦੇ ਆਦਮੀ ਹਥਿਆਰ ਸੱਟ ਵੀ ਦੇਣ ਅਬ ਉਹ ਉਹ ਤੇ ਹਥਿਆਰ ਸਟਾ ਲੇ ਲੜਾਈ ਬੰਦ ਕਰਤੀ ਵਾਸਤਾ ਦਿੱਤਾ ਪਰ ਰਿਸ਼ਤੇਦਾਰ ਤੂੰ ਸਾਡਾ ਗੁੱਡਾ ਹਥਿਆਰ ਛੱਡਤੇ ਫਿਰ ਵੀ ਖਤਰਾ ਹੈ ਹਥਿਆਰ ਚੱਕ ਕੇ ਲੜਨ ਲੱਗ ਜੂਗਾ ਅੱਜ ਆਪਾਂ ਗਲੇ ਮਿਲ ਲਈਏ ਵਕਲੇ ਵੜਿਆ ਜੱਫੀ ਪਾਲੀ ਜੱਫੀ ਪਾਲੀ ਦੂਜੇ ਨਾਲ ਦੇ ਨੇ ਪ੍ਰੇਮ ਹੈ ਨਹੀਂ ਸੀ ਪ੍ਰੇਮ ਹੈ ਨਹੀਂ ਸੀ ਨਾ ਉੱਥੇ ਤਾਂ ਧੋਖਾ ਸੀ ਪਰ ਪ੍ਰੇਮ ਉਹਨੂੰ ਪਰ ਇੱਕ ਪਾਸੇ ਦਾ ਪ੍ਰੇਮ ਸੀ ਉਹ ਨਹੀਂ ਉਹਨੂੰ ਪ੍ਰੇਮ ਸੀ ਉਹਨੂੰ ਰਹਿਦੀ ਸੀ ਕਪਟ ਨਾਲ ਵੀ ਨਾਲ ਜੋੜਿਆ ਜਾਂਦਾ ਹੈ ਸੰਤ ਕਪੜ ਨਾਲ ਨਾਲ ਜੋੜਦੇ ਨੇ ਜਿਹੜੇ ਫਸਾਉਂਦੇ ਨੇ ਗੱਲ ਉਹ ਵੀ ਪ੍ਰੇਮ ਦੀ ਕਰਦੇ ਨੇ ਪਰ ਗੁਰਮਤ ਦਾ ਪ੍ਰੇਮ ਸੱਚਾ ਹੈ ਸੱਚਾ ਹੁੰਦਾ ਝੂਠਾ ਹੋਈ ਖਾਣਾ ਪੀਣਾ ਸੰਕਰ ਸਹਿਣਾ ਭਾਣੇ ਤਾਂ ਕਾ ਹੁਕਮ ਪਿਆ ਭਾਣੇ ਤਾਂ ਹੁਕਮ ਪਿਆ ਉਹਦੇ ਭਾਣੇ ਦੇ ਨਾਲ ਹੈ ਸਾਡਾ ਖਾਣਾ ਪੀਣਾ ਚਾਹੇ ਜਾ ਭਾਣੇ ਜਾ ਖਾਣਾ ਪੀਣਾ ਜੋ ਨੇ ਭੇਜਿਆ ਉਸ ਵੇਲੇ ਸਾਡੇ ਖਾਤਰ ਉਹੀ ਠੀਕ ਹੈ ਖਾਣਾ ਜਿਹੜੀ ਖੁਰਾਕ ਭੇਜੀ ਹੈ ਡਾਕਟਰ ਨੇ ਵੀ ਆ ਉਹਨੂੰ ਦਿਓ ਮਰੀਜ਼ ਨੂੰ ਉਸ ਵੇਲੇ ਉਹਦੀ ਲੋੜ ਹੈ ਫਰਮਾਇਸ਼ ਕਰਕੇ ਨਹੀਂ ਖਾ ਸਕਦੇ ਅਸੀਂ ਬਰੀਦ ਦੀ ਫਰਮਾਇਸ਼ ਨਾਲ ਨਹੀਂ ਬਾਈ ਖਾਈ ਦੀ ਹੁੰਦੀ ਕੋਈ ਨਾ ਕੋਈ ਦਿੰਦਾ ਹੁੰਦਾ ਜਿਹੜਾ ਉਹਦੇ ਪਾਣੇ ਦੇ ਵਿੱਚ ਰਹਿੰਦਾ ਹੈ ਹੁਕਮ ਉਹਦੇ ਹੱਥ 'ਚ ਰਹਿੰਦਾ ਜਿਹੜਾ ਸਰਕਾਰ ਨਾਲ ਖੜਾ ਹੈ ਸਰਕਾਰ ਦੀ ਛੱਤੀ ਵੀ ਉਹਦੇ ਨਾਲ ਖੜੀ ਹੈ ਜਿਹੜਾ ਸਰਕਾਰ ਨਾਲ ਖੜਾ ਹੈ ਨਾ ਪਬਲਿਕ ਜੇ ਸਰਕਾਰ ਨਾਲ ਖੜੀ ਹੈ ਸਰਕਾਰ ਦੀ ਸ਼ਕਤੀ ਵੀ ਉਹਦੇ ਨਾਲ ਖੜੀ ਹੈ ਜਦੋਂ ਕੋਈ ਕਿਸੇ ਗਲੀ ਮਹੱਲੇ 'ਚ ਕੋਈ ਡਾਕੂ ਚੋਰ ਰਾਤ ਨੂੰ ਆਉਂਦੇ ਨੇ ਪੁਲਿਸ ਨੂੰ ਪਤਾ ਲੱਗਦਾ ਭੱਜੀ ਆਉਂਦੀ ਹੈ ਕਿ ਨਹੀਂ ਭਾਵੇਂ ਗੋਲੀ ਲੱਗੇ ਕਿਸੇ ਸਿਪਾਹੀ ਦੇ ਭਈ ਲੱਗਿਆ ਫਰਜ਼ ਆ ਉਹਦਾ ਇਹ ਉਹਦਾ ਵੀ ਫਰਜ਼ ਆ ਜਿਹੜਾ ਉਹਦੇ ਵਿੱਚ ਚ ਉਹਦਾ ਵੀ ਫਰਜ਼ ਆ ਉਹ ਵੀ ਰੱਖਿਆ ਕਰਦਾ ਹੈ ਚੌਕਰ ਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਹੱਥ ਦੇ ਰੱਖੇ ਕਰ ਬੱਬੇ ਵਾਸ ਦਿਓ ਪਰਮੇਸ਼ਰ ਵਾਸ ਦਿਓ ਪਰਮੇਸ਼ਰ ਵੇਖਣ ਕੋਜਨ ਵੇਖ ਪਰਮੇਸ਼ਰ ਵਾਲ ਨਿਵਾਸ ਦੇ ਸਕਦਾ ਅਸਲ ਚ ਪਰਮਨੈਂਟ ਵਾਸ ਦਿਓ ਨੋ ਹੈ ਉਹਦਾ ਬੋਲਵਾ ਵਾਚਕ ਅਸੀਂ ਬਾਹਰ ਦੇ ਬਣਾ ਲਿਆ ਇੱਕ ਆਦਮੀ ਦਾ ਰੋ ਜਿਹੜਾ ਪਰਮਾਨੈਂਟ ਬਸਣਾ ਜਿੱਥੇ ਅਸੀਂ ਵਾਸ ਦਿਓ ਉਹਨੇ ਆਪਣੇ ਅੰਦਰ ਵਾਸ ਦੇਣਾ ਤੁਹਾਨੂੰ ਸਰਵ ਵਿਆਪੀ ਹੈ ਹੋਰ ਬਾਤ ਕਿੱਥੇ ਦੇਣ ਸਰਵ ਵਿਆਪੀ ਨੇ ਆਪਣੇ ਨਾਲ ਜੋੜ ਕੇ ਜਿਹੜਾ ਨਵਾਸ ਦੇਣਾ ਉਹ ਪਰਮਾਨੈਂਟ ਵਾਸ ਹੈ ਇੱਥੇ ਕਿਤੇ ਵਾਸ ਨਹੀਂ ਪਰਮਾਨੈਂਟ ਇੱਥੇ ਤਾਂ ਸਾਰੇ ਨਥਾਵੇਂ ਨੇ ਜਿਹੜੇ ਆਪ ਨੂੰ ਥਾਮੇ ਤੇ ਉਹ ਅਮਰੂ ਨੂੰ ਥਾਮੋ ਕਹਿੰਦੇ ਤੇ ਉਹ ਕਹਿੰਦੇ ਤੇ ਅਮਰੂ ਨੂੰ ਥਾਮੋ ਅਮਰੂ ਤਾਂ ਘਰਬਾਲ ਵਾਲਾ ਸੀ ਉਹ ਕਾਲੂ ਸੀ ਨਥਾਵ ਉਹ ਨਥਾਵੇ ਦਾ ਆਪ ਤੇ ਉਹ ਜਿਹੜੇ ਘਰ 'ਚ ਬੈਠੇ ਤੇ ਨੂੰ ਆਪਣਾ ਮੁੰਡੀ ਬੈਠੇ ਤੇ ਜਿਹਨੂੰ ਅਮਰੂ ਕਹਿੰਦੇ ਤੇ ਉਹ ਆਪਣੇ ਘਰ ਪਹੁੰਚ ਗਿਆ ਸੀ ਉਹ ਆਪਣੇ ਘਰ 'ਚ ਰਹਿੰਦਾ ਸੀ ਉਹਨਾਂ ਨੂੰ ਕੌਣ ਦੱਸੇ ਵੀ ਇਹ ਜਿਹੜਾ ਘਰ ਤੁਸੀਂ ਜਿਹ ਚ ਰਹਿ ਰਹੇ ਹੋ ਉਹ ਤੁਹਾਡਾ ਹੈ ਹੀ ਨਹੀਂ ਔਰ ਘਰ ਜਿਹੜਾ ਹੁੰਦਾ ਹੁੰਦਾ ਕਿਹੜਾ ਹੈ ਰਿਜ ਘਰ ਕਿਹਨੂੰ ਕਹਿੰਦੇ ਨੇ ਰਥਾਵਾ ਕੌਣ ਹੁੰਦਾ ਉਹਨੂੰ ਸਮਝਾਵੇ ਕੌਣ ਐਡੀ ਗੱਲ ਤਾਂ ਅਸੀਂ ਕਹੀ ਜਾਂਦੇ ਆ ਉਹਨੂੰ ਰਥਾਵਾ ਕਹਿਤਾ ਐ ਨਹੀਂ ਦੱਸਿਆ ਵੀ ਰਥਾਵਾ ਕੌਣ ਹੁੰਦਾ ਹੈ ਰਥਾਵਾ ਨਹੀਂ ਸੀਗਾ ਕਿਉਂ ਨਹੀਂ ਸੀਗਾ ਉਹ ਨਥਾਵੇ ਸੀਗੇ ਉਹ ਕਿਉਂ ਸੀ ਇਹਦਾ ਕਿਉਂ ਨਹੀਂ ਗਾਹ ਪਿਛਲਾ ਕੀਤਾ ਇਹਦੀ ਗੱਲ ਕਹਿ ਕੇ ਗਾਹ ਚਲੇ ਗਏ ਥੋੜੇ ਸਮਝਾ ਦਿੰਦੇ ਵੀ ਕੀ ਹੁੰਦਾ ਜੇ ਘਰ ਛੱਡ ਕੇ ਰਿਸ਼ਤੇਦਾਰੀ ਚਲੇ ਰਖਾਵਾ ਹੋ ਗਿਆ ਇਹਦਾ ਮਤਲਬ ਸੰਸਾਰੀ ਭਾਸ਼ਾ ਤੋਂ ਬਾਹਰ ਨਹੀਂ ਨਿਕਲ ਸਕਿਆ ਸੀ ਅੱਜ ਸਹੀ ਅਮਰੂ ਅਮਰਦਾਸ ਜੀ ਸਿੱਖ ਸੰਸਾਰੀ ਭਾਸ਼ਾ ਤੋਂ ਬਾਹਰ ਨਹੀਂ ਨਿਕਲ ਸਕੇ ਇੱਥੇ ਹੀ ਨਿਕਲਦੇ ਕਿਵੇਂ ਉੱਥੇ ਦੱਸਣਾ ਚਾਹੀਦਾ ਸੀ ਨਥਾਵਾ ਕੀ ਹੁੰਦਾ ਤਾਂ ਨਿਕਲਦੇ ਜੇ ਕਿਸੇ ਨੂੰ ਪਤਾ ਹੁੰਦਾ ਉਹ ਕਾਹਨੂੰ ਸੀ ਨਥਾਵਾ ਉਹਦੇ ਨਾਲ ਜੁੜਿਆ ਹੋਇਆ ਸੀ ਜਿਹੜਾ ਨਥਾਵੇ ਦਾ ਥੋਹ ਰਥਾਵਿਆਂ ਨੂੰ ਤਾਂ ਥੋ ਉਹੀ ਦਿੰਦਾ ਹੈ ਬਾਸ ਉਹੀ ਕਰਦਾ ਜਿਹਨੂੰ ਥੋ ਮਿਲ ਗਿਆ ਬਾਸ ਮਿਲ ਗਿਆ ਹੋਰ ਕੀ ਹੁੰਦਾ ਦੇਵਟਿਆਲ ਦੀ ਓਟ ਹੈ ਉਹ ਨਿਆਸਰਾਂ ਦਾ ਆਸਰਾ ਹੈ ਪਰ ਅਸੀਂ ਆਸਰੇ ਬਾਹਰ ਬਣਾਈ ਬੈਠੇ ਆ ਓਟ ਬਾਹਰ ਬਣਾਈ ਬੈਠੇ ਆ ਘਰ ਬਾਹਰ ਬਾਹਰ ਬਣਾਈ ਬੈਠੇ ਆ ਪਰਦੇਸੀ ਹੈ ਰੋਗ ਮਨ ਤਿਰਕੁਟੀ ਦਿਮਾਗ 'ਚ ਰਹਿੰਦਾ ਨਾ ਦਿਮਾਗ ਦੀ ਕਾੜ ਹੈ ਘਰ ਬਣਾ ਲੈ ਲਵੇ ਆਪਣੇ ਥੋ ਵਾਲੇ ਬਣ ਕੇ ਇਹ ਸਭ ਦਿਮਾਗ ਦੀ ਸ਼ੈਤਾਨ ਦੀ ਕਾੜ ਹੈ ਇਹ ਸ਼ੈਤਾਨ ਦੀ ਬੋਲੀ ਹੈ ਸਾਡੀ ਬੋਲੀ ਵਿਦਵਾਨਾਂ ਦੀ ਬੋਲੀ ਸੰਸਾਰ ਦੀ ਬੋਲੀ ਸ਼ੈਤਾਨ ਦੀ ਬੋਲੀ ਹੈ ਤੇ ਸ਼ੈਤਾਨ ਦੀ ਬੋਲੀ ਹੈ ਸ਼ੈਤਾਨ ਦੀ ਬੋਲੀ ਅਰ ਭਗਵਾਨ ਦੀ ਬੋਲੀ 'ਚ ਫਰਕ ਹੈ ਇਹ ਬੋਲੀ ਆਈ ਹੈ ਸੱਚਖੰਡ ਤੇ ਇਹ ਭਗਵਾਨ ਦੀ ਬੋਲੀ ਹੈ ਸੱਚੀ ਬੋਲੀ ਇਹ ਅੱਖਰ ਉਹ ਪਾਏ ਨੇ ਜਿਵੇਂ ਜਿਵੇਂ ਫਰਮਾਏ ਨੇ ਕਿਹਾ ਨਾ ਜਿਵ ਫਰਮਾਏ ਤਿਵ ਤੇ ਪਾਏ ਫਿਰ ਕਿਹਦੀ ਬੋਲੀ ਹੋਈ ਨਾਨਕ ਦੀ ਹੋਈ ਨਹੀਂ ਹੈ ਕਬੀਰ ਦੀ ਹੋਈ ਨਹੀਂ ਹੈ ਕਿਹਦੀ ਹੋਈ ਭਗਵਾਨ ਦੀ ਹੋਈ ਉਹਨੇ ਆਪਣੀ ਬੋਲੀ ਚ ਲਿਖਾਇਆ ਉਹਦੀ ਬੋਲੀ ਗੁਰਮੁਖਾਂ ਦੀ ਬੋਲੀ ਹੁੰਦੀ ਹੈ ਗੁਰਮੁਖ ਸਾਰੀ ਬੋਲੀ ਛੱਡ ਜਾਂਦੇ ਨੇ ਗੁਰਮੁਖ ਸੰਸਾਰੀ ਬੋਲੀ ਛੱਡ ਜਾਂਦੇ ਨੇ ਉਹਨਾਂ ਨੇ ਸੰਸਾਰ ਜੋ ਛੱਡਣਾ ਹੁੰਦਾ ਸੰਸਾਰ ਨਹੀਂ ਛੱਡਿਆ ਜਾ ਸਕਦਾ ਜਿੰਨਾ ਚਿਰ ਉਹਦੀ ਬੋਲੀ ਨਾ ਛੱਡਣੀ ਹੋ ਜਿਹੜੇ ਦੇਸ਼ ਜਾ ਕੇ ਬਸਣਾ ਹੋਵੇ ਉੱਥੇ ਦੀ ਬੋਲੀ ਪਹਿਲਾਂ ਸਿੱਖਣੀ ਪੈਂਦੀ ਹੈ ਜਿਹਨੇ ਸੰਸਾਰ ਛੱਡਣਾ ਤਾਂ ਭਗਵਾਨ ਦਾ ਘਰ ਦੀ ਬੋਲੀ ਹੈ ਗੁਰਮੁਖਾਂ ਦੀ ਬੋਲੀ ਹੈ ਇਹ ਪਹਿਲਾਂ ਸਿੱਖਣੀ ਪਊਗੀ ਇਹ ਸਿੱਖੇ ਦੇ ਬਿਨਾ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਇਹਦੀ ਸਮਝ ਬਿਨਾ ਸਭ ਕੁਝ ਛੁੱਟਣਾ ਨਹੀਂ ਸਾਤੇ ਜਿਹੜੀਆਂ ਗੱਡਾਂ ਪਾਈਆਂ ਹੋਈਆਂ ਨੇ ਸਾਡੀਆਂ ਆਪਣੀਆਂ ਬੋਧੀਆਂ ਜਿਹੜੇ ਬੰਦਨ ਅਸੀਂ ਆਪ ਪਾਏ ਨੇ ਝੂਠੀ ਮਾਇਆ ਆਪ ਬਣਾਇਆ ਆਪਣਾ ਆਪ ਝੂਠੀ ਮਾਇਆ ਨਾਲ ਬੰਨਿਆ ਹੋਇਆ ਬਣਾਇਆ ਹੋਇਆ ਅਸੀਂ ਉਹ ਗੰਢਾਂ ਸਾਨੂੰ ਖੋਲਣੀ ਪੈਣੀ ਹੈ ਬਤਾਇਆ ਵੀ ਆਪੇ ਹੈ ਉਹ ਆਪੇ ਖੋਲਣੀ ਪੈਣੀ ਹੈ ਖੋਲੀਆਂ ਖੋਲੀਆਂ ਨੇ ਇਹਦੀ ਸਮਝ ਲਓ ਬੋਲੀ ਅਲੱਗ ਹੈ ਬਬੇ ਵਾਸ ਦਿਓ ਪਰਮੇਸ਼ਰ ਵਾਸ ਦਿਓ ਪਰਮੇਸ਼ਰ ਇਹ ਭਗਵਾਨ ਦੀ ਬੋਲੀ ਹੈ ਹੁਣ ਪਰਮੇਸ਼ਰ ਵਾਸ ਦਿਓ ਹੈ ਇਹ ਤਾਂ ਦਿਮਾਗ ਦੇ ਵਿੱਚ ਆਪਣਾ ਜਿਹੜੇ ਬਣਾਈ ਬੈਠਾ ਨਾ ਮੈਂ ਹਰਮਾੜੀਆਂ ਕਹਿੰਦਾ ਉੱਥੇ ਕਿੱਥੇ ਕਿੱਥੇ ਬਾਸ ਕਰਦਾ ਬਾਸ ਕਿੱਥੇ ਕਰਦਾ ਸਮਝੇ ਨਵਾਸ ਕਿੱਥੇ ਹੈ ਨਵਾਸ ਲਿਖਿਆ ਹੁੰਦਾ ਫਲਾਣਾ ਨਵਾਸ ਤੇ ਢਿਮਕਾ ਨਵਾਸ ਲਿਖਿਆ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਹੈ ਸਭ ਦੇਸ ਪਰਾਇਆ ਗੁਰ ਪਰਦੇਸੀ ਜੇਤੀਆ ਸਭ ਦੇਸ ਪਰਾਇਆ ਜੇ ਤੂੰ ਤਿਰਕੁੜੀ ਚ ਵਸਦਾ ਕੁਝ ਵੀ ਇੱਥੇ ਤੇਰਾ ਨਹੀਂ ਹੈ ਸਭ ਪਰਾਇਆ ਪਰ ਤੂੰ ਪਰਕੀ ਕੋ ਆਪਣੀ ਕਹੇ ਆਪਣਾ ਨਹੀਂ ਪਾਇਆ ਤੂੰ ਪਰਕੀ ਜਿਹੜੀ ਕਿਸੇ ਦੀ ਹੈ ਵਸਤੂ ਸਾਰੀ ਨੂੰ ਆਪਣੀ ਬਣਾਈ ਬੈਠਾ ਹੈ ਤੈਨੂੰ ਆਪਣੇ ਕਰਦਿਆਂ ਨੇ ਤਾਂ ਹੀ ਤੈਨੂੰ ਜੱਗਾ ਸਮਝਦੇ ਬੋਲੀ ਉਲਟੀ ਬੋਲਦਾ ਉਹਨਾਂ ਤੋਂ ਆਪਣੇ ਸੱਚਖੰਡ ਵਾਲਿਆਂ ਨੂੰ ਤਾਂ ਹੀ ਨਹੀਂ ਜਿੰਦਾ ਲੱਗਦਾ ਤਾਂ ਹੀ ਤੈਨੂੰ ਘਰ ਬਣਾਉਂਦੇ ਬਣ ਦਿੰਦੇ ਹਰੇ ਦੂਏ ਦੀ ਜੀ ਨੂੰ ਕਹਿੰਦਾ ਮੇਰੀ ਹੈ ਇੱਥੇ ਖਬਰੇ ਗੋਲ ਗੋਲ ਬੈਠ ਕੇ ਚਲੇ ਗਏ ਇਹ ਤਾਂ ਪੰਛੀ ਹੈ ਟਾੜੀ ਤੇ ਬੈਠਾ ਹੈ ਦਰਖਤ ਦੀ ਤੇ ਕੋਈ ਆਏ ਕਈ ਗਏ ਧਰਤੀ ਤਾਂ ਇੱਥੇ ਹੀ ਹੈ ਸਭ ਦੇਸ਼ ਪਰਾਇਆ ਸਾਰਾ ਪਰਾਇਆ ਹੈ ਸੰਸਾਰ ਇੱਥੇ ਤੇਰਾ ਕੁਛ ਨਹੀਂ ਹੈ ਜੇ ਤੇਰਾ ਕੁਛ ਇੱਥੇ ਜਨਮ ਜਰ ਮੰਦਰ ਹੈ ਫਿਰ ਇੱਥੇ ਰਾਖੀ ਰੱਖੇ ਦੀ ਜੇ ਬਾਗ ਤੇਰਾ ਤੋ ਉਹਦੇ ਵੀ ਤੈਨੂੰ ਰੋਣੇ ਪੈਣੇ ਨੇ ਜੇ ਬਾਗ ਤੇਰਾ ਤੋ ਉਹਦੇ ਕੋਲ ਰਹੂ ਤੂੰ ਹੀ ਰਹੇਗਾ ਤੈਨੂੰ ਇਹ ਫਿਕਰ ਹੈ ਅਖਰਾ ਕੀ ਅੰਬ ਸਾਰੇ ਤੈ ਨਹੀਂ ਖਾਣੇ ਤੋਤੇ ਤੈਨੂੰ ਰੋਣੇ ਨੇ ਅੰਬ ਨਹੀਂ ਸਾਰੇ ਖਾਣੇ ਪਰ ਤੋਤੇ ਤੈ ਹੀ ਰੋਣੇ ਨੇ ਸਾਰੇ ਬਾਜਰੇ ਦੇ ਚਿੜੀਆਂ ਬਾਜਰੇ ਦੇ ਖੇਤ ਦੀਆਂ ਚਿੜੀਆਂ ਤੈਨ ਡੌੜੀਆਂ ਨੇ ਖਾਣਾ ਸਾਰਾ ਤੈਣੀ ਹੈ ਪੜਾਈ ਚੱਲ ਤੇ ਬੜੇ ਸਿਆਣਿਆਂ ਦਾ ਕੰਮ ਜਿੰਨਾ ਬੜਾ ਸਿਆਣਾ ਉਹਨਾਂ ਬੜਾ ਬੇਵਕੂਫ ਹੈ ਜਿੰਨਾ ਬੜਾ ਸਿਆਣਾ ਉਹਨਾਂ ਬੜਾ ਬੇਵਕੂਫ ਹੈ ਬਾਬਾ ਵਾਸਦੇਵ ਪਰਮੇਸ਼ਰ ਵੇਖਣ ਕੋ ਬਾਸ ਦੇਵਤਾ ਪਰਮੇਸ਼ਰ ਹੈ ਭਾਈ ਬਾਸ ਦੇਵ ਕਾਹਨੂੰ ਸੀ ਕੋਈ ਆਦਮੀ ਕਾਹਨੂੰ ਸੀ ਬਾਸ ਦੇਵ ਉਹ ਕ੍ਰਿਸ਼ਨ ਦਾ ਪਿਓ ਕਾਹਨੂੰ ਸੀ ਬਾਸ ਦੇਵ ਅਸਲ ਚ ਬਾਸ ਦੇਵ ਕ੍ਰਿਸ਼ਨ ਦਾ ਹੀ ਪਿਓ ਹੈ ਗੱਲ ਠੀਕ ਹੈ ਅਸੀਂ ਸਾਰੇ ਕ੍ਰਿਸ਼ਨ ਆ ਸਾਡਾ ਸਾਰਿਆਂ ਦਾ ਪਿਓ ਹੈ ਐਂ ਤਾਂ ਗੱਲ ਠੀਕ ਆ ਜਾਂਦੀ ਹੈ ਜੇ ਸਾਰੇ ਕੀਟ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਜੇ ਸਾਰੇ ਜੀਵ ਕੀਟ ਨੇ ਜਿੰਨੇ ਵੀ ਕ੍ਰਿਸ਼ਨ ਨੇ ਤਾਂ ਪਰਮੇਸ਼ਰ ਵਾਸਤੇ ਹੈ ਗੱਲ ਠੀਕ ਪਰ ਜਦ ਇੱਕ ਕ੍ਰਿਸ਼ਨ ਬਣਾ ਲਿਆ ਇੱਕ ਵਾਸਤੇ ਬਣਾ ਲਿਆ ਉੱਥੇ ਆ ਕੇ ਗੜਬੜ ਪੈਦਾ ਹੋਈ ਸਭ ਸਮਰਤ ਸਾਸਤਾ ਸੋਤ ਤੱਕ ਨਾ ਆ ਗਈ ਨਾ ਗੱਲ ਅਲਰਜੀ ਕਰਦੇ ਨੇ ਵਾਸਦੇ ਦੇ ਓਏ ਉਹ ਇਹਨਾਂ ਨੇ ਜੇ ਗਲਤ ਅਰਥ ਲਾ ਲੇ ਇੱਥੇ ਠੀਕ ਕਰਤੇ ਉਹਨਾਂ ਨੂੰ ਠੀਕ ਹੋਏ ਹੋਏ ਸਮਝ ਕੇ ਦੱਸ ਦੋ ਵੀ ਭਾਈ ਬਾਸਦੇਵ ਤਾਂ ਪਰਮੇਸ਼ਰ ਹੁੰਦਾ ਹੈ ਕ੍ਰਿਸ਼ਨ ਅਵਤਾਰ ਹੈ ਹੁੰਦਾ ਆਪਾਂ ਸਾਰੇ ਅਵਤਾਰ ਹੈ ਉਹ ਜਿੰਨਾ ਜਨ ਮਨ ਕਾਲਾ ਅਵਤਾਰ ਕਾਦਾ ਅਵਤਾਰ ਮਾਇਆ ਜਾਓ ਰਾਮ ਆਇਆ ਤੇ ਪਰੇ ਦਾ ਅਵਤਾਰ ਹੈ ਤੇ ਦਾ ਕ੍ਰਿਸ਼ਨ ਦੁਆਪਰ ਦਾ ਕ੍ਰਿਸ਼ਨ ਕਲਯੁਗ ਦਾ ਵੀ ਹੈ ਕਲਯੁਗ ਦਾ ਵੀ ਅਵਤਾਰ ਕ੍ਰਿਸ਼ਨ ਕ੍ਰਿਸ਼ਨ ਨੂੰ ਨੀਂਦ ਨਹੀਂ ਆਉਂਦੀ ਦਿਨ ਰਾਤ ਜੰਗ ਜੋ ਆ ਕੇ ਵੀ ਨੀਂਦ ਨਹੀਂ ਆਉਂਦੀ ਵੀ ਜੰਗ ਜਿੱਤ ਕੇ ਦੇਣੀ ਹੈ ਪਾਂਡਵਾਂ ਨੂੰ ਫਿਕਰ ਨਹੀਂ ਲੜਾਈ ਦਾ ਲੜਾਈ ਦਾ ਕ੍ਰਿਸ਼ਨ ਨੂੰ ਫਿਕਰ ਚਿੰਤਾ ਦਾ ਉਹ ਲੜਾਈ ਜਿੱਤਣ ਦਾ ਠੇਕਾ ਜੋ ਉਹਨੇ ਲਿਆ ਵੀ ਉਹ ਜਿੱਤ ਕੇ ਦੇਣੀ ਹੈ ਤੁਹਾਨੂੰ ਜਦ ਉਹਨੂੰ ਪਤਾ ਲੱਗਿਆ ਵੀ ਦਰਿੰਦਰ ਚਲਿਆ ਗਿਆ ਮਾਂ ਕੋਲ ਸਾਰੇ ਕੱਪੜੇ ਉਤਾਰ ਕੇ ਕ੍ਰਿਸ਼ਨ ਨੂੰ ਫਿਕਰ ਪਿਆ ਭੱਜਿਆ ਰਾਜ ਰੋਕ ਲਿਆ ਉਹ ਮੂਰਖਾ ਕੀ ਕਰਦਾ ਮਤਲਬ ਵੀ ਰਹੇ ਹੈ ਉਹ ਉਹਦੇ ਆਲ ਨਾਲ ਪੱਤੇ ਜਲ ਉਟਾਤੇ ਉੱਥੇ ਹੀ ਬਰਬਾਦਤਾ ਕਿਹਨੂੰ ਜਨਤਾ ਸੀ ਕ੍ਰਿਸ਼ਨ ਦੋਹਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੇ ਕਹਾਣੀ ਬਣਾਈ ਹੋਈ ਜਿਹੜੀ ਇੱਕ ਆਦਮੀ ਨੂੰ ਕ੍ਰਿਸ਼ਨ ਬਣ ਕੇ ਮਹਾਭਾਰਤ ਉਹ ਤਾਂ ਇੱਕ ਪ੍ਰਤੀਕ ਹੈ ਗੱਲ ਦਾ ਪ੍ਰਤੀਕ ਚਿੰਤਾ ਸਾਰੀ ਮਨ ਨੂੰ ਹੀ ਆਪਣੇ ਜੁਬੇ ਲਈ ਹੋਈ ਹੈ ਗੁਰਬਾਣੀ ਇਹ ਉਲਟ ਕਹਿੰਦੀ ਹੈ ਉਹ ਬਸੌੜ ਵਾਲੀ ਹੈ ਕਹਾਣੀਆਂ ਸਾਰੀਆਂ ਤਾਂ ਇਹਦਾ ਨਾਮ ਬਿਨਾ ਸਭ ਕੂੜ ਕਹਿ ਕੇ ਰੱਦ ਕਰਤੀਆਂ ਰੱਦ ਕਾਦੇ ਕਰਤੀਆਂ ਨਾਮ ਬਿਨਾ ਸਭ ਕੂੜ ਕਹਿ ਕੇ ਕਿਉਂ ਛਡਾਤੀ ਕਿਉਂ ਬਾਸਦੇਵ ਪਰਮੇਸ਼ਰ ਕਿਹਾ ਬੱਬਾ ਬਾਸਦੇਵ ਬਾਬਾ ਬਾਬਾ ਬਾਸਦੇਵ ਪਰਮੇਸ਼ਰ ਪਰਮੇਸ਼ਰ ਜਿਹੜਾ ਬਾਸਦੇਵ ਉੱਥੇ ਆਉਂਦਾ ਪਰਮੇਸ਼ਰ ਦੇ ਤੁਸੀਂ ਉਹਨੂੰ ਪਰਮੇਸ਼ਰ ਮੰਨ ਕੇ ਚੱਲੇ ਕੋਈ ਆਦਮੀ ਨਹੀਂ ਹੁੰਦਾ ਬਾਸਦੇਵ ਬਾਸ ਦੇ ਹੀ ਨਹੀਂ ਸਕਦਾ ਤੁਹਾਨੂੰ ਜਿਹੜਾ ਬਾਸ ਦੇ ਨਹੀਂ ਸਕਦਾ ਬਾਸਦੇਵ ਕਿਵੇਂ ਉਹਦਾ ਆਪ ਜੇ ਉਹ ਸੀ ਆਪ ਕਿੱਥੇ ਜਿੱਥੇ ਉਹਦਾ ਬਾਸ ਸੀ ਉੱਥੇ ਤਾਂ ਉਹਦਾ ਨਹੀਂ ਉਹ ਦੇ ਉਹ ਦੇ ਕਹਿੰਦੇ ਬੈਠਾ ਜੇਲ੍ਹ 'ਚ ਕ੍ਰਿਸ਼ਨ ਹੈਗਾ ਭਗਵਾਨ ਜਨਮ ਉਹਦਾ ਜੇਲ੍ਹ 'ਚ ਭਗਵਾਨ ਕਹਦਾ ਉਹ ਤਾਂ ਚੋਰੀ ਤੇ ਲੈ ਗਿਆ ਚੱਕ ਕੇ ਜੇ ਭਗਵਾਨ ਦੀ ਚੋਰੀ ਤੇ ਔਰ ਉਹਨੂੰ ਦੂਰ ਆਦਮੀ ਦੀ ਕੀ ਲੋੜ ਸੀ ਭਗਵਾਨ ਨੂੰ ਵੀ ਦੂਰ ਆਦਮੀ ਦੀ ਲੋੜ ਹੁੰਦੀ ਹੈ ਉਹ ਛੱਡੋ ਇਹਨਾਂ ਦੇ ਵਿੱਚ ਕੀ ਰੱਖਿਆ ਸਾਖੀਆਂ 'ਚ ਇਹ ਤਾਂ ਉਹੀ ਰੱਦ ਹੋ ਜਾਂਦੀ ਹੈ ਜੇ ਪਰ ਸਮਝ ਹੋਵੇ ਇਹਨਾਂ ਤੇ ਅਲਰਜੀ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਸੰਸ਼ੋਧਨ ਕਰਦੀ ਦਾ ਹੁੰਦਾ ਅਲਰਜੀ ਅਸੀਂ ਕਦੇ ਕਰਦੇ ਉਹਨਾਂ ਨੂੰ ਸਮਝਾ ਦਿਓ ਬਾਸ ਦੇ ਪਰਮੇਸ਼ਰ ਵੇਖਣ ਕੋ ਜਨ ਵੇਸ ਕੀਆ ਵੇਖਣ ਕੋ ਜਨ ਵੇਸ ਕੀਆ ਅਸਾਰਾ ਕੀ ਬਣਾਇਆ ਵੇਸ ਉਹਨੇ ਸਾਰਾ ਜੋ ਬਣਾਇਆ ਵੇਸ ਵੇਸ ਹੁੰਦਾ ਸਰੀਰ ਵੇਸ ਹੁੰਦਾ ਜਿਹੜਾ ਮਨ ਹੈ ਵੀ ਵੇਸ ਬੰਦੇ ਵੇਸ ਬਦਲਦੇ ਨੇ ਨਾ ਬੰਦੇ ਜੋ ਗਿਆਨ ਬਦਲਦਾ ਤਾਂ ਵੇਸ ਹੀ ਬਦਲਦਾ ਵੇਸ ਰੂਪ ਨੂੰ ਕਹਿੰਦੇ ਨੇ ਰੂਪ ਨੂੰ ਹਾਂ ਵੇਸ ਰੂਪ ਹੈ ਵੇਸ ਰੂਪ ਹੈ ਭੇਸ ਰੂਪੇ ਹੁੰਦਾ ਆਪਾਂ ਭੇਸ ਕਹਿੰਦੇ ਉਹਨੂੰ ਰੂਪੇ ਆ ਉਹ ਉਹ ਜਿਹੜਾ ਰੂਪ ਹੈ ਰਚਾ ਰਚਨਾ ਜਿਹੜੀ ਵੇਖਣ ਵਾਸਤੇ ਕੀਤੀ ਹੈ ਵੇਖ ਰਿਹਾ ਹੈ ਧਿਆਨ ਕਰ ਰਿਹਾ ਹੈ ਵੇਖੈ ਚੱਖੈ ਸਭ ਕੁਝ ਜਾਣੈ ਅੰਤਰ ਬਾਹਰ ਰਵ ਰਹਾ ਵੇਖੈ ਚੱਖੈ ਸਭ ਕੁਝ ਜਾਣੈ ਵੇਖਦਾ ਵੀ ਹੈ ਚੱਖਣ ਵੀ ਜਾਣਦਾ ਅੰਦਰ ਜਿਹੜਾ ਅੰਦਰ ਹੈ ਅੰਦਰ ਵਾਸਦੇ ਅੰਦਰ ਨੂੰ ਵੀ ਵਾਸਦੇ ਕਹਿ ਦਿੰਦੇ ਅਸੀਂ ਉਹੀ ਪਰਮੇਸ਼ਰ ਦਾ ਰੂਪ ਧਾਰਨ ਕਰਦਾ ਫਿਰ ਜਿਹੜਾ ਹੋਇਆ ਬਾਹਲਾ ਜਿਹੜਾ ਮਨ ਉਹਦੇ ਵਿੱਚ ਉਹਦਾ ਤਾਂ ਮਨ ਹੈ ਅਸਲ ਤਾਂ ਵਾਸਤੇ ਬੰਦਨ ਨਹੀਂ ਹੈ ਨਾ ਉਸੇ ਨੇ ਪਰਮੇਸ਼ਰ ਦਾ ਰੂਪ ਧਾਰਨ ਕਰਨਾ ਬੀਜ ਨੇ ਜਬ ਕੇ ਬਿਰਸ਼ ਬਣ ਜਾਣਾ ਉਹ ਬੀਜ ਵਿੱਚ ਵੀ ਤਾਂ ਉਹੀ ਚੀਜ਼ ਹੈ ਤਾਂ ਹੀ ਉਹਦੇ ਵਾਸਤੇ ਰਾਮ ਲਫ਼ਜ਼ ਆ ਗਿਆ ਤਾਂ ਹੀ ਰਾਮ ਲਫ਼ਜ਼ ਆ ਗਿਆ ਉਹਦੇ ਵਾਸਤੇ ਉਹ ਬੀਜ ਰੂਪ ਚ ਹੋਵੇ ਸਰੂਪ ਚ ਉਹ ਬਾਵਨ ਉਹਦਾ ਮਤਲਬ ਹੈ ਬਾਵਨ ਅਵਤਾਰ ਹੈ ਉਹਦਾ ਛੋਟਾ ਰੂਪ ਹੈ ਵੱਡਾ ਰੂਪ ਹੈ ਇੱਕ ਛੋਟਾ ਬੱਚਾ ਉਹ ਜਪਦੇ ਦਾ ਨੌ ਆ ਜਾਂਦਾ ਹੈ ਉਹਦੇ ਵਿੱਚ ਗਿਣਤੀ 'ਚ ਮਰਦਮ ਜਪਦੇ ਦਾ ਹੀ ਆ ਜਾਂਦਾ ਹੈ ਗਿਣਤੀ ਜਪਦਾ ਹੀ ਆ ਜਾਂਦਾ ਹੈ ਵੇਖੇ ਚੱਖੇ ਸਭ ਕੁਝ ਜਾਣਾ ਹੈ ਵੇਖੇ ਚੱਖੇ ਸਭ ਕੁਝ ਜਾਣਾ ਹੈ ਸਭ ਕੁਝ ਜਾਣਾ ਸਾਨੂੰ ਜਿਹੜੀ ਚੀਜ਼ ਸਵਾਦ ਨਹੀਂ ਲੱਗਦੀ ਮਨ ਨੂੰ ਦੇਖਣ ਨੂੰ ਖਿੱਚ ਪਾਉਂਦੀ ਹੈ ਚੀਜ਼ ਸੁੱਕ ਕੇ ਦੇਖਦਾ ਹੈ ਚੱਖ ਕੇ ਦੇਖਦਾ ਕਹਿੰਦਾ ਨਹੀਂ ਵੀ ਖਾਣ ਵਾਲੀ ਨਹੀਂ ਉਹ ਅੰਦਰਲਾ ਦੇਖਦਾ ਵਾਲੀ ਦੇ ਉਹ ਫੈਸਲਾ ਅੰਦਰਲੇ ਦਾ ਬਾਹਰਲੇ ਦਾ ਨਹੀਂ ਕਈ ਵਾਰ ਬਾਹਰਲਾ ਫਿਰ ਖਾ ਲੈਂਦਾ ਅੰਦਰਲਾ ਕਹਿੰਦਾ ਉਹਦਾ ਖਾਈ ਦੋ ਅੰਦਰਲੇ ਦਾ ਫੈਸਲਾ ਉਹਦਾ ਨਹੀਂ ਖਾਣਾ ਬਾਹਰਲਾ ਖਾ ਲੈਂਦਾ ਚੱਲ ਯਾਰ ਥੋੜਾ ਹੀ ਖਰਾਬ ਹੋਈ ਆ ਜੋ ਬਹੁਤਾ ਨਹੀਂ ਖੱਟਾ ਹੋਇਆ ਦੁੱਧ ਥੋੜਾ ਹੀ ਹੋਇਆ ਕੱਲ ਰੋਲ ਲੈ ਖਾ ਲੋ ਅਸਲ ਚ ਗਿਆਨ ਉਹਨੂੰ ਜਾ ਰਿਹਾ ਅੰਦਰਲੇ ਨੂੰ ਜਾ ਰਿਹਾ ਕੀ ਇਹਦੇ ਸਰੀਰ ਖਾਤਰ ਠੀਕ ਹੈ ਕੀ ਗਲਤ ਹੈ ਉਹ ਉਹਨੂੰ ਜਾਂਦਾ ਹੈ ਭੁੱਖ ਭਖਤ ਇਹਨੂੰ ਜ਼ਰੂਰ ਲੱਗਦੀ ਹੈ ਪਰ ਉਹ ਗਿਆਨ ਉਹਨੂੰ ਜ਼ਿਆਦਾ ਵੇਖੇ ਚਾਖੇ ਦਾ ਗਿਆਨ ਉਹਨੂੰ ਜ਼ਿਆਦਾ ਅੰਤਰ ਬਾਹਰ ਰਵ ਰਹਿਆ ਅੰਤਰ ਬਾਹਰ ਰਵ ਰਹਿ ਪਰਮੇਸ਼ਰ ਹੁਕਮ ਕਰਕੇ ਅੰਦਰ ਬਾਹਰ ਰਵਿਆ ਹੋਇਆ ਅੰਦਰ ਵੀ ਹੈ ਬਾਹਰ ਵੀ ਹੈ ਕੰਮ ਕਰਦਾ ਇਹ ਜਿਹੜਾ ਅੰਦਰ ਬੈਠਾ ਹੈ ਅੰਦਰ ਬਾਹਰ ਉਹੀ ਹੈ ਮਨ ਜਿਹੜਾ ਹੈ ਉਹਦਾ ਹੀ ਮਨ ਹੈ ਜੇ ਬਾਹਰ ਹੈ ਉਹਨੂੰ ਇੱਕ ਮੰਨ ਕੇ ਚੱਲੇ ਨੇ ਉਹਨੂੰ ਵਾਸਦੇਵ ਨੂੰ ਇੱਕ ਮੰਨ ਕੇ ਚੱਲੇ ਨੇ ਵਾਸਦੇਵ ਤੋਂ ਹੀ ਪਰਮੇਸ਼ਰ ਕਹਾਂ ਬਣ ਵਾਸਦੇਵ ਇਹ ਜਿਹੜਾ ਵਾਸਦੇਵ ਹੈ ਦੋ ਵਾਸਦੇਵ ਹੋ ਗਏ ਹੁਣ ਸਾਡੇ ਕੋਲ ਇੱਕ ਪ੍ਰਗਟ ਵਾਸਦੇਵ ਹੈ ਇੱਕ ਗੁਪਤ ਵਾਸਦੇਵ ਇੱਕ ਦਿਨ ਦਾ ਮਨ ਨੂੰ ਨਿਵਾਸ ਦੇਣ ਉਹ ਬਾਦ ਦੇਵਤਾ ਹੈ ਮਨ ਵਿੱਚ ਬਸਣਾ ਨਾ ਜਾ ਕੇ ਮਨ ਦਾ ਨਿਵਾਸ ਕਿੱਥੇ ਹੋਣਾ ਆਪਣੇ ਬੂੜ 'ਚ ਹੋਣਾ ਉਹ ਮੂਲ ਵਾਸਦੇ ਹੋ ਗਿਆ ਇਹ ਕੋਈ ਤਾਂ ਉਗਵੇ ਉਗਵੇ ਉਹ ਜਿਹੜਾ ਹੈਗਾ ਮੂਲ ਉਹੀ ਪਰਮੇਸ਼ਰ ਹੋ ਗਿਆ ਇਸ ਕਰਕੇ ਚਾਹੇ ਪੌਦਾ ਹੈ ਚਾਹੇ ਬੀਜ ਹੈ ਦੋਹਾਂ ਦਾ ਰੋਕਣ ਕਰ ਕਣਕ ਖੜੀ ਹੈ ਪੌਦਾ ਖੜਾ ਹੁੰਦਾ ਜੇ ਬੀਜ ਬੈ ਚਾਹੇ ਬੀਜ ਹੈ ਤਾਂ ਵੀ ਕਿੰਨੇ ਕਣਕ ਪਈ ਹੈ ਚਾਹੇ ਪੌਦਾ ਦੋਹਾਂ ਦਾ ਨੂੰ ਕਣਕ ਹੈ ਬਾਪੇ ਦੋਹਾਂ ਦਾ ਨੂੰ ਪਰਮੇਸ਼ਰ ਹੋ ਸਕਦਾ ਬੋਲੀ ਹੈ ਨਾ ਸਾਡੀ ਬੋਲੀ ਜਿਹੜੀ ਬੋਲਦੇ ਸੀ ਦੋਨੇ ਬਾਸ ਦੇ ਹੋ ਸਕਦੇ ਦੋਨੇ ਹੋਰ ਬਾਸ ਦੇ ਹੈ ਕੀ ਪ੍ਰਗਟ ਹੋਇਆ ਵਾਸਦੇਵ ਹੈ ਜਿਹੜਾ ਜਰ ਗੁਪਤ ਹੈ ਜਦ ਬੋਲਣ ਲੱਗਿਆ ਵਾਸਦੇਵ ਹੈ ਜੇ ਨਾ ਚੁੱਪ ਹੈ ਹੈ ਤਾਂ ਉਦੋਂ ਵੀ ਵਾਸਦੇਵ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖਾਂ ਪਾਓ ਜਿਹੜਾ ਗੁਪਤ ਹੈ ਪ੍ਰਗਟ ਹੀ ਹੋ ਸਕਦਾ ਨਾ ਕਣਕ ਨੇ ਆਪਣੇ ਆਪ ਨੂੰ ਬੀਜ ਨੇ ਪ੍ਰਗਟੇ ਕੀਤਾ ਹੋਰ ਕੀ ਕੀਤਾ ਬਰੋਟੇ ਦੇ ਬੀਜ ਨੇ ਆਪਣੇ ਆਪ ਨੂੰ ਪ੍ਰਗਟੇ ਬਰੋਟੇ ਨੇ ਆਪਣੇ ਆਪ ਨੂੰ ਪ੍ਰਗਟੇ ਕੀਤਾ ਲੋਕਿਆ ਬੈਠਾ ਸੀ ਇਸ ਕਰਕੇ ਦੋਹਾਂ ਨੂੰ ਕਿਹਾ ਜਾ ਸਕਦਾ ਹੈ ਫਿਰ ਅਸਲ ਦੇ ਵਿੱਚ ਜਿਹੜਾ ਹੁਕਮ ਹੈ ਕੀ ਹੈ ਇੱਕ ਦਾ ਤਾਂ ਹੈ ਹੀ ਨਹੀਂ ਹੁਕਮ ਹੁਕਮ ਕੀ ਹੈ ਸਾਰੇ ਦੀ ਆਵਾਜ਼ ਦਾ ਹੁਕਮ ਹੈ ਜਦ ਇਹਦੀ ਆਵਾਜ਼ ਉਹਦੇ ਵਿੱਚ ਆ ਰਹੀ ਵੀ ਬਾਸ ਦੇਵੇ ਬਾਸ ਦੇਵ ਦਾ ਹੀ ਹੁਕਮ ਹੈ ਰਾੜ ਹੈ ਰਾੜ ਕਰੇ ਕਿਆ ਪ੍ਰਾਣੀ ਤਿਸੇ ਤੇ ਆਵੋ ਜੇ ਅਮਰ ਹੋਆ ਰਾੜਾ ਰਾੜ ਕੜੇ ਕਿਆ ਪ੍ਰਾਣੀ ਰਾੜ ਹੁੰਦੀ ਹੈ ਝਗੜਾ ਝਗੜਾ ਇਹ ਪ੍ਰਾਣੀ ਕਾਹਦਾ ਝਗੜਾ ਤੇਰਾ ਤਿਸੇ ਤੇ ਆਵੋ ਜੇ ਅਮਰ ਹੋਆ ਸੰਸਾਰ ਚ ਕਾਹਦਾ ਝਗੜਾ ਹੈ ਕਿਉਂ ਝਗੜਾ ਕਰਦਾ ਝਗੜਾ ਕਰਨ ਟਾਈਮ ਵੇਸਟ ਹੋਊਗਾ ਝਗੜਾ ਜਿਹੜੀ ਗੱਲ ਚੀਜ਼ ਖਾਤਰ ਕਰਦੇ ਸੰਸਾਰ ਚ ਇਹਦਾ ਮਤਲਬ ਹੈ ਫਿਰ ਸੰਸਾਰ ਚ ਰਹਿਣਾ ਚਾਹੁੰਦਾ ਝਗੜਾ ਤੈਨੂੰ ਇੱਥੇ ਰੱਖੂਗਾ ਕਿਆ ਪ੍ਰਾਣੀ ਰਾੜੇ ਰਾੜ ਕਰੋ ਕਿਆ ਪ੍ਰਾਣੀ ਤਿਸੇ ਤੇ ਆਵੋ ਜੇ ਅਮਰ ਹੋਆ ਤਿਸੇ ਤੇ ਆਵੋ ਜੇ ਅਮਰ ਹੋਆ ਜਿਹੜਾ ਇਥੋਂ ਅਵਰ ਹੋ ਗਿਆ ਨਾ ਸੰਸਾਰ ਚ ਹੁੰਦਾ ਹੋਇਆ ਵੀ ਅਵਰ ਜੇ ਉਹ ਧਿਆਨ ਰੱਖੇਗਾ ਤਾਂ ਤੇਰੀ ਝਗੜਾ ਹੀ ਮੁੱਕ ਜੂ ਅਵਰ ਹੋਇਆ ਜਿਹਦਾ ਝਗੜਾ ਕੋਈ ਨਹੀਂ ਹਮਰਾ ਝਗੜਾ ਰਹਾ ਨਾ ਕੋਈ ਬਸ ਉਹ ਬਰ ਪਰ ਪੰਡਤ ਬੁੱਲਾ ਨੂੰ ਛੱਡ ਕੇ ਹੈ ਵਿਦਵਾਨਾਂ ਨੂੰ ਛੱਡ ਕੇ ਹੈ ਜੋ ਸਾਰੇ ਕਿਤਾਬਾਂ ਨੇ ਜਿਹਨਾਂ ਕੋਲ 10-10000 ਕਿਤਾਬ ਹੈ ਲਾਇਬ੍ਰੇਰੀ ਸਾਰੀਆਂ ਨੂੰ ਪਾੜ ਕੇ ਹੋਊਗਾ ਪਹਿਲਾਂ ਨਹੀਂ ਹੋ ਸਕਦਾ ਕੱਲੇ ਗੁਰਬਾਣੀ ਨਾਲ ਜੁੜ ਕੇ ਹੋ ਸਕੂਗਾ ਕੱਲੇ ਗੁਰਬਾਣੀ ਨਾਲ ਜੁੜ ਕੇ ਹੋ ਸਕੂ ਜੋ ਲਿਖ ਦਿੱਤਾ ਜੋ ਕਹਿ ਦਿੱਤਾ ਬੋਲ ਦਿੱਤਾ ਉਹਦੇ ਨਾਲ ਜੁੜ ਕੇ ਵੀ ਨਹੀਂ ਹੋ ਸਕੂ ਜੋ ਬੁੱਝ ਕੇ ਹੋ ਸਕੂ ਕਹਿਣ ਨੂੰ ਵੀ ਬਹੁਤ ਕੁਝ ਹੈ ਪਰ ਬੁੱਝਣ ਵਾਲੀ ਗੱਲ ਕਹਿਣ 'ਚ ਵੀ ਹੈ ਕਹੇ ਨਾ ਕਹਿਆ ਬੁੱਝਾਂ ਜਿਸ ਗੱਲ ਦਾ ਬਿਆਨ ਨਹੀਂ ਹੋ ਸਕਦਾ ਜੋ ਗੱਲ ਕਹੀ ਹੋਈ ਨਹੀਂ ਜਾ ਸਕਦੀ ਹੁਕਮ ਨਾ ਕਹਿਆ ਜਾਏ ਹੁਕਮ ਤਾਂ ਐਕਸਪਲੇਨ ਨਹੀਂ ਹੋ ਸਕਦਾ ਜਿਹੜੀ ਚੀਜ਼ ਨੂੰ ਅਸੀਂ ਐਕਸਪਲੇਨ ਕਰੇ ਨਹੀਂ ਸਕਦੇ ਤੇ ਉਹ ਜੋ ਸਮਝਿਆ ਸੀ ਕੀ ਹੈ ਉਦੋਂ ਤਾਂ ਫਿਰ ਵੀ ਬੁੱਝਣ ਵਾਲੀ ਗੱਲ ਰਹਿ ਜਾਣੀ ਹੈ ਹੁਕਮ ਨਾਲ ਬੁੱਝਣਾ ਹੈ ਹੁਕਮ ਬੁੱਝ ਪਰਮਪਰ ਪਾਈ ਹੁਕਮ ਬੁੱਝ ਹੁਕਮ ਨਾਲ ਆਊਗਾ ਬੁੱਝ ਗੁਰਬਾਣੀ ਜਵੇਸ਼ਾ ਬੁੱਝ ਆਊਗਾ ਪੁੱਛਣ ਦੇ ਵਿੱਚ ਆਦਮੀ ਦੀ ਆਪਣੀ ਬੁੱਧੀ ਅਸਮਰਥ ਹੈ ਸਮਰਥ ਨਹੀਂ ਹੈ ਜਿੰਨਾ ਜਿਹੜੇ ਵਿਦਵਾਨ ਨੇ ਆਪਣੀ ਬੁੱਧੀ ਦੇ ਉੱਤੇ ਹੀ ਉਹ ਡਿਪੈਂਡ ਕਰਦੇ ਹੁੰਦੇ ਨੇ ਉਦੋਂ ਗਾਹਾਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਵੀ ਭਾਰੀ ਪੜਨ ਕਿਵੇਂ ਚੱਕੀ ਦੀ ਉਹ ਤੋਂ ਬਾਅਦ ਆਉਂਦਾ ਸਰੈਂਡਰ ਹੋ ਜਾਣਾ ਮੇਰੀ ਬੁੱਧੀ ਤੋਂ ਪਰੇ ਦੀ ਗੱਲ ਹੈ ਮੇਰੀ ਬੁੱਧੀ ਤੋਂ ਪੁੱਜੀ ਨਹੀਂ ਜਾਣੀ ਮੇਰੀ ਬਸ ਥੋੜੀ ਨਾ ਉਹਦੇ ਬਾਅਦ ਫਿਰ ਸ਼ੁਰੂ ਹੁੰਦੀ ਹੈ ਕਿਸੇ ਗੈਬੀ ਸ਼ਕਤੀ ਨੂੰ ਜਿਹਨੂੰ ਅਸੀਂ ਗੈਬੀ ਸ਼ਕਤੀ ਕਹਦੇ ਪਰਮੇਸ਼ਰ ਕਹਿੰਦੇ ਵੀ ਤੂੰ ਕਿਰਪਾ ਕਰ ਕਿਰਪਾ ਕਰੋ ਦੀਰ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਉੱਥੇ ਕਿਰਪਾ ਸ਼ੁਰੂ ਹੁੰਦੀ ਆ ਜਦ ਬਿੱਤੇ ਬੁਝਿਆ ਨਹੀਂ ਜਾਂਦਾ ਬਾ ਫੜ ਕੇ ਲੈ ਜਾਣ ਦਾ ਮਤਲਬ ਆ ਉਹ ਪੌੜੀ ਬਹੁ ਫੜ ਕੇ ਚੜਾ ਦੇਣੀ ਹੈ ਤੁਹਾਨੂੰ ਉਹ ਗੱਲ ਬੁਝ ਲੈਣੀ ਹੈ ਉਹ ਫਿਰ ਜੇ ਉਹ ਐਕਸਟਰਾ ਤੁਹਾਨੂੰ ਤਾਕਤ ਦਵੇ ਪਰ ਤਾਕਤ ਦਿੰਦਾ ਉਹ ਜਿਹੜਾ ਦਾ ਹੈ ਕਿਰਪਾ ਜਿਹਨੇ ਮੰਗੀ ਹੈ ਉਹਦੇ ਤੇ ਕਿਰਪਾ ਹੋਈ ਹੈ ਜਿਹਨੇ ਕਿਰਪਾ ਮੰਗੀ ਹੋ ਨਹੀਂ ਉਹ ਤੇ ਕਿਰਪਾ ਹੋਊਗਾ ਤੇ ਗੱਡੜੀ ਕੋ ਖੜੇ ਰਹੋ ਤੁਸੀਂ ਦੁਨੀਆ ਰੁੱਕੀ ਜਾਂਦੀ ਹੈ ਜਾਂ ਤੁਸੀਂ ਕਿਸੇ ਨੂੰ ਕਹਿਦਾ ਹੀ ਨਹੀਂ ਭਾਈ ਮੇਰਾ ਹੱਥ ਲਵਾ ਦੇ ਤੇ ਕੋਈ ਉਹਨਾਂ ਨੂੰ ਕੀ ਪਤਾ ਵੀ ਤੁਸੀਂ ਚੱਕਣੀ ਚਾਹੁੰਦੇ ਹੋ ਕੋਈ ਤੁਹਾਡਾ ਰੋਕ ਕਰਾਉਂਦਾ ਚੱਕਣ ਵਾਸਤੇ ਖੜੇ ਰਹੋ ਕਿਰਪਾ ਵਾਸਤੇ ਜਿਹਨੂੰ ਲੋੜ ਹੈ ਮੰਗਦਾ ਜਿਹਨੂੰ ਮੰਗਦਾ ਉਹਨੂੰ ਨਾਮ ਕੋਈ ਹੋਵੇ ਤਾਂ ਕਿਰਪਾ ਇਹ ਕੋਈ ਇਹ ਹੋਈ ਨਹੀਂ ਸਕਦਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਜਿਹਨੇ ਕਿਰਪਾ ਮੰਗੀ ਆ ਉਹਨੂੰ ਕਿਰਪਾ ਕਿਰਪਾ ਦਾ ਪਾਤਰ ਉਹ ਬੜੇ ਉਹਨੂੰ ਐਕਸਟਰਾ ਤਾਕਤ ਮਿਲੀ ਹੈ ਉਹਨੇ ਬੁੱਝ ਲਈ ਗੱਲ ਆਪ ਬੁਝਾਏ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ ਜਾਣਾ ਸੋਈ ਜਾਣ ਹਰ ਗੁਣ ਸਾਧੀ ਇਹ ਤਾਂ ਗੱਲਾਂ ਅਸੀਂ ਰੋਜ਼ ਰਹਿ ਰਹਾ ਚੇ ਪੜਦੇ ਹਾਂ ਕੋਈ ਨਵੀਂ ਗੱਲ ਨਹੀਂ ਹੈ ਗੱਲ ਹੈ ਸਿਰਫ ਖੜੀ ਹੋਈ ਵਿਚਾਰ ਉੱਤੇ ਔਰ ਬਿਰੋ ਵਿਚਾਰ ਉੱਤੇ ਪੜਨ ਨੂੰ ਕਹਿਤਾ ਵਿਚਾਰ ਨੂੰ ਤਾਂ ਸਾਨੂੰ ਕਿਹਾ ਹੀ ਨਹੀਂ ਪੰਜ ਪਿਆਰੇ ਨੇ ਪੜ੍ਹ ਨੂੰ ਕਿਹਾ ਸੀ ਤੁਸੀਂ ਪੜ੍ਹੀ ਜਾਂਦੇ ਵਿਚਾਰ ਨੂੰ ਤਾਂ ਸਾਨੂੰ ਕਿਹਾ ਨਹੀਂ ਨਾ ਉਹ ਆਪ ਵਿਚਾਰ ਦੇ ਨਾ ਕਿਸੇ ਸ਼ੁਰੂ ਕਿਹਾ ਅਸੀਂ ਪੜ੍ਹਦੇ ਹਾਂ ਪੜ੍ਹੀ ਜਾਂਦੇ ਵਿਚਾਰ ਨੂੰ ਨਹੀਂ ਕਿਹਾ ਨੇ ਸਾਨੂੰ ਕਿਹਾ ਗੁਰਬਾਣੀ ਨੇ ਜ਼ਰੂਰ ਕਿਹਾ ਸੀ ਪੰਜ ਪਿਆਰੇ ਨੇ ਹਟਾਤਾ ਕਿਹਾ ਸੀ ਅਸੀਂ ਉਹਨਾਂ ਦੀ ਬੰਦੀ ਹੈ ਉਹਨਾਂ ਨੇ ਕਿਹਾ ਨਹੀਂ ਵਿਚਾਰ ਨੂੰ ਸਾਨੂੰ ਅਸੀਂ ਕਾਹਦੇ ਵਿਚਾਰੀਏ ਬਿਲਕੁਲ ਸੌਖੀਆਂ ਗੱਲਾਂ ਨੇ ਰਾਇਦਾ ਸਾਰੇ ਜੰਮ ਹਮਦ ਪਏ ਨੇ ਜੇ ਉਹਦੀ ਵਿਆਖਿਆ ਕਰ ਲਈਏ ਕੱਲੀ ਜਿਹੜੀ ਬਾੜੀ ਉਹਦੇ ਪੰਜੇ ਸਾਰਾ ਗਿਆਨ ਉਹਦੇ ਵਿੱਚ ਪਰ ਕਿਸੇ ਨੇ ਕਿਹਾ ਵੀ ਹੋਵੇ ਵਿਚਾਰ ਨੂੰ ਪੜ ਨੂੰ ਕਹਿ ਰੱਟਾ ਸਾਡਾ ਲੱਗਿਆ ਹੋਇਆ ਸੁਰਤ ਕਿਤੇ ਹੁੰਦੀ ਹੈ ਬੂਝ ਕੁਝ ਨਿਕਲਦਾ ਹੁੰਦਾ ਪਤਾ ਹੀ ਨਹੀਂ ਕਰ ਪਾਠ ਹੋ ਜਾਂਦਾ ਪਤਾ ਹੀ ਸੋਦਲ ਦੀਆਂ ਬੋੜੀਆਂ ਚ ਰਾਜ ਚ ਜਪਜੀ ਸਾਹਿਬ ਜਪਜੀ ਸਾਹਿਬ ਜੋ ਰਹਿਣਾ ਰਹਾ ਜਾ ਵੜਦੇ ਫਿਰ ਪਤਾ ਲੱਗਦਾ ਵੀ ਇਹ ਕਿਹੜੇ ਵੇਲੇ ਦਾ ਪਾਠ ਹੈ ਸ਼ਾਮ ਵਾਲੇ ਸੋਦਰ ਦੇ ਵਿੱਚ ਉਧਰ ਜਾ ਵੜਦੇ ਆ ਸਵਾਲ ਦੇ ਵਿੱਚ ਉਧਰ ਸ਼ਾਮ ਵਾਲੇ ਜਾ ਵੜਦੇ ਧਿਆਨ ਦਾ ਕੋਈ ਪੜਿਆ ਹੋਵੇ ਧਿਆਨ ਦੀ ਕੋਈ ਗੱਲ ਕੀਤੀ ਹੋਵੇ ਕਿਸੇ ਨੇ ਵਿਚਾਰ ਦੀ ਗੱਲ ਕਹੀ ਹੋਵੇ ਕਿਸੇ ਨੂੰ ਟੱਕਰੀਏ ਵਿਚਾਰਾਂ ਦੀ ਗੱਲ ਵੈਦ ਮਰਿਆਦਾ ਜੀ ਬਣੀ ਹੈ ਕਿਉਂ ਕਹਾ ਕਰ ਲੋ ਉਹੀ ਤਾਂ ਮੈਂ ਕਹਿੰਦਾ ਵਾ ਰਹਿਤ ਮਰਿਆਦਾ ਜੋ ਉਹਨਾਂ ਨੇ ਕਹੀ ਹੋਈ ਨਹੀਂ ਵਿਚਾਰ ਤੇ ਤੁਹਾਨੂੰ ਦੂਰ ਕੀਤਾ ਹੈ ਜੇ ਵਿਚਾਰ ਫਿਰ ਉਹ ਵੈਗਰੂ ਨੂੰ ਨਾਮ ਕਾਹਦੇ ਕਹਿੰਦੇ ਜੇ ਵਿਚਾਰ ਲੈਂਦੇ ਵੈਗਰੂ ਨਾਮ ਨਹੀਂ ਸੀ ਤੁਸੀਂ ਬਣ ਉਹਦੇ ਵਿੱਚ ਬੜੇ ਹੋਏ ਤੇ ਰਹਿਤ ਮਰਿਆਦਾ ਬਣਾਉਣ ਦੇ ਵਿੱਚ ਉਹ ਸਾਰਾ ਟੋਲਾ ਵਿੱਚ ਬੜਿਆ ਹੋਇਆ ਸੀ ਸਨਾਤਰੀ ਦਾ ਉਹਨਾਂ ਦੀ ਸਰਾਰਾਂ ਰਹਿਤ ਦਾ ਬੜੀ ਹੈ ਵੀ ਹੁਣ ਆਪਾਂ ਨੇ ਤੋਂ ਗਾਹਾਂ ਵਧਣ ਨਹੀਂ ਦੇਣਾ ਸਿੱਖਾਂ ਨੂੰ ਸਿੱਖੀ ਵੱਲ ਜੇ ਸਿੱਖੀ ਵੱਲ ਵੱਧ ਗਏ ਸਾਨੂੰ ਉਹ ਕੱਬ ਗੋਲਕ ਤੇ ਵੀ ਸਾਨੂੰ ਖਾਣ ਦੇਣੀ ਇਹਨਾਂ ਨੇ ਫਿਰ ਉਹ ਤਾਂ ਗੋਲਕ ਗੋਲਕ ਲੈਣ ਆਏ ਸੀ ਸਿੱਖੀ ਵਾਸਤੇ ਆਏ ਸੀ ਉਹ ਤੇ ਕਾਲੀ ਸਿਆਸ ਤੇ ਚਮਕਾਉਣ ਆਏ ਸੀ ਇਸ ਪੌੜੀ ਦੇ ਧਰ ਕੇ ਜਦੇ ਕਾਂਗਰਸ ਨਾਲ ਰਲ ਗਏ ਜਦੇ ਜਿੱਦਾ ਬਾਦ ਵੱਲ ਹੋ ਗਏ ਜਦੇ ਕੁਰਸੀਆਂ ਵੱਲ ਹੋ ਗਏ ਧਿਆਨ ਕਾਂਗਰਸ ਤੇ ਇਹਨਾਂ ਨੇ ਕੀ ਲੜਾਂ ਦੀ ਆਜ਼ਾਦੀ ਤੇ ਇਹ ਤਾਂ ਗੁਲਾਮ ਹੋਏ ਨੇ ਉਧਰ ਦੇ ਜੋ ਸਿੱਖਾਂ ਦੀ ਕਦਰ ਅੰਗਰੇਜ਼ਾਂ ਦੇ ਵੇਲੇ ਸੀ ਹੁਣ ਹੈ ਨਹੀਂ ਬਾਜ ਕਦਰ ਉਧਰ ਉਧਰ ਦੇ ਕਿਉਂ ਰੋਦੇ ਨੇ ਮੁਸਲਮਾਨ ਨੂੰ ਕਾਣਾ ਕਹਿੰਦਾ ਕਾਣਿਆਂ ਨਾਲ ਜਾਂਦੇ ਅੱਖਾਂ ਵਾਲੇ ਦੋ ਵਾਲੇ ਅੰਨੇ ਨਾਲ ਕਿਉਂ ਰਲੇ ਇਹਨਾਂ ਦੇ ਦੋਵੇਂ ਭੱਡਣ ਗਏ ਹੁਣ ਉਹ ਇਸੇ ਗੱਲ ਦਾ ਰੌਲਾ ਇਸੇ ਗੱਲ ਦਾ ਰੌਲਾ ਭੰਡਦੀਆਂ ਤਾਂ ਹੀ ਬੇਰੀ ਉਹਦੇ ਜਾਂਦੇ ਨੇ ਬੇਰੀ ਤੇ ਭੱਡੀ ਹੋ ਜਾਂਦੀ ਰੌਲਾ ਹੋਰ ਕਿਹੜੀ ਗੱਲ ਦਾ ਇਹ ਦੋਵੇਂ ਭਰਾ ਨਹੀਂ ਫਿਰਦੇ ਨੇ ਕਦੇ ਸਰਸੇ ਵਾਲੇ ਦੇ ਖਿਲਾਫ ਜਾਂਦੇ ਨੇ ਕਦੇ ਉਹਦੀ ਵਿੱਚ ਜਾ ਕੇ ਵਿਰਤਾ ਕਰਦੇ ਨੇ ਕਦੇ ਬੀਜੇਪੀ ਨੂੰ ਜੱਫੀਆਂ ਬਹੁਤ ਕਿਉਂ ਪੰਜਾਬੀ ਸੂਬਾ ਬਣਾਉਣ ਦੀ ਕੀ ਲੋੜ ਸੀ ਜੇ ਤੁਹਾਨੂੰ ਬੀਜੇਪੀ ਦੀ ਲੋੜ ਸੀ ਜੇ ਬੰਦਰਾ ਟਿੱਕੇ ਹੀ ਲੋੜ ਦੇ ਜਾ ਕੇ ਤੁਸੀਂ ਵੋਟਾਂ ਵਾਸਤੇ ਸੂਬਾ ਕਾਹ ਨੂੰ ਬਣਾਇਆ ਪੰਜਾਬੀ ਨੂੰ ਕਿਉਂ ਬਣਾਇਆ ਰਹਿਣ ਦੇ ਮਹਾਪੰਜਾਬ ਬਣਾਉਂਦੇ ਗੰਗਾ ਤੱਕ ਉਦੋਂ ਤਾਂ ਕਹਿਰੂ ਬੁਰਾ ਲੱਗਦਾ ਸੀ ਜਿਹੜਾ ਗੱਲ ਇਹ ਕਹਿੰਦਾ ਸੀ ਭਾਈ ਮਹਾ ਪੰਜਾਬ ਬਣੋ ਦੁੱਗਾ ਤੱਕ ਸਾਡੇ ਬੁੱਢੇ ਇੱਥੋਂ ਥਾਣੇਦਾਰ ਉੱਥੇ ਲੱਗਣਗੇ ਅਫਸਰ ਉਹ ਲੱਗਣਗੇ ਫੌਜ ਵੀ ਸਾਡਾ ਕੋਟਾ ਵਧੂਗਾ ਫੌਜ ਕਿਤੇ ਸਾਡੇ ਸਿੱਖੇ ਦੇ ਕੋਈ ਬਹੁਤ ਦੇ ਵਿੱਚ ਸਾਰੇ ਅਫਸਰ ਸਾਡੇ ਸੀ ਅੱਗੇ ਵੇਲੇ ਜਿਹੜਾ ਖਟਿਆ ਸੀ ਹੈ ਖਟਿਆ ਆਪਣੇ ਵਾਸਤੇ ਕੁਝ ਲੀਡਰ ਜੇ ਖਟਿਆ ਉਹ ਆਪਣੇ ਵਾਸਤੇ ਸਾਰੀ ਗੱਲ ਇਹਨਾਂ ਨੂੰ ਪੁੱਠੀ ਕਰੋ ਸਿੱਖੀ ਦਾ ਵੱਡ ਕੀਤਾ ਪਰ ਉਹ ਗੱਲ ਕੀ ਸਿੱਖੀ ਦਾ ਧਰੋ ਕਰਕੇ ਵੀ ਇਹ ਪਟਾਰੀਆਂ ਪੈ ਜਾਂਦੀਆਂ ਇਹਨਾਂ ਨੂੰ ਰਾਜ ਬਣ ਜਾਂਦਾ ਇਹਨਾਂ ਨੂੰ ਬੜੀਆਂ ਜੁੱਤੀਆਂ ਉਹੀ ਰਹਿਣ ਰਹਿਣਗੀਆਂ ਇਹਨਾਂ ਨੂੰ ਬੜੀ ਖੁਆਰੀ ਬਦੀ ਖੁਆਰੀ ਬੁੱਧਣੇ ਸੀ ਪਰਮੇਸ਼ਰ ਤੇ ਭੁੱਲਿਆ ਹਰ ਵਿਸਰਤ ਸਦਾ ਖੁਆਰੀ ਉਹ ਜਦ ਤੁਹਾਨੂੰ ਭੁੱਲ ਗਿਆ ਹਾਰ ਤੇ ਖੁਆਰੀ ਦਾ ਬਦਲਣੀ ਸੀ ਇਹ ਕੌਣ ਕਹਿੰਦਾ ਸੀ ਕੀ ਤੋਂ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਨਹੀਂ ਵਧੂਗੀ ਜੇ ਤਾਂ ਵਿਸ਼ਵਾਸ ਹੁੰਦਾ ਬਾਣੀ ਤੇ ਜਿਹਨੂੰ ਗੁਰੂ ਮੰਨਦੇ ਹੋ ਰੌਲਾ ਪਾਉਂਦੇ ਹੋ ਫੇਰ ਤਾਂ ਖੁਆਰੀ ਤੋਂ ਬਚਣ ਦਾ ਇੱਕੇ ਇਲਾਜ ਹੈ ਜੁੜ ਜਾਓ ਬਾਣੀ ਨਾਲ ਬਣ ਜਾਓ ਸਿੱਖ ਜੇ ਖੁਆਰੀ ਤੋਂ ਬਚਣਾ ਹੋਰ ਤੁਹਾਡੇ ਕੋਲ ਕੋਈ ਇਲਾਜ ਨਹੀਂ ਜੇ ਖੁਆਰੀ ਤੋਂ ਨਹੀਂ ਬਚਣਾ ਤਾਂ ਫੇ ਚੱਕੀ ਦਾ ਦੋ ਪਾਠਣ ਦੇ ਵਿੱਚ ਵੀ ਸਾਬਤ ਤੋਂ ਬਚਾਣਾ ਕੋਈ ਫਿਰ ਤਾਂ ਦੋ ਪਾੜਨ ਦੇ ਵਿੱਚ ਸਾਬਤ ਕੋਈ ਨਹੀਂ ਬਚਦਾ ਇਹ ਸਾਰੀ ਜਿਹੜੀ ਇਹਨਾਂ ਦਾ ਕਪੜ ਸੀ ਉਹ ਇਹਨਾਂ ਦੇ ਬੁਰੇ ਆ ਗਿਆ ਜੋ ਇਹਨਾਂ ਦਾ ਕਪੜ ਸੀ ਸਾਰਾ ਬੁਰੇ ਆ ਗਿਆ ਕਾਲੀ ਉਹਦਾ ਸਾਰੇ ਕਪਟੀ ਦੇ ਜਿਹੜਾ ਕਪਟੀ ਨਹੀਂ ਹੈਗਾ ਉਹ ਮੂਰਖ ਹੈ ਜਿਵੇਂ ਡੀਸੀ ਕਪੂਰ ਸਿੰਘ ਸੀ ਕਪਟੀ ਨਹੀਂ ਸੀ ਮੂਰਖ ਸੀ ਉਹ ਵਿਦਵਾਨ ਸੀ ਜੇ ਮਾਨ ਕਪਟੀ ਘੱਟ ਹੈ ਮੂਰਖ ਜ਼ਿਆਦਾ ਛੱਡ ਦੇਵੇ ਕੀ ਲੈਣਾ ਚਾਹਦਾ ਤੇ ਗੁਰੂ ਨਾਲ ਜੁੜ ਜੂ ਗੁਰੂ ਨਾਲ ਜੁੜਿਆ ਰਹਿੰਦਾ 20 30 ਸਾਲ ਗਾਹ ਲੰਘ ਜਾਂਦਾ ਤੂੰ ਨਾ ਲੰਘਦਾ ਤੇਰਾ ਬੁੱਢਾ ਲੰਘ ਜਾਂਦਾ ਬੁੱਢੇ ਹੀ ਨਾ ਹੋਰ ਕੋਈ ਲੰਘ ਜਾਂਦਾ ਗੁਰੂ ਦੀ ਸੇਵਾ ਤਾਂ ਹੋ ਜਾਂਦੀ ਗੁਰੂ ਘਰ ਦੀ ਸੇਵਾ ਤਾਂ ਹੋ ਜਾਂਦੀ ਕੁੜ ਕੀ ਹੋਇਆ ਕੁਝ ਵੀ ਨਹੀਂ ਹੋਇਆ ਵਾਇਆ ਬੜੀ ਰਾਮ ਉਹ ਤੁਸੀਂ ਸਿੱਖੀ ਨੂੰ ਬਚਾ ਲੈਂਦੇ ਇੱਕ ਪਾਸੇ ਹੋ ਕੇ ਇਹ ਕਿਹਾ ਜੀ ਉਹ ਇੱਥੇ ਦਰਬਾਰ ਤੇ ਕੀ ਲੈਣਾ ਤੈਂ ਪਾਗਲ ਹੈ ਤੂੰ ਸਿੱਖੀ ਵਾਲੇ ਪਾਸੇ ਹੋ ਜਾ ਇੱਧਰ ਹੋ ਜਾ ਇਹਨੂੰ ਬਚਾ ਲੋ ਜੇ ਬਚਾ ਹੁੰਦੀ ਹੈ ਉਹ ਇੱਧਰ ਸੁੱਕਾ ਸਮਤਾਸ ਨੂੰ ਕੀ ਇਹ ਦੁਨੀਆ ਦੀ ਵਡਿਆਈ ਲਈ ਦੀ ਹੁੰਦੀ ਹੈ ਤੁਸੀਂ ਦੁਨੀਆ ਦੀ ਵਡਿਆਈ ਤਾਂ ਲੈਣਾ ਕੀ ਹੈ ਬੜੀ ਸੁਣਾ ਦੁਨੀਆ ਦੀ ਵਡਿਆਈ ਖਾਤਰ ਮਤ ਕਰਾਇਆ ਤੇ ਸਾਹਿਬ ਸਾਹਿਬਜ਼ਾਦੇ ਨੇ ਦੁਨੀਆ ਦੀ ਵਡਿਆਈ ਤਾਂ ਛੱਡੀ ਸੀ ਉਹਨਾਂ ਨੇ ਵਿੜਦੀ ਸੀ ਦੁਨੀਆ ਦੀ ਵਡਿਆਈ ਸਿੱਧੀ ਤਾਂ ਦਿੱਤੀ ਸੀ ਤੁਸੀਂ ਦੁਨੀਆ ਦੀ ਵਡਿਆਈ ਖਤਰ ਸਿੱਖੀ ਦੇ ਪੱਖ ਚਾਉਣਾ ਤੁਸੀਂ ਤਾਂ ਆਪਣਾ ਆਪਣੇ ਵਾਸਤੇ ਕਰਨਾ ਆਪਣਾ ਫਰਜ਼ ਕਰਨਾ ਗੁਰੂ ਦਾ ਕੋ ਸਾਡੇ ਤੇ ਗੁਰੂ ਨੂੰ ਸਾਡੇ ਤੇ ਮਾਣ ਹੈ ਸਾਨੂੰ ਆਪਣੇ ਗੁਰੂ ਤੇ ਮਾਣ ਜੇ ਸਰਕਾਰ ਜੇ ਫੌਜ ਨੂੰ ਸਰਕਾਰ ਤੇ ਮਾਣ ਹੈ ਤਾਂ ਸਰਕਾਰ ਨੂੰ ਫੌਜ ਤੇ ਵੀ ਮਾਣ ਹੈ ਆਪਣੀ ਜੇ ਸਾਨੂੰ ਪਰਮੇਸ਼ਰ ਤੇ ਮਾਣ ਹੈ ਕਾਲਪੁਰਖ ਤੇ ਮਾਣ ਹੈ ਅਕਾਲ ਗੁਰੂ ਨੂੰ ਆਪਣੀ ਫੌਜ ਤੇ ਵੀ ਮਾਣ ਹੈ ਤਾਂ ਹੀ ਗੱਲ ਚੱਲੂ ਬਾਹੇ ਕਹੇ ਕਿ ਲਾ ਜਸ ਜੇ ਅਸੀਂ ਉਹਨੂੰ ਬਾਹ ਫੜਾਈ ਹੈ ਤਾਂ ਲਾਜ ਉਹਦੀ ਹੈ ਬਸ ਹੋਰ ਕੋਈ ਰਿਸ਼ਤਾ ਨਹੀਂ ਸਾਡਾ ਕਿਸੇ ਨੂੰ ਗੱਲ ਸੱਚ ਦੀ ਕਰ ਲਈ ਬਾਣੀ ਦੀ ਕਰ ਲਈ ਸਿੱਖਾ ਦਾ ਫਰਜ਼ ਹੈ ਫਿਰ ਤੁਸੀਂ ਬਾਹਰ ਕਾਦੇ ਹੋਏ ਕਾਦੇ ਬਾਹਰ ਹੋਏ ਤੁਸੀਂ ਫਿਰ ਸਿੱਖੀ ਦੇ ਬਾਹਰ ਕਿਵੇਂ ਹੋਏ ਤੁਸੀਂ ਜੇ ਸਿੱਖੀ ਦੀ ਗੱਲੇ ਛੱਡ ਦਿੱਤੀ ਤੁਸੀਂ ਲੀਡਰ ਬਣ ਦੋ ਸਿੱਖਾਂ ਦੇ ਗੱਲ ਕਰਦੇ ਹੋ ਢਿੱਡ ਦੀ ਭੁੱਖ ਦੀ ਲੜਾਈ ਤੁਹਾਡੀ ਢਿੱਡ ਦੀ ਭੁੱਖ ਦੀ ਹੈ ਸਾਰੀ ਇਹ ਕਿੱਥੇ ਲਿਖਿਆ ਜੇ ਬਚਣਾ ਕਿਸੇ ਨੇ ਇੱਜ਼ਤ ਬਚਾਉਣੀ ਆ ਗੁਰੂ ਨਾਲ ਜੁੜ ਜਾਓ ਬਾਣੀ ਨਾਲ ਜੁੜ ਜਾਓ ਕੀ ਲੈਣਾ ਤੁਹਾਡੀ ਦੀ ਵਿੜਾਈ ਤੇ ਐਸੀ ਵਿੜਾਈ ਮਿਲੂ ਜਿਹੜੀ ਮਿਟਣੀ ਉਹਦੀ ਹੈ ਐਸੀ ਵਿੜਾਈ ਆਪੇ ਮਿਲ ਜੂ ਵਡਿਆਈ ਵੱਲ ਧਿਆਨ ਰੱਖਿਆ ਤੇ ਨਹੀਂ ਵਿੜਾਈ ਮਿਲਦੀ ਹੁੰਦੀ ਕੀ ਲੈਣਾ ਤੁਸੀਂ ਵਿੜਾਈ ਤੇ ਦਰਗਾਹ ਜਿਹੜੀ ਨੂੰ ਵੜਿਆਈ ਮਿਲ ਗਈ ਰਬਦਾਸ ਨੂੰ ਕਿੱਥੇ ਇੱਥੇ ਦਿੱਤੀ ਸੀ ਕਿਸੇ ਨੇ ਕੀ ਲੈਣਾ ਤਾਂ ਦੁਨੀਆ ਦੀ ਵੜਿਆਈ ਤੇ ਰਬਦਾਸ ਉਹਦੀ ਵੜਿਆਈ ਨੂੰ ਕੁਝ ਛੋਟਾ ਕਰਕੇ ਦਿਖਾ ਦੇਵੇ ਹੁਣ ਜੇ ਛੋਟਾ ਵੀ ਕਰ ਦੂਗਾ ਫਿਰ ਕੀ ਫਰਕ ਪੈ ਜੂਗਾ ਕਰਦਾ ਰਹੇ ਸੰਸਾਰ ਆਪਣੇ ਸੰਸਾਰ ਤੇ ਲੈ ਲੋਤੀ ਹੈ ਕਹਿੰਦੇ ਜੇ ਵਰਤਾ ਕੋ ਵਰਤਕ ਕੋ ਚੰਦਨ ਚੜਾਵੇ ਜੇ ਮਰੇ ਨੂੰ ਚੰਦਨ ਦੇ ਵਿੱਚ ਉਹਦਾ ਸੰਸਕਾਰ ਕਰ ਦਵੇ ਉਸਤੇ ਕਹੋ ਕਮਣ ਫਲ ਪਾਵੇ ਉਸਤੇ ਮਰਤਕ ਕਮਣ ਫਲ ਪਾਵੇ ਦਸ ਕੀ ਫਲ ਮਿਲ ਜੂ ਮਿਰਤਕ ਦੇ ਰੂਹ ਚ ਜੇ ਇਤਰਾ ਨੂੰ ਚੰਦ ਇਹਨਾਂ ਨੇ ਸਾਰਾ ਚੰਦਨ ਦੇ ਵਿੱਚ ਸੰਸਕਾਰ ਕਰਤਾ ਉਹਦਾ ਉਹ ਚੰਦਨ ਦੀ ਵੱਡ ਵੱਡ ਕੇ ਨਾਲ ਲੈ ਗਈ ਗਾਂ ਦਰਗਾਹ 'ਚ ਤੇ ਦੁਨੀਆ ਦੀ ਵੜਿਆਈ ਹੈ ਜੇ ਮਰਤਕ ਕੋ ਵਿਸ਼ਟਾ में रहाए तो मृतक का क्या घट जाए ਇਹ ਤਾਂ ਮਿੱਟੀ ਦੀ ਰਹੇਗਾ ਕੀ ਘਟ ਜੂ ਕੀ ਭਜੂ ਪੰਥ ਰਤਨ ਦੇ ਰਹੇ ਹੋ ਤੁਸੀਂ ਪੰਥ ਕੀ ਹੈ ਪਹਿਲਾਂ ਇਹਦਾ ਦੱਸ ਦਿਓ ਪੰਥ ਦਾ ਤੁਹਾਨੂੰ ਪਤਾ ਨਹੀਂ ਰਤਨ ਤੁਸੀਂ ਕਹਿ ਰਹੇ ਹੋ ਜਾਂ ਤੁਹਾਨੂੰ ਪੰਥ ਦਾ ਹੀ ਨਹੀਂ ਪਤਾ ਪੰਥ ਕੀ ਹੈ ਪੰਥ ਰਤਨ ਦੀ ਆਬਾਦੀ ਕਿਹਨੂੰ ਦੇ ਰਹੇ ਹੋ ਨਾ ਉਹਨੂੰ ਪਤਾ ਸੀ ਪੰਥ ਕੀ ਹੈ ਨਾ ਤੁਹਾਨੂੰ ਪਤਾ ਪੰਥ ਕੀ ਹੈ ਅੱਜ ਸਿੱਖ ਦੀ ਪਰਿਭਾਸ਼ਾ ਤਾਂ ਅੱਜ ਹਾਈ ਕੋਰਟ 'ਚ ਰੌਲਾ ਪਿਆ ਹੈ ਸਿੱਖ ਦਾ ਤਾਂ ਤੁਹਾਨੂੰ ਪਤਾ ਨਹੀਂ ਕੀ ਹੁੰਦਾ ਕਿਹੋ ਜਿਹਾ ਹੁਣ ਕਿਹਨੂੰ ਸਿੱਖ ਕਹਿੰਦੇ ਨੇ ਤੇ ਸਿੱਖੀ ਦਾ ਤਾਂ ਬਾਹਰ ਦੀ ਗੱਲ ਹੈ ਸਿੱਖ ਲੈ ਨਹੀਂ ਪਤਾ ਵੀ ਸਿੱਖ ਹੁੰਦਾ ਕੀ ਹੈ ਕਿਹਨੂੰ ਕਹਿੰਦੇ ਨੇ ਐਡੋ ਦਵਾਰੀਆ ਬਣ ਕੀ ਹੋ ਸਕਦਾ ਜਿਆਦਾ ਹਾਈ ਕੋਰਟ ਚ ਮੈਂ ਇਸ ਗੱਲ ਦਾ ਰੌਲਾ ਜੋ ਵੀ ਸਿੱਖ ਕਿਹਨੂੰ ਕਹਿੰਦੇ ਕਿਹਨੂੰ ਕਿਹਾ ਜਾਣਾ ਚਾਹੀਦਾ ਤੇ ਜਿਹੜੇ ਬੰਦੇ ਜੇ ਮਨਮੁਖ ਨਾ ਹੁੰਦੇ ਜਿਨ੍ਹਾਂ ਨੇ ਰਹਿਤ ਬਰਿਆਦਾ ਬਣਾਈ ਅੱਜ ਸਿੱਖ ਦੀ ਪਰਿਭਾਸ਼ਾ ਦੀ ਲੋੜ ਕਿਉਂ ਪੈਂਦੀ ਗੁਰਦੁਆਰਾ ਐਕਟ ਬਣਿਆ ਹੋਇਆ ਐਕਟ ਲਾ ਹੁੰਦਾ ਕਾਨੂੰਨ ਹੁੰਦਾ ਉਹਦੇ ਵਿੱਚ ਸਿੱਖ ਦੀ ਪਰਿਭਾਸ਼ਾ ਹੀ ਨਹੀਂ ਹੈ ਇਹਨਾਂ ਨੂੰ ਪਤਾ ਪੰਥ ਲਫ਼ਜ਼ ਆਇਆ ਹੈ ਪੰਥ ਦੀ ਪਰਿਭਾਸ਼ਾ ਦਾ ਹੀ ਨਹੀਂ ਪਤਾ ਕੀ ਹੈ ਪੰਥ ਆਦਮੀ ਦੇ ਘੱਟ ਦਾ ਰੋਲ ਹੁੰਦਾ ਇਹ ਧਾੜਵੀਆਂ ਨੇ ਆਪਣਾ ਨਾਮ ਪੰਥ ਰੱਖ ਲਿਆ ਇਹ ਤਾਂ ਧਾੜਵੀ ਨੇ ਸਾਰੇ ਧਾੜਵੀ ਹੁੰਦੇ ਨੇ ਲੁੱਟਣ ਵਾਲੇ ਗੁਰੂ ਘਰ ਦੀ ਗੋਲਕ ਦੇ ਧਾੜਵੀ ਨੇ ਸਾਰੇ ਇਹ ਕਹਿੰਦੇ ਨਹੀਂ ਪੰਥ ਧਾੜਵੀ ਨੇ ਪਹਿਲਾਂ ਲੁੱਟਣ ਨੂੰ ਬਾਹਰੋਂ ਆਉਂਦੇ ਹੁੰਦੇ ਤੇ ਅੰਦਰੇ ਬੈਠੇ ਹੁਣ ਇੱਥੋਂ ਇਕੱਠੇ ਹੋ ਕੇ ਵੋਟਾਂ ਪਾ ਕੇ ਲੁੱਟ ਲੈਂਦੇ ਨੇ ਸ਼ਰਾਬਾਂ ਬਣਾ ਦਿੰਦੇ ਨੇ ਲੋਕਾਂ ਨੂੰ ਨਸ਼ੇ ਵੰਡ ਦਿੰਦੇ ਨੇ ਡਾਂਗ ਦਾ ਜ਼ੋਰ ਦਿਖਾਉਂਦੇ ਨੇ ਕਿਸੇ ਨੂੰ ਲਾਲਚ ਦਿਖਾਉਂਦੇ ਨੇ ਕਿਸੇ ਨੂੰ ਕੁਝ ਕਰਦੇ ਨੇ ਵੋਟਾਂ ਲੈ ਲੈਂਦੇ ਨੇ ਗੁਰੂ ਘਰ ਦੀ ਗੋਲ ਤੇ ਟਾਕਾ ਮਾਰ ਲੈਂਦੇ ਨੇ ਹੋਰ ਕੀ ਕਰਦੇ ਨੇ ਇਹ ਸਿੱਖੀ ਹੈ ਇਹ ਪੰਥ ਹੈ ਧਾਰਮੀਆਂ ਨੇ ਆਪਣਾ ਨੂੰ ਪੰਥ ਰੱਖ ਲਿਆ ਪੰਥ ਦਾ ਰਸਤਾ ਪਾਸ ਚੱਲਣ ਵਾਲੇ ਹੁੰਦੇ ਨੇ ਪੰਥੀ ਰਾਹ ਚੱਲਣ ਵਾਲੇ ਗੁਰਬਾਣੀ ਜੋ ਉਹਨਾਂ ਦਾ ਨਾਮ ਪੰਥੀ ਹੈ ਰੋੜਾ ਪਿਆ ਤੋਂ ਕਿਆ ਪਿਆ ਪੰਥੀ ਕੋ ਦੁੱਖ ਦੇ ਰਾਹ ਚੱਲਣ ਵਾਲੇ ਪੰਥੀ ਹੁੰਦੇ ਨੇ ਰਾਹ ਹੁੰਦਾ ਗੁਰਮਤ ਮਾਰਗ ਹੈ ਗੁਰਮਤ ਪੰਥ ਹੈ ਗੁਰਮਤ ਪੰਥ ਹੈ ਗੁਰਮੁਖ ਪੰਥੀ ਨੇ ਸਿੱਖ ਪੰਥੀ ਨੇ ਸਾਰੇ ਰਾਹ ਚੱਲਣ ਵਾਲੇ ਨੇ ਜਿਹਨੂੰ ਇੰਨੇ ਲਫ਼ਜ਼ੀ ਅਰਥ ਦਾ ਨਹੀਂ ਪਤਾ ਉਹ ਸਿੱਖੀ ਦਾ ਪ੍ਰਚਾਰ ਕਿੱਥੋਂ ਕਰ ਲੈਣ ਸਿੱਖੀ ਦਾ ਪ੍ਰਚਾਰ ਕਰਕੇ ਖਾਤੇ ਨਾਲ ਗੁਰਦੁਆਰੇ ਲਏ ਸੀ ਡਾਕਾ ਮਾਰਿਆ ਸੀਗਾ ਡਾਕਾ ਸਾਬਤ ਹੋ ਗਿਆ ਗੱਲਾਂ ਤਾਂ ਉਹ ਹੋਰ ਹੋਰ ਕੀਤੀਆਂ ਸੀ ਹੁਣ ਤਾਂ ਹੁਣ ਤਾਂ ਕੋਈ ਲੁਕੀ ਗੱਲ ਹੈ ਨਹੀਂ ਤੇ ਖੁਆਰ ਤਾਂ ਫਿਰ ਹੋੜੇ ਸੀ ਖਾਰ ਤਾਂ ਹੁਣ ਹੀ ਸੀ ਆਪਣੇ ਗੁਰੂ ਦੇ ਗੋਲਕ ਦੇ ਡਾਕਾ ਮਾਰਨ ਕੇ ਗੁਰੂ ਦੇ ਮੁਲਜ਼ਮ ਨਹੀਂ ਤਾਂ ਹੋਰ ਕੀ ਨੇ ਮੁਲਜ਼ਮ ਨਹੀਂ ਤਾਂ ਹੋਰ ਕੀ ਹੈ ਵਿੱਚੇ ਮੈਂ ਆ ਗਿਆ ਮੈਂ ਕਿਹੜਾ ਬਾਹਰ ਸਾਰੇ ਹੀ ਆ ਗਏ ਆਪਾਂ ਵੋਟਾਂ ਦੇਣ ਵਾਲੇ ਵੀ ਵੋਟਾਂ ਲੈਣ ਵਾਲੇ ਵੀ ਵਿੱਚੇ ਆ ਗਏ ਖਾਰ ਹੋਏ ਸਭ ਕੇ ਗੁਰਬਾਣੀ ਦੀ ਹੈ ਪਰ ਗੁਰਬਾਣੀ ਤੋਂ ਘੱਟ ਵੀ ਨਹੀਂ ਸੀ ਜਿਹਨਾਂ ਨੇ ਕਿਹਾ ਉਹ ਇਹਨਾਂ ਨੇ ਤੁਕਾ ਹੀ ਕੱਟਤੀ ਉੱਠ ਗਈ ਸਫਾ ਬਲੇਸ ਕੀ ਕਰ ਪਾਸਾਰ ਡੰਕਾ ਵਾਜੇ ਫਤਿਹ ਕਾ ਦੇ ਕਲੰਕ ਅਵਤਾਰ ਉਹ ਭਗਤੀਆਂ ਕੱਟਤੀਆਂ ਅਰਦਾਸ ਜੋ ਇਹਨਾਂ ਨੇ 1968 ਤੋਂ ਵੀ ਇਹ ਸਾਡੇ ਤੇ ਲਾਗੂ ਨਹੀਂ ਕਹਿੰਦੇ ਵੀ ਤਾਂ ਸੋਰੇ ਆਪਣੇ ਤੇ ਲਾਗੂ ਨੇ ਅੱਗੇ ਨਾ ਪੜਾਓ ਇਹਨਾਂ ਨੂੰ ਪਾਪ ਕੱਪ ਗਏ ਇਹਨਾਂ ਦੇ ਪਾਪ ਕੱਪ ਗਏ ਉਹ ਪੰਕਤੀਆਂ ਸੁਣ ਕੇ ਉਹ ਖਾਲਸੇ ਦੀਆਂ ਉਚਾਰਨ ਕੀਤੀਆਂ ਕਿਹਨਾਂ ਦੇ ਸਿੱਧਾਂ ਦੀਆਂ ਪੰਕਤੀਆਂ ਉਹ ਨਹੀਂ ਪੜਦੇ ਚਾਰ ਸ਼ਲੋਕ ਜਿਹੜੇ ਰੋਜ਼ ਦੇ ਪਿਛਲੇ ਛੱਡਤੇ ਪੜ ਦੋ ਜਾ ਰਹੀ ਹੈ ਰਿਕਾਰਡ ਹੋ ਜਾਣਗੇ ਫੇਰ ਪੜਨਾ ਦੇ ਕਦੇ ਕੋਈ ਨਾ ਹੁਣ ਤੋਂ ਆਏ ਹੋਏ ਨੇ ਜਿਸੇ ਤੇ ਆਵੋ ਸੱਚ ਸਮਾਵੋ ਉਸ ਵਿੱਚੋਂ ਕੁਰਬਾਨ ਕੀਆ ਉੱਠ ਗਏ ਸਫਾ ਬਲੇਸ਼ ਕੀ ਕਰ ਕੂੜਾ ਪਾਸਾਰ ਇਹ ਬਲੇਸ਼ ਨੇ ਸਾਰੇ ਇਹਨਾਂ ਨੇ ਕਹਿੰਦੇ ਲਾਤੀ ਲੋਹੀ ਤਾਂ ਕੀ ਕਰੂ ਕੋਈ ਜਿਹਨੇ ਲਾਤੀ ਲੋਹੀ ਤਾਂ ਕੀ ਕਰੂ ਕੋਈ ਇਹ ਕਹਿੰਦੇ ਸੀ ਕਿ ਜੋਗੀ ਜੋਗੀ ਲੋਈ ਲੋਹੀ ਦਿਲ ਤੇ ਸੀ ਲੋਹੀ ਦਾ ਮਤਲਬ ਜਿਵੇਂ ਸਾਨੂੰ ਕਿਰਪਾਨ ਦਿੱਤੀ ਹੈ ਉਹਦਾ ਮਤਲਬ ਸੀ ਜਿੰਨਾ ਚਿਰ ਤੇਰੀ ਲੋਹੀ ਹੈ ਤੇਰੀ ਇੱਜ਼ਤ ਹੈ ਸਾਡੇ ਨਾਲ ਜੁੜਿਆ ਹੋਇਆ ਜੇ ਤਾਂ ਪਰੇ ਰੱਖ ਦਿੱਤੀ ਸਮਝਦੇ ਜੋ ਮਤ ਤਿਆਗਤਾ ਉਹਨਾਂ ਦੀ ਮਤ ਸੀ ਆਪਣੀ ਸਾਡੇ ਰਾਹ ਛੱਡ ਦਿੱਤਾ ਅੱਖਾਂ ਦੀ ਸ਼ਰਮ ਜਿਹਨੂੰ ਆਪਾਂ ਕਹਿੰਦੇ ਅੱਖਾਂ ਦੀ ਸ਼ਰਮ ਹੁੰਦੀ ਹੈ ਜਿਹਦੇ ਛੱਡ ਕੇ ਗਿਆ ਸ਼ਰਮ ਦਾ ਕਹਿੰਦਾ ਅੱਖ ਦੀ ਬਥੇਰੀ ਹੁੰਦੀ ਹੈ ਕਹਿੰਦੇ ਨਹੀਂ ਆਪਾਂ ਉਹ ਕਹਿੰਦੇ ਜਿਹੜੇ ਬਲੇਜ ਖਾਲਸਾ ਸੀ ਪਹਿਲਾਂ ਇਹ ਮਨ ਵਿੱਚ ਸੀ ਉਹਨਾਂ ਦੇ ਰਾਜ ਕਰੇਗਾ ਖਾਲਸਾ ਜਦ ਕਿਹਾ ਸੀ ਬਲੇਜ ਅੰਦਰ ਦਬੀ ਹੋਈ ਗੱਲ ਹੋਰ ਸੀ ਅਰਥ ਹੋਰ ਕਰ ਦਿੰਦੇ ਸੀ ਲੋ ਜੀ ਅਵਨਾਸ਼ੀ ਰਾਜ ਦੀ ਗੱਲ ਕਰਦੇ ਅਸੀਂ ਤਾਂ ਉਹਨਾਂ ਦੋਵੇਂ ਤਰਫ ਨਿਹੰਗ ਸਿੰਘ ਜਿਹੜੇ ਸੀ ਉਹਨਾਂ ਨੇ ਵੀ ਇਹ ਮਨਜ਼ੂਰ ਕਰ ਲਿਆ ਹੈ ਰਾਜ ਕਰੇਗਾ ਖਾਲਸਾ ਵੀ ਜੇ ਇਸ ਭਾਵਨਾ ਨਾਲ ਕਹਿੰਦੇ ਹੋ ਰਾਜ ਕਰੇਗਾ ਖਾਲਸਾ ਬਨਾਸ਼ੀ ਰਾਜ ਦੀ ਭਾਵਨਾ ਫਿਰ ਅਸੀਂ ਸਹਿਮਤ ਹਾਂ ਰਾਜ ਕਰੇਗਾ ਖਾਲਸਾ ਆਕੀ ਰਹਿਣ ਕੋਈ ਆਕੀ ਆਪਣੇ ਅੰਦਰੋਂ ਕਿਸੇ ਦਾ ਮਨ ਆਕੀ ਨਹੀਂ ਰਹੂਗਾ ਬਾਹਰ ਆਕੀ ਦੀ ਗੱਲ ਨਹੀਂ ਹੈ ਤਲਬਾ ਪੌਸਣ ਆਕੀ ਹੋ ਕੋਈ ਵੀ ਗੁਰਮਤਿ ਆਕੀ ਨਹੀਂ ਰਹੂਗਾ ਰਾਜ ਤਾਂ ਕਰੂਗਾ ਜਦੋਂ ਆਕੀ ਨਹੀਂ ਰਹੂਗਾ ਨਾਸ਼ੀ ਸ਼ੀ ਰਾਜੇ ਤਾਂ ਮਿਲਦਾ ਜੇ ਮਨ ਆਕੀ ਨਾ ਰਹੇ ਉਦੋਂ ਕਿਸੇ ਦਾ ਮਨ ਆਕੀ ਨਹੀਂ ਹੋਊਗਾ ਜਦੋਂ ਮਨ ਆਕੀ ਨਹੀਂ ਹੋਊਗਾ ਉਦੋਂ ਖਾਲਸੇ ਦਾ ਰਾਜ ਹੋ ਜਾਊਗਾ ਸੰਸਾਰ 'ਚ ਗੱਲ ਇਹ ਇਹ ਅਵਨਾਸ਼ੀ ਰਾਜ ਉਹਨੂੰ ਮਿਲ ਜਾਊਗਾ ਉਹਦੇ ਅੰਦਰ ਵਾਲਾ ਰਾਜ ਉਹਦਾ ਕਾਇਮ ਹੋ ਜਾਊਗਾ ਜਿਹਦਾ ਮਨ ਆਕੀ ਨਹੀਂ ਰਹੂਗਾ ਇੱਥੇ ਤੱਕ ਤਾਂ ਠੀਕ ਹੈ ਪਰ ਬਲੇਸ਼ ਅਰਥ ਇਹ ਕਰਦੇ ਤੇ ਅੰਦਰੋਂ ਕੁਝ ਭਾਵਨਾ ਹੋਰ ਸੀ ਬਾਹਰ ਨਾਲ ਚੱਲਦੀ ਟਿਕੀ ਹੋਈ ਪਬਲਿਕ ਦੇ ਵਿੱਚ ਤੇ ਅਸੀਂ ਐਸ ਕਰਕੇ ਲਾਉਂਦੇ ਆ ਨਾਰਾ ਐਸੈਂਸ ਵਿੱਚ ਹੌਲੀ ਹੌਲੀ ਹੌਲੀ ਹੌਲੀ ਇਹ ਅਰਥ ਖਤਮ ਹੋ ਗਿਆ ਤੂੰ ਹੀ ਰਹਿ ਗਿਆ ਹੁਣ ਤਾਂ ਕੋਈ ਨਹੀਂ ਜਾਣਦਾ ਗੱਲ ਖਾਲੀ ਬੁੱਲਾ ਸੁਭੜੇ ਤਾਂ ਗੱਲ ਉਹਨਾਂ ਨੇ ਬਣਾ ਲਈ ਉਹਨਾਂ ਨੂੰ ਵੀ ਚਲੋ ਪ੍ਰਮਾਣ ਕਰ ਲੋ ਤੁਸੀਂ ਇਹ ਨੂੰ ਇਹ ਅਰਥ ਹੈ ਇਹਦਾ ਐਸ ਅਰਥ ਵੱਲੋਂ ਪ੍ਰਮਾਣ ਹੋਇਆ ਸੀ ਟੰਕਾ ਵਾਜੇ ਫਤਿਹ ਕਾ ਟੰਕਾ ਫਤਿਹ ਦਾ ਜਦ ਮਨ ਜਿੱਤਿਆ ਗਿਆ ਤਾਂ ਟੰਕਾ ਦੇ ਅੰਦਰ ਵੱਜਣਾ ਹੀ ਹੈ ਗਲਤ ਦਾ ਤਮਾਮਾ ਵੱਜਣਾ ਹੀ ਹੈ ਦਾ ਤਮਾਮਾ ਫਤਿਹ ਦਾ ਟੰਕਾ ਕਹਿੰਦੇ ਨੇ ਜਦ ਕਬੀਰ ਕਹਿੰਦਾ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਹੋ ਖੇਤ ਜੋ ਮਾਂਡਿਓ ਸੂਰਮਾ ਅਬਜੂਜਣ ਕੋ ਦਾਓ ਉਹ ਫਤਿਹ ਦਾ ਡੰਕ ਉਹਨੂੰ ਕਿਹਾ ਹੈ ਡੰਕਾ ਬਾਜਾ ਫਤਿਹ ਦਾ ਬਾਜਾ ਲਿਖਿਆ ਹੋਇਆ ਫਿਰ ਵਜਦਾ ਡੰਕਾ ਫਤਿਹ ਦਾ ਫਿਰ ਫਤਿਹ ਦਾ ਡੰਕਾ ਵੱਜੂਗਾ ਖਾਲਸੇ ਦਾ ਫਤਿਹ ਜੀ ਦੀ ਹੋਣੀ ਪਰਮੇਸ਼ਰ ਖਾਲਸਾ ਕਾਲਪੁਰ ਕੀ ਫੌਜ ਹੈ ਕਾਲ ਦਾ ਬਜ਼ੁਰਗ ਦਾ ਹੁਕਮ ਅਕਾਲਪੁਰ ਕੀ ਫੌਜ ਨਹੀਂ ਹੈ ਕਾਲਪੁਰ ਕੀ ਫੌਜ ਕਾਲਪੁਰ ਹੁਕਮ ਦੇ ਬੰਦੇ ਨੇ ਹੁਕਮ ਬਣਾਉਣਾ ਪਾਣਾ ਚੜਨਾ ਪਾਣਾ ਬਣਾਉਣਾ ਪਾਣਾ ਬਣਣਾ ਪਾਣਾ ਹੀ ਬਣਾਉਣਾ ਆਪਣਾ ਨਹੀਂ ਪਰਮੇਸ਼ਰ ਪਰਮੇਸ਼ਰ ਅਕਾਲ ਹੈ ਪਾਣਾ ਉਹਦਾ ਕਾਲ ਸਮਝੋ ਗੱਲ ਨੂੰ ਪਰਮੇਸ਼ਰ ਅਕਾਲ ਹੈ ਉਹਦਾ ਹੁਕਮ ਕਾਲ ਹੈ ਜੇ ਆਪਣਾ ਬੰਦ ਹੁਕਮ ਹੈ ਬੇਕਲੰਕ ਅਵਤਾਰ ਉਦੋਂ ਜਿਹੜਾ ਅਵਤਾਰ ਹੋਊਗਾ ਉਹਨੂੰ ਬੇਕਲੰਕ ਕਹਿੰਦੇ ਉਹਦਾ ਜਿਹੜਾ ਜਨ ਪਦਾਰਥ ਤੋਂ ਬਾਅਦ ਜਿਹੜਾ ਅਵਤਾਰ ਹੈ ਉਹ ਬੇਕਲੰਕ ਹੁੰਦਾ ਉਹਨੂੰ ਕਲੰਕ ਨਹੀਂ ਲੱਗਦਾ ਬੇਕਲੰਕ ਹੋ ਜਾਂਦਾ ਇਹ ਤਾਂ ਹੈਗੀ ਇਹਦੀ ਵਿਆਖਿਆ ਗੁਰਮਤਿ ਅਨੁਸਾਰ ਹੈ ਪਰ ਜਾਦੇ ਨਾਲ ਨੇ ਇਹ ਕਹਿਤਾ ਵੀ ਅਸੀਂ ਇੱਥੇ ਰਾਜ ਕਰਦੇ ਹੁਣ ਬਿਸਲਾ ਆ ਗਈ ਫਿਰ ਉਹ ਆ ਜਿਹੜਾ ਸੀ ਨਾ ਕਪਟ ਬਾਹਰ ਆ ਗਿਆ ਫਿਰ ਲੋਈ ਲਾਹੀ ਗਈ ਲੋਈ ਲਾਹੀ ਨਾ ਉਧਰ ਦੀਆਂ ਪੱਕੀਆਂ ਬਾਹਰ ਆ ਗਈਆਂ ਪਹਿਲਾਂ ਇਹ ਸਲੋਗਨ ਤੇ ਨਾਰੇ ਲਾ ਲਾ ਕੇ ਪਬਲਿਕ ਇਕੱਠੀ ਕਰ ਲਈ ਬਗਲ ਲਾ ਲਈ ਦੁਨੀਆ ਵੀ ਆਪਣਾ ਰਾਜ ਹੋ ਜਾਣਾ ਆਪਣਾ ਹੋ ਜਾਣਾ ਲੱਗੇ ਜਾਂਦੇ ਨੇ ਮਗਰ ਜਿਹਦਾ ਰਾਜ ਹੋਣਾ ਉਹਦਾ ਪਬਲਿਕ ਉਹਦੇ ਮਗਰ ਲੱਗੇ ਜਾਂਦੀ ਹੈ ਜਦੋਂ ਹੋ ਗਿਆ ਫਿਰ ਬਿਸਰਾ ਬਣਾ ਲਿਆ ਉਹ ਕਹਿੰਦੇ ਚੰਗਾ ਫਿਰ ਐਂ ਕਰੋ ਹੁਣ ਜਿਹੜਾ ਰਾਜ ਕਰਨ ਦੀ ਇੱਛਾ ਜਿਹਦੇ ਅੰਦਰ ਵਕੇ ਪੈਦਾ ਹੋਗੀ ਬਾਹਰਲੇ ਰਾਜ ਦੀ ਜਿਹਨੂੰ ਤੁਸੀਂ ਕਹਿੰਦੇ ਬਾਹਰਲਾ ਰਾਜ ਤਾਂ ਚਾਹੀਦਾ ਨਹੀਂ ਉਹ ਬਾਹਰਲਾ ਰਾਜ ਹੋ ਸਾਡੇ ਬਾਹਰਲਾ ਰਾਜ ਉਹਦਾ ਨਾਮ ਬਲੇਸ਼ ਖਾਲਸਾ ਉੱਠ ਕੇ ਹੀ ਸਫਾ ਬਲੇਸ਼ ਕੀ ਬਲੇਸ਼ ਕੀ ਜਿਹੜੀ ਸਫਾ ਸੀ ਨਾ ਵਿਚਾਲੇ ਪੜਦਾ ਅੱਲਾਹ ਤਾਂ ਪੜਦਾ ਚੱਕਦਾ ਲੋਈ ਲਾਸੀ ਲੋਈ ਲਾਸੀ ਸਫਾ ਬਲੇਸ਼ ਕੀ ਕਰ ਕੂੜਾ ਬਾਜ਼ਾਰ ਕੂੜਾ ਬਾਜ਼ਾਰ ਆ ਗਿਆ ਸਾਰਾ ਬਾਇਆ ਬਾਇਆ ਦੇ ਰਾਜ ਤੇ ਆ ਗਿਆ ਇਹ ਬਾਇਆ ਦੇ ਰਾਜ ਤੇ ਆ ਖੜੇ ਜਦੋਂ ਲੜਾਈ ਸ਼ੁਰੂ ਹੋ ਗਈ ਬਿਸਵਾ ਦੀ ਇਹ ਜਿਹੜਾ ਸ਼ਲੋਕ ਪੜਿਆ ਸੀ ਇਹ ਪੜਦੇ ਸੀ ਨਿਹੰਗ ਸਿੰਘ ਇਹਨਾਂ ਦੇ ਖਿਲਾਫ ਵਿਸਲਾਣਿਆ ਸੀ ਇਹਨਾਂ ਛੱਡਤੇ ਇਹਨਾਂ ਕਹਿੰਦਾ ਸਾਡੇ ਖਿਲਾਫ ਹੈ ਜਗਮੁਖ ਜੋਤ ਬਰਾਜ ਰਹੇ ਸ੍ਰੀ ਅਬਚਲ ਨਗਰ ਅਪਾਰ ਜੋਤ ਜਿਹਦੇ ਅੰਦਰ ਜਗਦੀ ਹੈ ਨਾ ਖਾਲਸੇ ਦੇ ਅੰਦਰ ਤਾਂ ਜੋਤ ਜਗਦੀ ਹੈ ਜੋਤ ਜਾਂ ਪੈ ਦਿਸ ਬਸ ਇੱਕ ਬਿਨ ਅਮਨ ਨਾ ਕਰਨ ਅੰਡ ਇਹਨਾਂ ਨੂੰ ਉਹਨਾਂ ਦੇ ਬੇੜੇ ਦੇ ਤੌਰ ਤੇ ਗੱਲ ਕਹਿੰਦੇ ਸੀ ਬਿਸਰੋਲੇ ਵਾਲਿਆ ਚੁੱਪ ਕਰਦੇ ਉਹਨਾਂ ਦੀ ਤਾਕਤ ਜ਼ਿਆਦਾ ਸੀ ਪਤਾ ਨਹੀਂ ਬੁੱਲ ਦੱਸਦੇ ਸੀ ਸਾਰੇ ਬਿਸਰੋਲੇ ਵਾਲੇ ਰਣਜੀਤ ਸਿੰਘ ਕਾਣਾ ਦੇ ਮੂੰਹ ਤੇ ਕਹਿੰਦੇ ਸੀ ਬੋਲ ਕੇ ਦਿਖਾਉਂਦਾ ਕਾਣਾ ਉਹਦੇ ਮੂੰਹ ਤੇ ਕਹਿੰਦੇ ਸਾਰੇ ਕਾਣੇ ਇਹਨਾਂ ਨੇ ਵੱਧ ਤਾਲ ਕੀ ਤੇ ਉਹ ਕਾਣ ਸੀ ਕਾਣ ਕਾਣ ਸੀ ਉਹ ਚ ਦਾ ਅੱਖਾਂ ਆਦੇ ਦਾ ਮਤਲਬ ਇਹ ਨਹੀਂ ਹੁੰਦਾ ਅੰਦੇ ਇਹਨਾਂ ਆਖਿਰ ਜਿਨ ਮੁਖ ਲੋੜਨਾ ਹੈ ਕਮੀ ਸੀ ਉਹ ਚ ਸਾਰਿਆਂ ਨੂੰ ਜ਼ਿਆਦਾ ਕਮੀ ਉਹ ਸੀ ਗਿਰਾਵਟ ਸਾਰਿਆਂ ਨੂੰ ਜ਼ਿਆਦਾ ਉਹ ਸੀ ਕਿਉਂ ਨੇ ਹਿੰਦੂ ਮਤ ਮੁਤਾਬਕ ਵਿਆਹ ਕਰਿਆ ਫੇਰੇ ਲੈ ਉਹੀ ਜਿਹੜੀਆਂ ਉਹਨਾਂ ਨੇ ਮੂਰਤੀਆਂ ਰੱਖੀਆਂ ਨੇ ਗੁਰਦੁਆਰੇ ਇਹ ਜੋ ਹੈ ਉਹੀ ਸਤੀ ਹੋਈ ਇਹ ਤਾਂ ਲੈਣੇ ਬਦਲਦੀ ਤੁਸੀਂ ਸਾਡੀ ਸਿੱਖ ਕਿਹੜੇ ਪੱਖ ਤੋਂ ਰਹਿ ਗਿਆ ਕਾਣਾ ਹੋਇਆ ਫੜਦਾ ਖੜ ਦੇ ਕਾਬਲ ਨਹੀਂ ਦਾ ਤਾਂ ਪੂਰਾ ਹੋਇਆ ਜੇ ਕਾਣਾ ਹੋ ਜੇ ਉਹਦਾ ਨਾਲੇ ਸੁੱਟਦੀ ਨਾ ਚੱਕ ਕੇ ਗੁਰੂ ਨੇ ਨਾਲੇ ਸੁੱਟ ਦਿੱਤਾ ਚੱਕ ਸੰਸਾਰ ਵੀ ਗਿਆ ਸਿੱਖੀ ਵੀ ਗਈ ਕਿੰਨਾ ਜਲਦੀ ਹੋ ਕਿੰਨੇ ਦਿਨ ਦਾ ਰਾਜ ਸੀ ਕਿੱਥੇ ਗਿਆ ਰੰਗਜੇਬ ਜਿਹਾ ਕਰ ਗਿਆ ਜੋ ਕਰ ਗਿਆ ਇਹ ਕਹਿੰਦੇ ਰਹੇ ਵੀ ਰੰਗਜੇਬ ਦੀ ਇੱਛਾ ਰਹਿ ਗਈ ਸੀ ਰਾਜ ਕਰਨ ਦੀ ਜਨਸਿੱਖ ਪ੍ਰਾਣੀ ਦੇ ਉੱਤੇ ਉਹ ਰੰਗਜੇਬ ਹੈ ਰਣਜੀਤ ਸਿੰਘ ਉਹ ਰੰਗਦੇਵ ਨਾਲ ਬਰਾਬਰੀ ਦਿੰਦੇ ਰਹੇ ਉਹ ਸਿੱਖੀ ਖਤਮ ਨਹੀਂ ਕਰ ਸਕਿਆ ਉਹ ਕਬ ਉਹ ਨਹੀਂ ਕਰ ਸਕਿਆ ਜਿਹੜਾ ਇਹਨੇ ਕਰਤਾ ਜਿਹੜੇ 100 ਸਾਲ ਸਾਲ ਦੇ ਨਾਮਸਿਕ ਸੀ ਨਾ ਸਾਨੂੰ 1960-62 ਚ ਉਹ ਇਹ ਕਹਿੰਦੇ ਸੁਣਦੇ ਨੇ ਔਰ ਜੇਬ ਸੀ ਰਣਜੀਤ ਸਿੰਘ ਉਹਦੀ ਇੱਛਾ ਰਹੀ ਸੀ ਰਾਜ ਕਰਨ ਦੀ ਦਸਮ ਬਾਦਸ਼ਾਹ ਨੇ ਕਹਿੰਦਾ ਤੈਨੂੰ 40 ਸਾਲ ਫੇਰ ਲਵਾਂਗੇ ਖਾਲਸੇ ਦਾ ਰਾਜ ਜਫਰਨਾਮਾ ਪੜ ਕੇ ਜਾ ਸਰੀਰ ਛੱਡਿਆ ਆਏ ਜੋੜੀ ਹੋਈ ਸੀ ਗੱਲ ਉਹਨਾਂ ਦੀ ਇਹ ਰਣਜੀਤ ਸਿੰਘ ਔਰ ਜੇਬ ਸੀ ਦੂਆ ਹੁਣ ਤੁਸੀਂ ਕਹਿੰਦੇ ਹੋ ਖਾਲਸਾ ਸੀ ਉਹ ਕਹਿੰਦੇ ਜੇਬ ਸੀ ਜਿਹੜੇ ਉਹਦੇ ਜਿਨ੍ਹਾਂ ਨੇ ਵਰਤੀ ਸੀ ਇਹ 47 ਤੋਂ 100 ਸਾਲ ਪਹਿਲਾਂ 1947 ਤੋਂ 100 ਸਾਲ ਸਵਾ 100 ਸਾਲ ਪਹਿਲਾਂ 100 ਸਾਲ ਪਹਿਲਾਂ 1847 ਸੀ ਉੱਥੇ ਅੰਗਰੇਜ਼ ਗਏ ਨੇ 40-50 ਸਾਲ ਗੱਲ ਪਹਿਲਾਂ ਦੀ ਹੋਲ ਹੋਊਗੀ ਤੇ 62 47 ਚ ਕਿੰਨਾ ਫਰਕ ਹੈ ਬਾਹਰ ਜਸੀ ਗੱਲਾਂ ਉਹਨਾਂ ਨੇ ਵੀ ਹੋਈ ਹੋਈਆਂ ਸੀ ਦੇਖੀ ਉਹਨਾਂ ਨੇ ਵੀ ਸੀ ਉਹਨਾਂ ਦੇ ਵਿਚਾਲੇ ਇੱਕੋ ਪੀੜੀ ਗਈ ਸੀ ਕੋਈ ਪੀੜੀ ਗਈ ਸੀ ਉਹ 7-7 ਸਾਲ ਦੇ ਆਏ ਸੀ 6-6 ਸਾਲ ਦੇ ਬੁੱਢੇ ਸਾਲ 8-8 ਸਾਲ ਦੇ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਬਜ਼ੁਰਗ ਉਹਨਾਂ ਨੇ ਉਹ ਜਮਾਨਾ ਦੇਖਿਆ ਹੋਇਆ ਸੀ ਕੋਈ ਬਹੁਤਾ ਲੰਬੀ ਚੌੜੀ ਦਾ ਗੱਲ ਨਹੀਂ ਸੀ ਦੇਖਦੀ ਇਜ਼ਰਾ ਨੇ ਦੱਬਤਾ ਸੀ ਤਾਂ ਤਾਂਬੇ ਦੇ ਪੱਤਰ ਦੱਬ ਦਿੱਤੇ ਨਾ ਗੂੰਜ ਹਿਸਟਰੀ ਜੋ ਰਹਿ ਜਾਂਦੇ ਹਿਸਟਰੀ ਉਹੀ ਰਹਿ ਜਾਂਦੀ ਇਹਨਾਂ ਨੇ ਪੱਟ ਕੇ ਕੱਢੇ ਉਹ ਐ ਕਰਦੇ ਹੁੰਦੇ ਇਹ ਵੀ ਜੀਸਸ ਨੇ ਦਾਸ ਉਠਾਇਆ ਸੀ ਆਪਣੇ ਆਪੇ ਕਰਦੇ ਹੀ ਹੁੰਦੇ ਪੈਸੇ ਦੇ ਜੋੜ ਕਿਹਦੀ ਹਿਸਟਰੀ ਦੀ ਆਜ਼ਾਦੀ ਦੀ ਉਹਨੇ ਆਪਣੇ ਜਵਾਹਰ ਲਾਲ ਨੂੰ ਹੀਰੋ ਬਣਾ ਕੇ ਲਿਖੀ ਸੀ ਮਹਾਤਮਾ ਗਾਂਧੀ ਨੂੰ ਕੱਲੇ ਨੂੰ ਦੋ ਆਦਮੀ ਬਾਕੀ ਹਰ ਸ਼ਰਤੇ ਸੀ ਉਹ ਹਿਸਟਰੀ ਦਾ ਕੀ ਹੈ ਹਿਸਟਰੀ ਦਾ ਆਪਣੇ ਆਪਣੇ ਪੱਖ ਨਹੀਂ ਰੱਖਦੇ ਤਿਸੇ ਤੇ ਆਵੋ ਸੱਚ ਸਮਾਵੋ ਉਸ ਵਿਟੋ ਕੁਰਬਾਨ ਕੀਆ ਰਾੜੇ ਰਾੜ ਕਰੇ ਕਿਆ ਪ੍ਰਾਣੀ ਤਿਸੇ ਆਵੋ ਜੇ ਅਮਰ ਹੋਆ ਤਿਸੇ ਰਾੜੇ ਰਾੜ ਕਰੇ ਕਿਆ ਪ੍ਰਾਣੀ ਕਾ ਝਗੜਾ ਕਰ ਕਰ ਕਾਹਦਾ ਝਗੜਾ ਤਿਸੇ ਆਵੋ ਜੇ ਅਮਰ ਹੋਆ ਧਿਆਨ ਹੋ ਜੇ ਖੋ ਜੇ ਤੋ ਅਮਰ ਹੋ ਗਿਆ ਭਗਤਾਂ ਧਿਆਨ ਰੱਖੋ ਜੇ ਧਿਆਨ ਰੱਖਣਾ ਹੈ ਭਗਤਾਂ ਜੀ ਰੱਖੋ ਕਿਵੇਂ ਨਿਕਲ ਗਏ ਦੁਨੀਆ ਦੇ ਚਲੇ ਗਏ ਅਮਰ ਹੋ ਗਏ ਜੇ ਤੁਸੀਂ ਅਮਰ ਹੋਣਾ ਚਾਹੁੰਦੇ ਹੋ ਸੰਸਾਰ ਚੋਂ ਤਾਂ ਵੈਚ ਨਾ ਪਾਓ ਵਿਦਵਾਨਾਂ ਨਾਲ ਝਗੜੇ ਚ ਨਾ ਪਾਓ ਲੋਕਾਂ ਨਾਲ ਕੋਈ ਕੀ ਖਾਂਦਾ ਕੋਈ ਕੀ ਪੀਂਦਾ ਕਿਹਨੇ ਸਿੱਕੀ ਛੜਤੀ ਕਿਹਨੇ ਨਹੀਂ ਛੜਤੀ ਤੁਸੀਂ ਕੀ ਲੈਣਾ ਤੂੰ ਆਪਣੀ ਨਿਵੇੜ ਤੈਨੂੰ ਹੋਰ ਨਾਲ ਕੀ ਤੂੰ ਦੇਖ ਬਲਾਣੇ ਨੇ ਟੌਪ ਕੀਤੀ ਹੈ ਯੂਨੀਵਰਸਿਟੀ ਮੈਂ ਟੌਪ ਕਰ ਲਈ ਹੈ ਬਸ ਫਲਾਣੇ ਬੰਦੇ ਨੇ ਅਸੀਂ ਟੌਪ ਕੀਤੀ ਹੈ ਮੈਂ ਟੌਪ ਲਈ ਹੈ ਜਿਹੜਾ ਇਹ ਧਿਆਨ ਰੱਖੂ ਟੌਪ ਕਰ ਜੂ ਜਿਹੜਾ ਇਹ ਧਿਆਨ ਦੀ ਰੱਖੂਗਾ ਉਹ ਪਾਸ ਵੀ ਨਹੀਂ ਹੋਊਗਾ ਉਹ ਫੇਲ ਹੋਊਗਾ ਜਿਹੜਾ ਕਹੂਗਾ ਸਾਰੇ ਕਾਲਜ ਨੂੰ ਟੌਪ ਕਰਾ ਦੇਣਗੇ ਉਹ ਫੇਲ ਹੈ ਉਹ ਆਪੇ ਫੇਲ ਹੋ ਜੂ ਤੁਸੀਂ ਤੇ ਆਵੋ ਸਾਲ ਤਾਂ ਦੁਆਇਆ ਰੱਖੋ ਵੀ ਤੁਸੀਂ ਪੜ੍ਹਦੇ ਹੋ ਕਦੇ ਪੜ੍ਹਦੇ ਆਪ ਤਾਂ ਉਹਨੇ ਪੜ੍ਹਨਾ ਹੀ ਨਹੀਂ ਉਹਨੂੰ ਪੜਨ ਦਾ ਟਾਈਮ ਕਿੱਥੇ ਮਿਲਣਾ ਉਹ ਤਾਂ ਦੂਏ ਦਾ ਧਿਆਨ ਹੈ ਸਾਰਾ ਦਿਨ ਗਿਆਨੇ ਹੋਸਟਲ 'ਚ ਹੁੰਦੇ ਨੇ ਹੋਸਟਲ ਦੇ ਵਿੱਚ ਕੋ ਆਦਮੀ ਆ ਕੋਈ ਲੇਡੀ ਹੁੰਦੀ ਆ ਉਹਨਾਂ ਦੇ ਉੱਤੇ ਧਿਆਨ ਰੱਖਣ ਚ ਨਿਆਣੇ ਸਾਰੇ ਪੜਦੇ ਨੇ ਉਹ ਨਹੀਂ ਪੜਦੀ ਧਿਆਨ ਜੋ ਰੱਖਦੀ ਹੈ ਸਾਰਿਆਂ ਦਾ ਉਹ ਤਾਂ ਨਹੀਂ ਪੜਦੀ ਹੈ ਧਿਆਨ ਰੱਖਦੀ ਹੈ ਨਾ ਸਾਰਿਆਂ ਦਾ ਇਹ ਸਾਰੇ ਧਿਆਨ ਰੱਖਣ ਵਾਲੇ ਲੀਡਰ ਨੇ ਆਪਣੀ ਪੜਦੇ ਹੁੰਦੇ ਸਿੱਖ ਹੁੰਦੇ ਸਾਰੇ ਨਾਲੇ ਪਾਸ ਕਰ ਜਾਂਦੇ ਉੱਥੇ ਰਹਿ ਜਾਂਦੀ ਹੈ ਜਿੰਨੇ ਸਾਰੇ ਚਿੰਤਾ ਵਾਲੇ ਨੇ ਨਾ ਸਿੱਖੀ ਦੀ ਇਹਨਾਂ ਨੇ ਡੱਕਾ ਨਹੀਂ ਕੇ ਵੀ ਨਹੀਂ ਪੜ੍ਹਨੀ ਇਹਨਾਂ ਨੇ ਇੱਥੇ ਰਹਿ ਜਾਣਾ ਆਏ ਪੜਨ ਦਾ ਮਤਲਬ ਨਹੀਂ ਇਹਨਾਂ ਦਾ ਇਹਨਾਂ ਦਾ ਪ੍ਰਪੰਚ ਹੈ ਵੀ ਇਹਦੇ ਸੱਤੇ ਡੋਨੇਸ਼ਨ ਮਿਲਦੀ ਹੈ ਸਾਨੂੰ ਇਹਦੇ ਸੱਤੇ ਸਾਡੀ ਗੋਲਕ ਦੇ ਕਬਜ਼ਾ ਹੈ ਇੰਨਾ ਗਿਆ ਇਹਨਾਂ ਦਾ ਸਾਡੀ ਸੰਸਥਾ ਚੱਲਦੀ ਹੈ ਸਾਡੀ ਸੰਸਥਾ ਚੱਲਦੀ ਹੈ ਇਹਨਾਂ ਨੇ ਕਿਲਾ ਦੇ ਪੜਾਈ ਦੇ ਨਾਲ ਕਿਸੇ ਦੀ ਤੇ ਹੋਰ ਜਾਂ ਤੇ ਕਹਿੰਦਾ ਪੜਾਈ ਵੀ ਕੀ ਵੀ ਸਾਡੀ ਰੱਖ ਲੈ ਭਾਈ ਕਹੇ ਤਾਂ ਤਾਸੀ ਗੁਰਸ਼ਰਨ ਜੀ ਤੇ ਲੁਧਿਆਣੇ ਵੀ ਜੇ ਭਲਾ ਸਾਰੇ ਸਿੱਖ ਦਾੜੀਆਂ ਰੱਖ ਲੈਣ ਉਮਰ ਹੋ ਜਾਣ ਕਿ ਬਸ ਫਿਰ ਸਿੱਖੀ ਦਾ ਸਾਡਾ ਮਿਸ਼ਨ ਪੂਰਾ ਹੋ ਗਿਆ ਚੁੱਪ ਕਰਕੇ ਸਰ ਉਹ ਮਿਸ਼ਨ ਤਾਂ ਉਦੋਂ ਸ਼ੁਰੂ ਹੋਣਾ ਤੁਸੀਂ ਜਿੱਦੇ ਕਿ ਤੁਹਾਡੇ ਕੋਲ ਬੰਦੇ ਨੇ ਸਿੱਖ ਇਹਨਾਂ ਨੂੰ ਦੇਣ ਵਾਸਤੇ ਤੁਹਾਡੇ ਕੋਲ ਹੈ ਕੀ ਉਹ ਦੱਸੋ ਪਹਿਲਾਂ ਜਿੱਦੇ ਕਿ ਡੱਬੇ ਪਏ ਨੇ ਉਹਨਾਂ ਦਾ ਕੁਝ ਪਾ ਕੇ ਦੱਸੋ ਭਰ ਕੇ ਦੇਖੋ ਮਾਰਕੀਟ ਭੇਜੋ ਸਪਲਾਈ ਕਰੋ ਉਹ ਤਾਂ ਖਾਲੀ ਪਏ ਨੇ ਵਸਤੂ ਜਿਹੜੀ ਬੰਡੀ ਉਹਨਾਂ 'ਚ ਪਾਉਣੀ ਉਹ ਹੈ ਕੋਈ ਨਹੀਂ ਤੁਹਾਡੇ ਕੋਲ ਡੱਬੇ ਬਣਾ ਬਣਾ ਰੱਖੀ ਜੋ ਰੱਬ ਕਰ ਕਰਕੇ ਕੀ ਕਰਨਾ ਡੱਬੇ ਬਣਾ ਕੇ ਬਈ ਕੀ ਕਰੋਗੇ ਜੋ ਪੌੜੀ ਤੁਸੀਂ ਕੁਛ ਨਹੀਂ ਉਹਨਾਂ ਤੇ ਪੂਰੇ ਐਨ ਛਾਪੇ ਛੁਪੇ ਕਰਕੇ ਨਾ ਬਾਹਰ ਉਹ ਰੱਖ ਲੋ ਪੌੜੂ ਕੁਝ ਨਹੀਂ ਤੁਹਾਡੇ ਕੋਲ ਕੀ ਕਰਾਉਣਾ ਫਿਰ ਤੁਸੀਂ ਉੱਥੇ ਕੋਈ ਇਦਾਂ ਵੀ ਕਰਦਾ ਹੁੰਦਾ ਫੈਕਟਰੀ ਪਹਿਲਾਂ ਲੱਗਦੀ ਹੈ ਦੁੱਧ ਬਣਦਾ ਘਿਓ ਬਣਦਾ ਕੋਈ ਚੀਜ਼ ਬਣਾਉਂਦੇ ਹੋ ਪ੍ਰੋਡਕਟ ਪਹਿਲਾਂ ਬਣਦਾ ਬਾਅਦ ਵਿੱਚ ਉਹ ਦੇਖਦਾ ਵੀ ਇਹਨੂੰ ਪੈਕੇਟ ਪੈਕੇਟ ਤਾਂ ਬਾਅਦ ਦੀ ਗੱਲ ਹੁੰਦੀ ਹੈ ਪਹਿਲਾਂ ਵਸਤੂ ਹੈ ਇਹਨਾਂ ਦੀ ਪੈਕੇਜ ਪਹਿਲਾਂ ਵਸਤੂ ਹੈ ਉਹਦੀ ਵਸਤੂ ਦਾ ਪਤਾ ਹੀ ਨਹੀਂ ਪੈਗੀ ਪੈਗਲ ਜਾਈਦੀ ਹੈ ਵਸਤੂ ਹੈ ਨਹੀਂ ਵਸਤੂ ਵਾਲਾ ਕਾਰਖਾਨਾ ਸੋਚ ਰਹੇ ਰਾਮਾ ਕੇ ਲਾਈਏ ਕਿ ਨਾ ਲਾਈਏ ਪੌਣਾ ਕੀ ਉਹਦੇ ਵਿੱਚ ਉਹ ਦੱਸੋ ਪਹਿਲਾਂ ਜੇ ਸਾਰੇ ਜਿੰਨੇ ਸਿੱਖ ਬਣੇ ਨੇ ਉਹ ਤਾਂ ਪਾਓ ਕੁਝ ਮੈਂ ਕਿਹਾ ਜੀ ਨਾ ਨੂੰ ਜੀ ਨੂੰ ਬੈਸ ਨੂੰ ਵੀ ਮੈਂ ਪੜ੍ਹਨੀ ਹੈ ਸਿੱਖੀ ਗੁਰੂ ਨਾਨਕ ਦੀ ਮੈਨੂੰ ਜੀਵਨ ਮੁਕਤ ਅਵਸਥਾ ਚਾਹੀਦੀ ਹੈ ਲੈ ਮੈਨੂੰ ਦੋ ਲਓ ਕਿਹਦੀ ਫੀਸ ਲੈਣੀ ਤਨ ਮਨ ਧਨ ਵਾਲੀ ਸ਼ਰਤ ਮੈਂ ਪੂਰੀ ਕਰਦਾ ਕਰੋ ਕਹਿੰਦਾ ਇਹ ਜਿਆਦਾ ਸਿੱਖੇ ਨਹੀਂ ਕੋਈ ਉਹ ਕਹੇ ਤੋਂ ਘਟਿਆ ਸਿੱਖ ਦੀ ਪਰਿਭਾਸ਼ਾ ਮੈਨੂੰ ਦਿਖਾ ਦਿਓ ਗੁਰਬਾਣੀ ਚ ਜੈ ਜੈ ਸਿੱਖ ਤੁਸੀਂ ਬਣਾਉਣਾ ਚਾਹੁੰਦੇ ਉਹਦੀ ਪਰਿਭਾਸ਼ਾ ਗੁਰਬਾਣੀ ਚ ਦਿਖਾਓ ਕਿੱਥੇ ਹੈ ਚੁੱਪ ਫਿਰ ਤਾਂ ਇਹ ਗੱਲ ਹੋਈ ਨੂੰ ਤੂੰ ਕਹਿੰਦਾ ਮੈਂ ਸਿੱਖੋ ਸਿੱਖਾ ਜਿਹਨੂੰ ਬਾਦਲ ਕਹਿੰਦੇ ਸਿੱਖ ਉਹ ਸਿੱਖ ਹੈ ਨਹੀਂ ਜਿਹਨੂੰ ਬਾਦਲ ਸਿੱਖ ਮੰਨ ਲਵੇ ਬਾਦਲ ਦਾ ਸਿੱਖਾ ਜਿਹਨੂੰ ਟੌੜਾ ਸਿੱਖ ਮੰਨ ਲਵੇ ਟੌੜੇ ਦਾ ਸਿੱਖਾ ਜਿਹਨੂੰ ਤੂੰ ਸਿੱਖ ਮੰਨ ਲਵੇ ਤੇਰਾ ਸਿੱਖਾ ਮੈਂ ਗੁਰੂ ਦਾ ਕੋਈ ਵੀ ਨਹੀਂ ਹੈ ਗੁਰੂ ਦਾ ਦਾਉ ਹੈ ਗੁਰਬਾਣੀ ਨੂੰ ਕਹਿੰਦੀ ਹੈ ਤੁਸੀਂ ਆਪਣੇ ਸਿੱਖ ਬਣਾਉਣੇ ਨੇ ਗੁਰੂ ਦਾ ਬਣਾਉਣਾ ਕੋਈ ਮੁੜ ਕੇ ਸਿੱਖ ਦੀ ਗੱਲ ਨਹੀਂ ਕੀਤੀ ਉਹਨੇ ਪਹਿਲਾਂ ਇਹ ਸਮਝ ਲਓ ਸਿੱਖ ਹੁੰਦਾ ਕੀ ਹੈ ਉਹ ਪਰਵਾਸ਼ਾ ਦਾ ਹੁੜ ਸਿੱਖ ਦੀ ਹੈ ਜੋ ਉਹ ਨਿਕਲੂਗੀ ਉਹ ਤਾਂ ਨਿਕਲ ਹੁੜ ਨਿਕਲਦੀ ਹੈ ਪਰਵਾਸ਼ਾ ਸਿੱਖ ਹੁੰਦਾ ਕੀ ਹੈ ਇਹ 200 2000 ਦੀ ਗੱਲ ਅਸਪੋਕ ਸਪੋਕਸਮੈਨ ਦਾ ਰੂਮ ਦੇ ਵਿੱਚ ਦੀ ਗੱਲ ਹੈ ਇਹ ਵੀ ਆਦਮੀ ਬੈਠੇ ਦੀ ਫੇਰ ਵੀ ਅਜੀਬ ਜਿਹਾ ਵੈਸੇ ਬਾਦਦਾਰ ਸਿੱਖ ਹੈ ਮੈਂ ਮੰਨਦਾ ਉਹ ਗੱਲ ਸਮਝ ਗਿਆ ਉਦੋਂ ਉਹਨੇ ਮੁੜ ਕੇ ਸਿੱਖ ਦੀ ਗੱਲ ਨਹੀਂ ਕੀਤੀ ਸਿੱਖ ਦੀ ਨਹੀਂ ਗੱਲ ਮੈਂ ਕਹਾਂ ਵੀ ਜਿਹੜੇ ਮਰ ਗਏ ਮਾਰ ਦਿੱਤੇ ਗਏ ਸ਼ਹੀਦ ਜੀ ਨੂੰ ਤੁਸੀਂ ਕਹਿੰਦੇ ਹੋ ਸ਼ਹੀਦ ਕਰ ਦਿੱਤੇ ਗਏ ਤਾਂ ਉਹ ਸਿੱਖ ਸੀ ਨਾ ਜਿਹੜੇ ਬਚੇ ਨੇ ਉਹਨਾਂ ਦੇ ਮਾਪੇ ਉਹ ਸਿੱਖ ਜਦ ਤੂੰ ਉਹਨਾਂ ਨੂੰ ਨਹੀਂ ਸਿੱਖਵਾਂ ਦਾ ਵੋਟ ਨਹੀਂ ਪਾਈ ਉਹਨਾਂ ਦੇ ਜਵਾਬ ਕਿਵੇਂ ਸਿੱਖ ਸੀ ਉਹਨਾਂ ਕੋਲ ਸਿੱਖੀ ਕਿੱਥੋਂ ਆਈ ਸੀ ਤੇਰੇ ਸਿੱਖ ਸੀ ਕਿਹਦੇ ਸਿੱਖ ਸੀ ਕੀ ਤੁਸੀਂ ਭੇਖ ਨੂੰ ਸਿੱਖ ਕਹਦੇ ਹੋ ਸਿੱਖ ਜਾਤੀ ਵਾਚਕ ਸੰਗਿਆ ਅਸੀਂ ਨਹੀਂ ਵੜ ਦੇਣੀ ਤੁਸੀਂ ਜਾਤੀ ਵਾਚਕ ਸੰਗਿਆ ਬਣਾਤਾ ਸਿੱਖ ਨੂੰ ਮੁਸਲਮਾਨ ਇੱਕ ਜਾਤੀ ਵਾਚਕ ਸੰਗਿਆ ਬਣ ਗਿਆ ਸੀ ਜਾਤੀ ਵਾਚਕ ਬਣ ਗਿਆ ਸੀ ਗੁਰਨਾਨ ਕਰੇਗਾ ਮੁਸਲਮਾਨ ਕਹਾ ਬੜੂ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ ਅਟੈਕ ਕੀਤਾ ਸੀ ਉਸ ਗੱਲ ਤੇ ਮੁਸਲਮਾਨ ਨੂੰ ਕਹਣਾ ਚਾਹੀਦਾ ਜੇ ਕੋ ਮੁਸਲਮਾਨ ਹੋਵੇ ਅੱਜ ਅਸੀਂ ਸਾਡੇ ਤੇ ਵੀ ਹੀ ਲਾਗੂ ਜੇ ਕੋਈ ਸਿੱਖ ਹੋਵੇ ਉਹ ਸਿੱਖ ਕਹਾਵੇ ਜੇ ਸਿੱਖ ਕੋਈ ਹੈ ਨਹੀਂ ਉਹ ਸਿੱਖ ਨਾ ਕਹਾਵੇ ਸਿੱਖੀ ਦਾ ਗਿਆਨ ਦੀ ਕੱਲ ਆਈ ਸੀ ਗੱਲੀ ਹੋ ਸਵਾਗਣ ਭੈਣ ਨਾ ਕਬੂ ਮੈਂ ਮਿਲਿਓ ਕੰਤਨ ਕਬੂ ਮੈਂ ਮਿਲਿਓ ਗੱਲ ਕੀ ਸੀ ਇਹੀ ਗੱਲ ਸੀ ਇਹ ਗੱਲਾਂ ਬਾਤਾਂ ਨਾਲ ਸਿੱਖ ਬੜੇ ਹੋਏ ਗੁਰੂ ਦਾ ਗਿਆਨ ਹੈ ਨਹੀਂ ਗੁਰੂ ਕੀ ਹੁੰਦਾ ਗਿਆਨ ਗੁਰੂ ਕੀ ਹੈ ਉਹਦਾ ਪਤਾ ਕੋਈ ਨਹੀਂ ਤੇ ਗੱਲਾਂ ਬਾਤਾਂ ਦਾ ਤੁਸੀਂ ਸਿੱਖ ਬੜੇ ਹੋਏ ਆ ਉਹਨਾਂ ਵਾਸਤੇ ਲਿਖੀ ਸੀ ਪੰਕਤੀ ਸਾਡੇ ਤੇ ਹੈ ਲਾਗੂ ਇਹ ਭਜੋ ਭਜਣ ਕਰਨ ਦਾ ਤੁਹਾਨੂੰ ਦੁਨੀਆ ਤੁਹਾਡੇ ਤੁਹਾਡੇ ਖਿਲਾਫ ਹੈ ਲਿਖਤ ਸਾਰੀ ਗੁਰਬਾਣੀ ਸਾਰੀ ਸਿੱਖਾਂ ਦੇ ਖਿਲਾਫ ਹੈ ਪਹਿਲਾਂ ਸਾਡੇ ਖਿਲਾਫ ਹੈ ਬਾਅਦ ਕਿਸੇ ਹੋਰ ਦੇ ਖਿਲਾਫ ਕਿਉਂਕਿ ਸਾਡੀ ਹੈ ਬਾਣੀ ਨਾ ਮੰਨੋ ਗੁਰੂ ਭਾਜੋ ਫਿਰ ਗੁਰੂ ਬਣੇ ਉਹ ਤੁਹਾਡੇ ਤੇ ਲਾਗੂ ਹੈ ਨਹੀਂ ਬਣੋਗੇ ਭਾਜੋ ਫਿਰ ਇਹ ਸੰਸਾਰ ਹੋ ਜਾ ਤੁਸੀਂ ਫਸ ਗਏ ਤੁਸੀਂ ਫਸ ਗਏ ਗੁਰੂ ਕਹਿ ਕੇ ਕੱਟ ਕੱਟ ਕੇ ਜ਼ਰੂਰ ਫਸ ਗਏ ਬਖੀਆਂ ਜੀਆਂ ਗੁੜ ਤੇ ਲਾਲੇ ਤੇ ਆ ਬੈਠੀਆਂ ਫਸ ਗਈਆਂ ਅਈ ਤਾਂ ਦੇਖਦੇ 60 ਸਾਲ ਦੇ ਵੀ ਫਸਣ ਦੇ ਆਈ ਜਾਓ ਫਸੀ ਜਾਓ ਆਈ ਜਾਓ ਫਸੀ ਜਾਓ ਜੇ ਫਸ ਗਏ ਹੁਣ ਬਚਣ ਕਿੱਥੇ ਭਜਦੀ ਨੇ ਦੇਜੋ ਸੀ ਫਿਰ ਸਿੱਖੀ ਤੋਂ ਕੀ ਕੀ ਘਟਿਆ ਸੀ ਗੁਰੂ ਨੇ ਕੀ ਕਰਾਉਣਾ ਤੋਂ ਗੁਰੂ ਦਾ ਕੋਈ ਨਹੀਂ ਕਰਦਾ ਗੁਰੂ ਦਾ ਸੰਸਾਰ ਹੈ ਸਾਰਾ ਹੀ ਤੁਸੀਂ ਉਹ ਨਹੀਂ ਹੈਗੇ ਉਹਦਾ ਸਾਰਾ ਸੰਸਾਰ ਹੈ ਇਹ ਤੁਹਾਨੂੰ ਪ੍ਰੇਖਾ ਵੀ ਅਸੀਂ ਗੁਰੂ ਵਾਲੇ ਹਾਂ ਗੁਰੂ ਲਫ਼ਜ਼ ਤਾਂ ਵਿੱਚ ਆਇਆ ਹੋਇਆ ਗੁਰੂ ਗੁਰੂ ਤਾਂ ਸਾਰੇ ਬੰਦੇ ਤੂੰ ਤੂੰ ਇਕੱਲੇ ਗੁਰੂ ਬੰਦੇ ਹੋ ਗੁਰੂ ਵਾਲੇ ਸਾਰੇ ਹੀ ਨੇ ਅੰਤਰਾਤਮਾ ਦੀ ਬਾਤ ਸਾਰੇ ਹੀ ਹੈ ਉਹੀ ਗੁਰਦੇਵ ਹੈ ਸਭਾ ਘਟ ਰਾਮ ਬੋਲੇ ਉਹ ਸਾਰੇ ਜੀ ਹੈ ਥੋੜੇ ਜ਼ਿਆਦਾ ਤੁਸੀਂ ਤਾਂ ਉਹਨੂੰ ਕ੍ਰਸ਼ ਕੀਤਾ ਹੋਇਆ ਸਭ ਕ੍ਰਸ਼ ਤਾਂ ਦੁਨੀਆ ਹੀ ਕਰਦੀ ਹੈ ਪਰ ਗੋਲਕ ਤੇ ਗੁਰੂ ਦੇ ਬਾਲ ਤੇ ਨਹੀਂ ਕਰਦੀ ਰਾਜਤਾ ਦੁਨੀਆ ਹੀ ਕਰਦੀ ਹੈ ਪਰ ਗੁਰੂ ਦੇ ਗੋਲਕ ਤੇ ਜਿਹੜਾ ਕਰਦਾ ਉਹ ਹਰੇਕ ਨਹੀਂ ਕਰ ਸਕਦਾ ਉਹ ਸਾਰੇ ਸਿੱਖ ਨਹੀਂ ਕਰ ਸਕਦੇ ਉਹ ਬਹਾਦਰੇ ਕਰ ਸਕਦੇ ਨੇ ਕੋਈ ਮਲੇਸ਼ੀਆ ਕਰ ਸਕਦੇ ਬਹਾਦਰੇ ਨੇ ਜਿਹਨੂੰ ਨਰਕਾਂ ਦਾ ਡਰੇ ਨਹੀਂ ਉਹ ਕਹਿੰਦਾ ਥੋੜੇ ਬਹਾਦਰ ਨੇ ਜਿਹਨੂੰ ਕਹਾਂ ਨਰਕਾਂ ਦਾ ਡਰੇ ਨਹੀਂ ਹੈ ਉਹ ਵੀ ਬਹਾਦਰ ਅਸੀਂ ਤਾਂ ਉਹਨਾਂ ਨੂੰ ਬਹਾਦਰ ਮੰਨਦੇ ਆ ਭਾਈ ਅਸੀਂ ਤਾਂ ਕਮਜ਼ੋਰ ਹਾਂ ਤਾਂ ਗੁਰੂ ਗੁਰੂ ਦਾ ਡਰ ਨਹੀਂ ਗੁਰੂ ਦਾ ਜਿਹਨੂੰ ਡਰ ਨਹੀਂ ਉਹ ਬਹਾਦਰ ਨੇ ਸਤੋ ਆਇਆ ਕਬਰੀ ਹੋ ਸਕਦਾ ਇਹਦਾ ਡਰ ਇਹਨੂੰ ਸੰਖਿਆ ਵੀ ਇਹਦਾ ਕਮਜ਼ੋਰ ਉਹ ਸੰਖਿਆ ਸ਼ਿਵ ਜੀ ਨੇ ਇੱਥੇ ਰੱਖ ਲਿਆ ਦਾ ਸ਼ਿਵ ਜੀ ਦੇ ਭਗਤ ਨੇ ਹੋਰ ਜੀ ਦੇ ਨੇ ਸੰਗਿਆ ਨਿਕਲਿਆ ਸੀ ਸਮੁੰਦਰ ਚੋਂ ਸ਼ਿਵ ਜੀ ਨੂੰ ਦੇਤਾ ਵੀ ਤੂੰ ਤੈਨੂੰ ਤੂੰ ਹਜਮ ਕਰ ਸਕਦਾ ਉਹਨੇ ਇੱਥੇ ਰੱਖ ਲਿਆ ਤਾਂ ਹੀ ਬੀਜੇਪੀ ਨੂੰ ਜੱਫੀ ਬੋਲਦੇ ਨੇ ਸ਼ਿਵ ਜੀ ਦੇ ਭਗਤ ਨੇ ਹੋਰ ਕੀ ਰਹੇ ਬੀਜੇਪੀ ਨਾਲ ਕਦੇ ਜੱਫੀ ਪੈ ਜੂਗੀ ਤਿਲਕ ਤਾਹੀ ਲਵਾ ਲੰਦਰ ਸ਼ਿਵ ਜੀ ਦੇ ਭਗਤਾਂ ਦੀ ਇੱਕ ਭਗਤੀ ਹੈ ਦਸੂ ਗ੍ਰੰਥ ਰੁਦਰ ਭਗਤ ਜਗਤ ਮੋਹਿ ਅਸਲ ਚ ਅਸੀਂ ਰੁਦਰ ਭਗਤ ਸਾਰੇ ਸ਼ਿਵ ਜੀ ਦੇ ਭਗਤ ਸਿੱਖ ਐਸੋ ਰੁਦਰ ਭਗਤ ਜਗਤ ਮੋਹਿ ਸੁਖ ਕੇ ਦਿਵਸ ਸਦਾ ਭਰੈ ਜਿਹੜਾ ਰੁਦਰ ਭਗਤ ਹੈ ਸੰਸਾਰ ਦੇ ਵਿੱਚ ਸੰਸਾਰੀ ਸੁਖ ਦੇ ਦਿਨ ਕਟੀ ਕਰੂਗਾ ਉਹ ਕਰ ਸਕਦਾ ਸਦਾ ਭਰੈ ਮਰੈ ਫਿਰ ਆਵਾ ਜਾਏ ਫਲ ਕਛੁ ਲਹਿਤ ਨਾ ਮੁਖਤ ਕੋ ਜੰਮਣ ਮਰਨ ਚ ਬਣਿਆ ਰਹੂਗਾ ਮੁਕਤੀ ਦਾ ਫਲ ਨੂੰ ਮਿਲਣਾ ਨਹੀਂ ਇਹ ਅਸੀਂ ਸਿੱਖੋ ਇਹ ਦੱਸੋ ਨਹੀਂ ਹੈਗੇ ਇਹ ਅਸੀਂ ਚੀਜ਼ਾਂ ਬੁਗਦੇ ਹਾਂ ਗੁਰਦੁਆਰੇ ਜਾ ਕੇ ਜਿਹਨਾਂ ਨੇ ਮੂਰਤੀਆਂ ਰੱਖੀਆਂ ਸੀ ਆਲੇ ਉਹ ਜਾਣਦੇ ਸੀ ਸਾਰੀ ਗੱਲ ਜਿਹੜੇ ਇਹਨਾਂ ਨੂੰ ਹਿੰਦੂ ਕਹਿੰਦੇ ਨੇ ਜਾਣਦੇ ਨੇ ਸਾਰੀ ਗੱਲ ਇਹਨਾਂ ਦੀ ਫਿਰ ਕਸਰ ਇੰਨੀ ਹੈ ਵੀ ਹਰਮੰਦਰ ਸਾਹਿਬ ਸ਼ਿਮਲੇ ਵੀ ਨਹੀਂ ਰੱਖ ਸਕਦੇ ਉਹ ਜੇ ਇਹਨਾਂ ਨੂੰ ਜ਼ਿਆਦਾ ਕੌੜਾ ਲੱਗਿਆ ਸ਼ਾਇਦ ਕੋਈ ਇਹ ਜੀ ਆਵਾਜ਼ ਵੀ ਉੱਠ ਕੜੇ ਵੀ ਭਾਈ ਇਹਨੂੰ ਗੁੜ ਚੱਕੇ ਦਿਓ ਕਿਤੇ ਹੋਰ ਰੱਖ ਜੇ ਸੰਸਾਰੀ ਸੁਖ ਅਸੀਂ ਮੰਗਦੇ ਆ ਧਰਮ ਚੋਂ ਜੇ ਸੰਸਾਰੀ ਸੁਖ ਮੰਗਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਇਹਨੂੰ ਸ਼ਿਵਲਿੰਗ ਸਮਝਦੇ ਅਸੀਂ ਹੋਰ ਨਹੀਂ ਕੋ ਸਮਝਦੇ ਹੋਰ ਨਹੀਂ ਕੋ ਸਮਝਦੇ ਫਿਰ ਅਸੀਂ ਜਿਵੇਂ ਉਹ ਸ਼ਿਵਲਿੰਗ ਦੀ ਪੂਜਾ ਕਰਦੇ ਨੇ ਅਸੀਂ ਐਵੇਂ ਪੂਜਾ ਕਰਦੇ ਜੀ ਕਿਉਂਕਿ ਰੁੱਦਰ ਭਗਤ ਜਗਤ ਬਾਹਲੇ ਸੁਖ ਕੇ ਦਿਵਸ ਸਦਾ ਪਰ ਜੇ ਸੰਸਾਰੀ ਸੁਖ ਵਾਸਤੇ ਅਸੀਂ ਪੂਜਾ ਕਰਦੇ ਹਾਂ ਸੰਸਾਰੀ ਸੁਖ ਵਾਸਤੇ ਹੀ ਅਸੀਂ ਸਿੱਖੀ ਤਾੜ ਕੀਤੀ ਹੈ ਸੰਸਾਰੀ ਸੁਖ ਵਾਸਤੇ ਹੀ ਅਸੀਂ ਦਾਨ ਪੁੰਨ ਕਰਦੇ ਹਾਂ ਸੰਸਾਰੀ ਸੁਖ ਵਾਸਤੇ ਹੀ ਅਸੀਂ ਪਾਠ ਪੂਜਾ ਕਰਦੇ ਹਾਂ ਫਿਰ ਅਸੀਂ ਰੁੱਦਰ ਭਗਤ ਹਾਂ ਬਰੇ ਬਰਾਵਾ ਜਾਏ ਜੇ ਅਸੀਂ ਮੁਕਤੀ ਦੀ ਅਰਦਾਸ ਹੀ ਨਹੀਂ ਕਰਦੇ ਜਦ ਉਹ ਮਨ ਕੱਟਣ ਦੀ ਅਰਦਾਸ ਹੀ ਨਹੀਂ ਕਰਦੇ ਸਾਡੀ ਇੱਛਾ ਹੀ ਨਹੀਂ ਸਾਡੀ ਭੁੱਖੇ ਦੀ ਫਿਰ ਅਸੀਂ ਦੁੱਧਰ ਭੁਗਤਾ ਤੇ ਮੁਕਤੀ ਦਾ ਫਲ ਤਾਂ ਤੁਹਾਨੂੰ ਮਿਲਣਾ ਨਹੀਂ ਦਾ ਸਾਨੂੰ ਲੋੜ ਹੈ ਮੁਕਤੀ ਦੇ ਫਲ ਦੀ ਫਲ ਕੱਚ ਰਹਿਤ ਨਾ ਇਹ ਭਗਤੀ ਦਾ ਸੁਗ੍ਰੰਥ ਚ ਇਸ ਕਰਕੇ ਇਹਨਾਂ ਦਾ ਬਣ ਜਾਂਦੀ ਉਹਨਾਂ ਦਾ ਗੱਲ ਸਾਡੀ ਨਹੀਂ ਬਣ ਸਕਦੀ ਕਿਸੇ ਸੂਰਤ ਨਹੀਂ ਬਣ ਸਕਦੀ ਉਹਨਾਂ ਨੂੰ ਦਸ ਉਪਰੰਤ ਪੜਨ ਵਾਲਿਆਂ ਦੀ ਨਹੀਂ ਬਣ ਸਕਦੀ ਉਹਨਾਂ ਨੂੰ ਕਦੇ ਜਿਹੜੇ ਨਹੀਂ ਪੜਦੇ ਉਹਨਾਂ ਦੀ ਬਣ ਜੂਗੀ ਸਬੋਕਸਨ ਬਣਾ ਲੂਗਾ ਕਿਉਂ ਉਹਨੂੰ ਰੁਦਰ ਭਗਤੇ ਹੋਰ ਵੀ ਮਾਇਆ ਚਾਹੀਦੀ ਉਹਨੂੰ ਕੋਈ ਚਾਹੀਦਾ ਉਹ ਬਣਾ ਲੂਗਾ ਉਹਨਾਂ ਨਾਲ ਵੀ ਬਣਾ ਲੂਗਾ ਉਹ ਤਾਂ ਉਤੋਂ ਤੋਂ ਪਖੰਡ ਹੈ ਜਿਵੇਂ ਬਿਸਰਾ ਬਣ ਤੇ ਪਹਿਲਾਂ ਪਹਿਲਾਂ ਸੀ ਜਿਹੜੇ ਜਾਇਦਾਰ ਸੀ ਪਿਛਲਾ ਮਰਦ ਜਦ ਤੇ ਉਹ ਸਪੇਸ ਖਾਲੀ ਨਹੀਂ ਸੀ ਹੋਈ ਜਗ੍ਹਾ ਵੇਲੀ ਨਹੀਂ ਸੀ ਹੋਈ ਜਾਂਦੀ ਲੜਦੇ ਸੀ ਜਾਂ ਵੇਲੀ ਹੋ ਗਈ ਰਾਜ ਕੈਪਟਲ ਇਹ ਸਾਰੇ ਕਰ ਲੈਣਗੇ ਕੰਪਰੋਮਾਈਜ਼ ਸਾਰੇ ਕਰ ਲੈਂਦੇ ਹੁੰਦੇ ਨੇ ਜਿਸੇ ਤੇ ਆਵੋ ਸੱਚ ਸਮਾਵੋ ਉਸ ਬਿੱਟੋ ਕੁਰਬਾਨ ਕੀਆ ਰਾਮ ਕਿਸੇ ਨੇ ਜੋ ਯੁਕਤਾ ਕੀ ਹੈ ਰੁਦਰ ਭਲਦੇ ਹੋ ਉਹ ਯੁਕਤਾ ਜਿਹੜਾ ਇਹਦਾ ਰਾਈਟਰ ਹੈ ਸਪੋਕਸਮੈਨ ਦਾ ਉਹ ਕੀ ਹੈ ਉਹਦੇ ਨਾਲ ਮੇਲ ਹੋਣਾ ਰੁਦਰ ਭਗਤੀ ਹੈ ਉਹਨੂੰ ਸਿੱਖ ਬਣਾ ਲਿਆ ਉਹਦਾ ਇਹ ਦੂਆ ਕੱਟੜ ਇਹਦਾ ਰਾਈਟਰ ਹੈ ਕਿਹੜਾ ਸਿੱਖ ਰਾਈਟਰ ਹੈ ਦੇਖੋ ਨਾ ਆਪ ਸਿੱਖਾ ਨਾ ਇਹਦੇ ਨਾਲ ਕੋਈ ਸਿੱਖ ਹੈ ਹਾਂ ਉਹ ਸਿੱਖ ਨੇ ਇਹਦੇ ਨਾਲ ਜਿਹਨੂੰ ਜੋ ਪਤਾ ਨਹੀਂ ਇਹਨੂੰ ਤਾਂ ਪਤਾ ਸਾਰੀ ਗੱਲ ਦਾ ਇਹ ਤਾਂ ਦੱਸੀ ਹੋਈ ਹੈ ਮੇਰੀ ਸਾਰੀ ਗੱਲ ਇਹ ਤਾਂ ਸਮਝਦਾ ਸਾਰੀ ਗੱਲ ਮੰਨਦਾ ਨਹੀਂ ਮਾਇਆ ਬਦਲ ਦਿੰਦੀ ਹੈ ਮਾਈ ਮਾਇਆ ਬਰ ਮਾਇਆ ਹੱਥ ਬਗਾਨਾ ਮਾਇਆ ਦੇ ਹੱਥ ਵਿਗਿਆ ਹੋਇਆ ਹੈ ਭਾਈ ਮਨ ਮਾਇਆ ਹੱਥ ਬਗਾਨੂ ਤਾਂ ਮਾਇਆ ਵਿਗਿਆ ਹੋਇਆ ਹੈ ਤਾਂ ਰੋਜ਼ ਚਿੱਠੀ ਹੋਈ ਮਾਇਆ ਦੀ ਇਕੱਠੀ ਭੇਜਦਾ ਉੱਚਾ ਦਰਵਾਜ਼ੇ ਬਾਬੇ ਨਾਨਕ ਦਾ ਕਿੱਥੇ ਲਿਖਿਆ ਹੋਇਆ ਇਹਨੂੰ ਪੁੱਛੇ ਉਹਨਾਂ ਨੂੰ ਕਹਿੰਦਾ ਕੱਚੀਆਂ ਤਾਂ ਤੇਰੀ ਪੱਕੀ ਕਿੱਥੇ ਹੋ ਗਈ ਹੈ ਗੱਲਾਂ ਗਈਆਂ ਬਹੁਤ ਦੂਰ ਲੰਘੀਆਂ ਪਿੱਛੇ ਜਦੋਂ ਇਹਨਾਂ ਗੱਲਾਂ ਨਾਲ ਲੋਕ ਮਗਰ ਲੱਗਦੇ ਨੇ ਸਿੱਖ ਉਹ ਤਾਂ ਬਹੁਤ ਪਿੱਛੇ ਹੈਗੀ ਤੇ ਬੰਦੀਆਂ ਦੀ ਪੁਜਾਰੀ ਰਹਿੰਦੀ ਕਿਸੇ ਤੇ ਆਓ ਸੱਚ ਸਮਾਵੋ ਤਿਸੇ ਵਿਟੋ ਕੁਰਬਾਨ ਕੀਆ ਕਿਸੇ ਤੇ ਆਓ ਸੱਚ ਸਮਾਵੋ ਉਹਨੂੰ ਤੇ ਆਓ ਸੱਚ ਕੋ ਦੇ ਜਿਹੜਾ ਇਹ ਤੋਂ ਅਮਰ ਹੋ ਗਿਆ ਇੱਕ ਹੋਰ ਵੀ ਹੈ ਦਾਸ ਗੁਰ ਵੀ ਅਮਰ ਹੈ ਇੱਕ ਸਭ ਦੇ ਅੰਦਰ ਦਾਸ ਗੁਰ ਹੈ ਸਭ ਦੇ ਅੰਦਰ ਜਿਹੜਾ ਅੰਤਰ ਆਤਮਾ ਹੈ ਨਾ ਉਹ ਅਮਰ ਹੈ ਉਹ ਨਹੀਂ ਮਰਦਾ ਸਤਗੁਰ ਮੇਰਾ ਸਦਾ ਸਦਾ ਆਵੇ ਨਾ ਜਾਏ ਉਹ ਵਿਨਾਸ਼ੀ ਪੁਰਖ ਹੈ ਸਭ ਰਿਹਾ ਸੁਭਾਏ ਉਹ ਅਵਰਦਾਸ ਹੈ ਉਹ ਗੁਰਬੀ ਹੈ ਉਹ ਇਹਨੂੰ ਸਿੱਖਿਆ ਵੀ ਦੇਣ ਵਾਲਾ ਗੁਰੇ ਕੰਮ ਤੇ ਬਚਾਉਣ ਵਾਲਾ ਵੀ ਹੈ ਪਰ ਉਹਨੇ ਰੂਹ ਐਡੇ ਸਰੀਰ ਚ ਕਰਕੇ ਛੱਡ ਦਿੱਤਾ ਇਹ ਹੁਣ ਉਹਦੀ ਸੁਣਦਾ ਨਹੀਂ ਤੇ ਸੁਰਤ ਧਿਆਨ ਛੱਡ ਦਿੱਤਾ ਉਹਨੇ ਆਪਣੇ ਕਾਬੂ ਤੋਂ ਇਹ ਬੇਕਾਬੂ ਹੋ ਤੋ ਮਾਇਆ ਜਕਬਾ ਲਾਤਾ ਤਿਰਕੁੜੀ ਜੇ ਉੜਦਾ ਹੀ ਤਿਰਕੁੜੀ ਜੇ ਲੱਗਦਾ ਜੋ ਤਿਰਕੁੜੀ ਤੋਂ ਬਾਹਰ ਕਮਾਈ ਕਰਕੇ ਲਿਆਉਣ ਨੂੰ ਛੱਡਿਆ ਸੀ ਉਹ ਨਹੀਂ ਲਿਆ ਰਿਹਾ ਜੋ ਗਿਆਨ ਇਹਨੂੰ ਪ੍ਰਾਪਤ ਕਰਨ ਵਾਸਤੇ ਤਿਰਕੁੜੀ 'ਚ ਭੇਜਿਆ ਸੀ ਉਹਦੇ ਬਜਾਏ ਕੁਝ ਹੋਰ ਕਰਨ ਲੱਗਿਆ ਉਹਦਾ ਚੇਤਾ ਕਰਾਇਆ ਗੁਰਬਾਣੀ ਨੇ ਸਿਮਰਨ ਉਹਦਾ ਕਰਾਇਆ ਗੁਰਬਾਣੀ ਨੇ ਵੀ ਆਹ ਨਾ ਕਰ ਆਹ ਕਰਨ ਵਾਸਤੇ ਤੈਨੂੰ ਕਿ ਜਰੂਰ ਮਿਲਿਆ ਸੀ ਜਿਹੜਾ ਤਾਂ ਇਹਨੂੰ ਮੰਨ ਲੂਗਾ ਜੋ ਅਸੀਂ ਕਰ ਰਹੇ ਹਾਂ ਸੰਸਾਰ ਕਰ ਰਿਹਾ ਉਹਨੂੰ ਛੱਡ ਕੇ ਦੂਆ ਪਾਸਾ ਬਦਲ ਲੂਗਾ ਉਹ ਤਾਂ ਸਿੱਖ ਹੋ ਜਾਊਗਾ ਉਹਦੀ ਤਾਂ ਸਿੱਖਿਆ ਸਟਾਰਟ ਹੋ ਜੂਗੀ ਸੰਸਾਰ ਤੋਂ ਵੱਖਰਾ ਰਸਤਾ ਹੋ ਜੂ ਉਹਦਾ ਸਿੱਖ ਦਾ ਰਸਤਾ ਹੀ ਰਸਤੇ ਨਾਲ ਮਿਲਦਾ ਹੀ ਨਹੀਂ ਬਸ ਉਹ ਆਊਟਰ ਦੇ ਸੰਸਾਰ ਨੂੰ ਜਿਹੜਾ ਸਿੱਖੋ ਹੁੰਦਾ ਨਾ ਮਾਰ ਗਿਆ ਦਾ ਹੋਰ ਰਸਤਾ ਹੀ ਹੋਰ ਸੰਸਾਰ ਦਾ ਰਸਤਾ ਹੀ ਹੈ ਨਹੀਂ ਜੇ ਪੈਂਡੇ ਲੂਟੀ ਪਨਿਹਾਰੀ ਪਨਿਹਾਰੀ ਕੌਣ ਸੀ ਆ ਪਾਣੀ ਦੇ ਬੁਲਬਲੇ ਨੂੰ ਜਿਹੜੀ ਲਈ ਫਿਰਦੀ ਸੀ ਪਰਿਆਰੀ ਸੀ ਫੁੱਟਣਾ ਜਾਵੇ ਇਹ ਬੜਾ ਡਰ ਸੀ ਨਾ ਫੁੱਟ ਜਾਵੇ ਬੁਲਬਲਾ ਪਾਣੀ ਦਾ ਬੁਲਬਲਾ ਨੇ ਸਰੀਰ ਇਹਦੇ ਫੁੱਟਣ ਦਾ ਜਿਹਨੂੰ ਸਾਰਾ ਦਿਨ ਡਰ ਸੀ ਨਾ ਉਹ ਪਰਿਆਰੀ ਹੈ ਸਾਡੀ ਦਾ ਬੁੱਧੀ ਪਰਿਆਰੀ ਬਣੀ ਫਿਰਦੀ ਆ ਇਹਦਾ ਹੀ ਚਿੰਤਾ ਲੱਗੀ ਹੈ ਇਹਨੂੰ ਸਾਰਾ ਦਿਨ ਇਹ ਫੁੱਟ ਨਾ ਜਾਵੇ ਜਦ ਕੇ ਜੰਮਣ ਇਹ ਫੁੱਟਣਾ ਹੁਕਮ ਨਾਲ ਨਾ ਇਹਦੇ ਕਹੇ ਤੇ ਬਣਿਆ ਨਾ ਇਹਦੀ ਇੱਛਾ ਨਾਲ ਬਣਿਆ ਨਾ ਇਹਦੀ ਇੱਛਾ ਨਾਲ ਫੁੱਟਣਾ ਜਦ ਜਿੱਦਣ ਫੁੱਟਣਾ ਇਹਦੇ ਰੋਕਿਆ ਰੁਕਣਾ ਨਹੀਂ ਇਹਨੂੰ ਕੌਣ ਸਮਝਾਵੇ ਇਹ ਗੱਲ ਜੇ ਪੈਂਡੇ ਲੂਟੀ ਪਨਿਹਾਰੀ ਇਹ ਪੈਂਡਾ ਇਹਨੂੰ ਬਚਾਉਂਦੀ ਬਚਾਉਂਦੀ ਸਭ ਕੁਝ ਬੋਆ ਬੈਠੀ ਜੀਵ ਨੇ ਬੈਠੀ ਜਿਹਦੇ ਨੂੰ ਸਾਹ ਵੇਲੇ ਤੇ ਸਾਰੇ ਖਤਮ ਹੋ ਗਏ ਇਹਨੇ ਕੱਖ ਵੀ ਨਹੀਂ ਕੀਤਾ ਇਹਦੇ ਤੇ ਧਿਆਨ ਰੱਖਿਆ ਸੋ ਪੈਣਾ ਸੰਤਨ ਦੁਰਾਰੀ ਉਹ ਤਾਂ ਬਹੁਤ ਦੂਰ ਛੱਡਦਾ ਪੈਣਾ ਅਲੱਗ ਛੱਡਦਾ ਸਿੱਖੋ ਰੇ ਅਸਲ ਚ ਸਿੱਖ ਹੀ ਸੰਤ ਹੈ ਅਸਲੀ ਸੰਤ ਸਿੱਖ ਹੈ ਜਿਹੜਾ ਉਹ ਪੈਣਾ ਦੂਰ ਛੱਡਦਾ ਉਹ ਸਿੱਖ ਹੈ ਉਹ ਸੰਤ ਸੋ ਪੈਣਾ ਸੰਸੰਗ ਦੂਰ ਪੈਣਾ ਉਹ ਤਾਂ ਅਲੱਗ ਛੱਡ ਦਿੱਤਾ ਉਹ ਤਾਂ ਮਾਇਆ ਦਾ ਪੈਂਡੇ ਦੇ ਵਿੱਚ ਤਾਂ ਸੰਤ ਚੱਲਦਾ ਹੀ ਨਹੀਂ ਹੈ ਬਾਹਰ ਕਿੰਨੀ ਬਾੜ ਇਹਨੇ ਤਾਂ ਬਾਹਰ ਬਾੜ ਕੀਤੀ ਹੋਈ ਮਾਇਆ ਤੋਂ ਮਾਇਆ ਦਾ ਬਹੁਤ ਦੂਰ ਤੱਕ ਹੈ ਅਤੇ ਕੁਮਾਏ ਮਾਇਆ ਚਾਰੇ ਪਾਸੇ ਇਹ ਤਾਂ ਦੂਰ ਜਾਣ ਵਾਸਤੇ ਉਹਦਾ ਅੰਤਰਮੁਖੀ ਅੰਤਰ ਧਿਆਨ ਜਿਹੜਾ ਅੰਤਰ ਧਿਆਨ ਹੈ ਉਹਦਾ ਰਸਤਾ ਹੋਰ ਹੈ ਜਿਹੜਾ ਬਾਹਰ ਧਿਆਨ ਮਾਇਆ ਚ ਉਹਦਾ ਰਸਤਾ ਹੋਰ ਹੈ ਜਿਹੜਾ ਬਾਹਰੋਂ ਖੋਜਦਾ ਹੈ ਉਹਦਾ ਰਸਤਾ ਹੋਰ ਹੈ ਜਿਹੜਾ ਅੰਦਰੋਂ ਖੋਜਦਾ ਉਹਦਾ ਰਸਤਾ ਹੋਰ ਜਿਹੜਾ ਨਿਰਾਕਾਰੀ ਸੁਖ ਖੋਜਦਾ ਅੰਦਰੋਂ ਖੋਜਦਾ ਜਿਹੜਾ ਬਾਹਰੋਂ ਖੋਜਦਾ ਸੰਸਾਰੀ ਸੁਖ ਖੋਜਦਾ ਜਿਹੜਾ ਨਾਮ ਤਾਂ ਖੋਜਦਾ ਉਹਨੂੰ ਅੰਦਰ ਖੋਜਣਾ ਪਊਗਾ ਜਿਹਨੇ ਸੰਸਾਰੀ ਤਾਂ ਖੋਜਣਾ ਉਹਨੂੰ ਬਾਹਰੋਂ ਖੋਜਣਾ ਪਊਗਾ